तो वतन करूं तुम अनक बेद रह न पाऊंगी जाओ चुप रहो हर हर भजो नानक नाम परी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੰਨਿਆ ਦਾ ਬਣੇ ਨਿੰਨਿਆ ਉੱਥੋਂ ਪੜਦੇ ਸੀ ਸਕੂਲਾਂ 'ਚ ਕਹਿੰਦੇ ਨਿੰਨਿਆ ਖਾਲੀ ਗੰਗਾ ਖਾਲੀ ਐਸੇ ਗੁਰੂ ਸਾਹਿਬ ਨੇ ਗੰਗਾ ਵੀ ਖਾਲੀ ਨਹੀਂ ਆਣ ਦਿੱਤਾ ਉਹ ਨਿੰਨਿਆ ਆ ਗਿਆ ਨਿੰਨਿਆ ਉਹ ਤੇ ਨਿੰਨਿਆ ਵੀ ਖਾਲੀ ਹੈ ਕਹਿੰਦੇ ਨਿੰਨਿਆ ਤੋਂ ਜਦ ਕਹਿੰਦੇ ਨਿੰਨਿਆ ਯਤਨ ਕਰੋ ਬਹੁਤ ਰਹਿਣ ਨਾ ਪਾਵੋ ਉਮੀਦ ਨਿੰਨਿਆ ਸੱਤ ਦੀ ਉਪਦੇਸ਼ ਦਿੱਤਾ ਸੰਸਾਰ ਦੀ ਜਿਹੜੀ ਰੋਟੀ ਹੈ ਕਹਿੰਦੇ ਨੰਗਾ ਜਦ ਪੜਦੇ ਪੜਦੇ ਹੁੰਦੇ ਸੀ ਕਹਿੰਦੇ ਨੰਗਾ ਖਾਲੀ ਇੱਥੇ ਨੰਗੇ ਦਾ ਗਿਆਨ ਸਿਆ ਤੋਂ ਪੜ ਕੇ ਆਏ ਗਿਆਨ ਗਿਆਨ ਅਸਲ ਤੇ ਲੱਗ ਜੇ ਗਿਆਨ ਹੈ ਉਹ ਜਿਹੜਾ ਸਾਡਾ ਆ ਜਿਹੜਾ ਏਰੀਆ ਆਪਣਾ ਪੰਜਾਬ ਦਾ ਮੈਂ ਹੁਣ ਕਹਿਣ ਲੱਗੇ ਇਹਨੂੰ ਮਦਰ ਦੇਸ਼ ਕਹਿੰਦੇ ਨੇ ਦਸਮ ਪਾਸ਼ਾ ਮਦਰ ਦੇਸ਼ ਹਮ ਕੋ ਲੈ ਆਏ ਕਹਿੰਦੇ ਯਤਨ ਕਰੋ ਤੁਮ ਮੁਕਤੀ ਕਹਿੰਦੇ ਰਹਿਣ ਨਾ ਪਾਵੋ ਉਮੀਦ ਹੈ ਮਿੱਤਰੋ ਦੇਖੋ ਮਿੱਤਰ ਕਹਿੰਦੇ ਨੇ ਜੇਲੇ ਨੂੰ ਗੁਰੂ ਸਾਹਿਬ ਮਿੱਤਰ ਕਹਿ ਕੇ ਉਪਦੇਸ਼ ਕਰ ਰਹੇ ਨੇ ਸੰਗਤ ਨੂੰ ਕਹਿੰਦੇ ਯਤਨ ਕਰੋ ਤੁਮ ਬਹੁਤ ਦੀ ਰਹਿਣ ਨਾ ਪਾਵੋ ਉਮੀਦ ਕਹਿੰਦੇ ਯਤਨ ਕਰਕੇ ਦੇਖ ਵੀ ਰਹੇ ਨੇ ਯਤਨ ਲੋਕ ਕਰ ਰਹੇ ਨੇ ਕਰਦੇ ਵੀ ਰਹੇ ਨੇ ਸਰੀਰ ਕਰਕੇ ਕੋਈ ਹਮੇਸ਼ਾ ਵਾਸ ਰਿਹਾ ਹੋਵੇ ਇਹ ਸਾਡੇ ਕੋਲ ਕੋਈ ਰਿਕਾਰਡ ਨਹੀਂ ਇੱਕ ਵੀ ਕੋਈ ਕੇਸ ਐਸਾ ਕੋ ਰੇਅਰ ਕੇਸ ਹੋਵੇ ਤੇ ਕਿੱਦਾਂ ਹੀ ਹੋਵੇ ਕੋਈ ਕੋਈ ਐਸਾ ਕੇਸ ਨਹੀਂ ਇਸ ਕਰਕੇ ਕਹਿੰਦੇ ਜਦੋਂ ਤੁਸੀਂ ਕਰ ਵੀ ਰਹੇ ਹੋ ਕਰਦੇ ਰਹੇ ਵੀ ਹੋ ਪਿੱਛੇ ਇਹ ਕਹਿੰਦੇ ਰਹਿ ਨਹੀਂ ਜਾ ਸਕਦਾ ਸਰੀਰ ਕਰਕੇ ਆਤਮਾ ਕਰਕੇ ਤਾਂ ਵੀ ਨਹੀਂ ਕਹਿੰਦੇ ਰਹਿਣ ਦਾ ਸਫਾਲ ਹੈ ਮੁਨੀ ਜਨ ਜਿਹੜੇ ਹਰ ਕਹਿੰਦੇ ਕੋਟ ਸੁਧਾਰੇ ਕਰ ਮੁਨੀ ਜਨ ਠੀਕ ਹੈ ਫਿਰ ਉਹ ਕਹਿੰਦਾ ਜੀਵਤ ਦੇਖੇ ਜਿਨ ਹਰ ਹਰ ਧਿਆਇਆ ਜੀਵਤ ਦੇਖੇ ਨੇ ਹੈਗੇ ਨੇ ਦੇਖੇ ਆ ਦੇਖ ਲੈ ਕਿਉਂਕਿ ਆਤਮਾ ਕਰਕੇ ਪੇਖਿਆ ਜਾ ਸਕਦਾ ਆਤਮਾ ਕਰਕੇ ਤਾਂ ਜਨਮ ਹੀ ਕੋਈ ਕਿਤੇ ਕਹਿੰਦਾ ਜੀਵਤ ਦੇਖੇ ਜਿਨ ਹਰ ਹਰ ਧਿਆਇਆ ਜਿਹਨੇ ਹਰ ਤੇ ਧਿਆਨ ਰੱਖਿਆ ਉਹ ਜਿੰਦੇ ਰਹੇ ਨੇ ਹੈਗੇ ਵੀ ਨੇ ਗਰੀ ਕਿਤੇ ਇਸ ਕਰਕੇ ਜਿਹੜੇ ਜਤਨ ਨੇ ਤੁਹਾਡੇ ਅਸਫਲ ਨੇ ਇਹ ਜਤਨ ਤੁਹਾਡਾ ਨੂੰ ਦੂਰ ਪੈਣ ਵਾਲਾ ਨਹੀਂ ਹੈ ਇਹ ਤੁਹਾਡਾ ਪਰ ਜਿਆਦਾ ਨੇ ਜਿਹੜੇ ਕਰ ਰਹੇ ਹੋ ਚਾਹੇ ਮੇਕਅਪ ਵਿਧੀਆਂ ਨਾ ਕਰ ਰਹੇ ਕੋਈ ਦਵਾਈਆਂ ਬਣਾ ਰਹੇ ਨੇ ਕੋਈ ਐਸੀਆਂ ਤਕਨੀਕਾਂ ਬਣਾ ਰਹੇ ਨੇ ਵੀ ਸਰੀਰ ਕਰਕੇ ਜਿਹੜਾ ਉਹ ਅਸੀਂ ਰਹਿ ਸਕੇ ਰਹਿ ਸਕੀਏ ਪਰ ਕਹਿੰਦੇ ਜਦ ਨਾ ਸਫਲ ਨੇ ਹਾਂਜੀ ਰਹਿਣ ਨਾ ਤਾਂ ਮੀਤ ਕਰੋ ਹਰ ਹਰ ਭਜੋ ਨਾਨਕ ਨਾਮ ਪ੍ਰੀ ਕਹਿੰਦੇ ਇੱਕ ਤਰੀਕਾ ਹੈਗਾ ਬਾਕੀ ਸਾਰੀਆਂ ਵਿਧੀਆਂ ਤਾਂ ਦੱਸਦੀਆਂ ਹੋ ਕਹਿੰਦੇ ਜੀਵਤ ਰਹੋ ਤਾਂ ਹਰ ਭਜੋ ਹਰ ਭਜੋ ਦਾ ਮਤਲਬ ਹੈ ਤੁਸੀਂ ਆਪਣੇ ਮੂਲ ਨਾਲ ਜੁੜ ਜਾਓ ਆਪਣੇ ਮੂਲ ਨਾਲ ਜੁੜ ਜਾਓ ਜੀਤੇ ਜਿਉਂਦੇ ਰਹਿ ਸਕਦੇ ਹੋ ਇਹ ਇੱਕ ਨਵੀਂ ਗੱਲ ਹੈ ਭਈ ਇਹ ਸੰਸਾਰ ਦੇ ਗਲੇ ਤੋਂ ਥੱਲੇ ਨਿਕਲ ਚੁੱਕੀ ਗੱਲ ਹੈ ਇਹ ਇਹਦੇ ਨੇ ਵਿਸ਼ਵਾਸ ਕਰਨਾ ਔਖਾ ਹੁੰਦੀ ਹੈ ਵੀ ਜਿੰਦੇ ਵੀ ਅਸੀਂ ਰਹਿ ਸਕਦੇ ਹਾਂ ਇਸ ਤੋਂ ਬਿਨਾ ਇਹ ਗੱਲ ਥੋੜੀ ਜੀ ਤੇ ਵਿਸ਼ਵਾਸ ਨਾ ਇਹ ਔਖਾ ਹੁੰਦਾ ਇਹ ਵਿਸ਼ਵਾਸ ਕਰਨ ਲਗਾਤਾਰ ਇਹ ਜੇ ਅਸੀਂ ਪ੍ਰੋਸੀਜਰ ਅਡਾਪਟ ਕਰ ਲਈਏ ਕਹਿੰਦੇ ਹਰ ਮਤਲਬ ਜੁੜ ਜੋ ਫਿਰ ਦੇਖੋ ਤੁਸੀਂ ਜਿਉਂਦੇ ਰਹਿੰਦੇ ਹੋ ਇਹਦੇ ਇੱਕ ਤਰੀਕਾ ਤਾਂ ਦੱਸਦਾ ਤੁਸੀਂ ਆਪਣੇ ਅੰਤਰਾਤਮਾ ਨਾਲ ਜੁੜ ਜਾਓ ਤੁਸੀਂ ਦੇਖੋ ਜਦੋਂ ਕੋਈ ਬਹੁਤ ਹੀ ਜ਼ਿਆਦਾ ਕੋਈ ਸਾਡੂ ਬਿਪਤਾ ਪੈਂਦੀ ਹੈ ਪਰ ਜੇਕਰ ਵੀ ਮੌਤ ਦਾ ਕਹਿੰਦਾ ਬਾਲ-ਬਾਲ ਬਚੇ ਜਦੋਂ ਮੌਤ ਨੂੰ ਅਸੀਂ ਬਹੁਤ ਨੇੜੇ ਦੇਖਦੇ ਹਾਂ ਕਈ ਵਾਰੀ ਜ਼ਿੰਦਗੀ 'ਚ ਐਸੇ ਹੁੰਦੇ ਨੇ ਉਦੋਂ ਦੇਖਿਆ ਕਰੋ ਕੀ ਪੋਜੀਸ਼ਨ ਹੁੰਦੀ ਹੈ ਉਦੋਂ ਫੱਟ ਜਿਹੜੀ ਸੁਰਤ ਹੈ ਸਾਡੀ ਅੰਦਰ ਹਰਮਾ ਜੁੜਦੀ ਹੈ ਜਦੋਂ ਕੋਈ ਆਸਰਾ ਨਹੀਂ ਨਾ ਹੁੰਦਾ ਜਦੋਂ ਕੋਈ ਆਸਰਾ ਨਹੀਂ ਰਹਿੰਦਾ ਫਿਰ ਅਸੀਂ ਲੱਗਦਾ ਕਿ ਹੁਣ ਤਾਂ ਅਸੀਂ ਗਏ ਅੱਜ ਉਦੋਂ ਜਦੋਂ ਅਸੀਂ ਨੇੜੇ ਹੋ ਕੇ ਮੌਤ ਨੂੰ ਦੇਖਦੇ ਹਾਂ ਉਦੋਂ ਪਤਾ ਲੱਗਦਾ ਕਿ ਹਰ ਨਾਲ ਜੁੜੇ ਦਾ ਕੀ ਫਾਇਦਾ ਕਿ ਹਰ ਨਾਲ ਜੁੜੇ ਤੇ ਪੋਸੀਬਲ ਹੈ ਜਿਹੜੀ ਗੁਰਬਾਣੀ ਦੀ ਆਸੰਤੀ ਕਹਿ ਰਹੀ ਹੈ ਇਹ ਕਹਿੰਦੇ ਅੱਖਾਂ ਮੀਟ ਕੇ ਗੁਰੂ ਕਹਿੰਦੇ ਸਾਡੇ ਤੇ ਵਿਸ਼ਵਾਸ ਨਾ ਕਰੋ ਗੁਰਬਾਣੀ ਕਹਿੰਦੀ ਆ ਪਰਖੇ ਗੁਰ ਕੀ ਬਾਤ ਖਰੀ ਜੋ ਗੁਰੂ ਨੇ ਕਹੀ ਹੈ ਖਰੀ ਹੈ ਉੱਤਰਦੀ ਹੈ ਕਿ ਨਹੀਂ ਉੱਤਰਦੀ ਕਹਿੰਦੇ ਪਰਖ ਕੇ ਦੇਖੋ ਹੁਣ ਪਰਖ ਕੇ ਕਿਵੇਂ ਦੇ ਪਰਖਣ ਦਾ ਤਰੀਕਾ ਇੱਕ ਹੈ ਜਿਹੜੀ ਦੇਖ ਚੁਕਾਉਂਦੀ ਹੈ ਬੀਬੀ ਬਾਹਰ ਇੱਕ ਤਾਂ ਇਹ ਹੈ ਇਹ ਸਰੀਰ ਦੇ ਹੁੰਦੇ ਹੀ ਸਰੀਰ ਛੁੱਟ ਜਾਂਦਾ ਹੈ ਨਹੀਂ ਤਾਂ ਜਿਹੜਾ ਛੱਕਦਾ ਸੀ ਉਹ ਹੁੰਦਾ ਉਹਨੂੰ ਤਾਂ ਪਤਾ ਹੈ ਉਹਨੇ ਇਸੇ ਤਰੀਕੇ ਨਾਲ ਜਿਹੜਾ ਕੁਰਬਾਨੀ ਨਾਲ 20 ਦਿਸਵੇ 20 ਦਿਸਵੇ ਮਤਲਬ ਪੂਰੀ ਤਰ੍ਹਾਂ ਨਾਲ ਜੇ ਕੁਰਬਾਨੀ ਦੇ ਹੋਸਾ ਮੰਨ ਕੇ ਚੱਲੇ ਪਹਿਲਾਂ ਜਵਾ ਕੇ ਹਟ ਜਵੇ ਤਾਂ ਉਹਨੂੰ ਇਹ ਗੱਲ ਯਕੀਨ ਹੋ ਜਾਂਦੀ ਹੈ ਵੀ ਹਾਂ ਬਾਪੇ ਠੀਕ ਹੈ ਵੀ ਜਾਂਦੇ ਹੀ ਨਹੀਂ ਕਿਤੇ ਵੀ ਜਾਂਦੇ ਹੀ ਨਹੀਂ ਆਤਮਾ ਕਿਤੇ ਸਾਨੂੰ ਹੈ ਸਰੀਰ ਤੋਂ ਬਿਨਾਂ ਸਮਝ ਵੀ ਆਤਮਾ ਨੂੰ ਮੌਜੂਦ ਰਹੋ ਇਸੇ ਤਰ੍ਹਾਂ ਹੀ ਸਾਰਾ ਸਰੀਰ ਦਾ ਸੀਧ ਜਿਹੜੀ ਆਰਤੀ ਵਿੱਚੋਂ ਕਹਿੰਦੇ ਨੇ ਵੀ ਸਹਿਜ ਸਤਮ ਨੈਣ ਸੁਣ ਨੈਣ ਹੈ ਤੋਹੇ ਕੋ ਸਹਿਜ ਸਤਮ ਸਹਿਜ ਹਜ਼ਾਰ ਨੂੰ ਕਹਿੰਦੇ ਨੇ ਸਹਿਜ ਸਤਮ ਨੈ ਸਹਿਜ ਹਜ਼ਾਰਾਂ ਹੀ ਅੱਖਾਂ ਨੇ ਪਰ ਨਨ ਨੈਣ ਹੈ ਤੋਹੇ ਕੋ ਪਰ ਐ ਅੱਖ ਸਾਡੇ ਤੇਰੀ ਇੱਕ ਵੀ ਨਹੀਂ ਹੈ ਨਾ ਨੈਣ ਹੈ ਤੋਹੇ ਕੋ ਤੇਰੀ ਇੱਕ ਵੀ ਅੱਖ ਨਹੀਂ ਪਰ ਦੇਖਦਾ ਤੂੰ ਸਾਰਿਆਂ ਨੂੰ ਹੀ ਹੈ ਪਰ ਤੇਰੀ ਕੈਨ ਦੀ ਅੱਖ ਹੈ ਇਹ ਦਾ ਮਤਲਬ ਇਹ ਹੈ ਉਹਦੇ ਇਹ ਸਾਡੇ ਜਿਹੜੀ ਸੰਸਾਰੀ ਜੀਵਾਂ ਕੋਲ ਅੱਖ ਹੈ ਇਹ ਤਾਂ ਤੇਰੀ ਇੱਕ ਵੀ ਨਹੀਂ ਹੈ ਹੁਣ ਵੀ ਦੇਖੋ ਜਦੋਂ ਮਨ ਦੀ ਗਲਤ ਹੋਈ ਸਾਡਾ ਨਾ ਕਿਹੜੀ ਅੱਖ ਨਾਲ ਦੇਖਦਾ ਜਦੋਂ ਅਸੀਂ ਕੋਈ ਬੈਠੇ ਆਪਸ ਵਿੱਚ ਸਾਡੇ ਅੰਦਰ ਇਹ ਗੱਲ ਚੱਲ ਰਹੀ ਹੈ ਮਨ ਨੇ ਕੁਝ ਗਲਤ ਸੋਚਿਆ ਸੀ ਕਹਿੰਦੇ ਨਾ ਕਈ ਵਾਰੀ ਅਸੀਂ ਆਪਣੇ ਮੂੰਹ ਦੇ ਵਿੱਚ ਮੇਰਾ ਮਾਰਦੇ ਆਪਣੇ ਆਪ ਫਿਟਲਾਂਦਾ ਵੀ ਆਪਣੇ ਦੇ ਬੰਦਾ ਮੈਂ ਇੰਨਾ ਕਰਕੇ ਆਹ ਉਹ ਫਿਰ ਕਿਹੜੀ ਜਦੋਂ ਅੰਦਰ ਲੜਾਈ ਹੁੰਦੀ ਹੈ ਮਨ ਚਿੱਤ 'ਚ ਤੁਸੀਂ ਸਾਡੇ ਆਹ ਮੂੰਹ ਤਾਂ ਲੱਗਦਾ ਚੁੱਪ ਹੁੰਦਾ ਬੋਲ ਕਮੋੜ ਜਿਹੜਾ ਅੰਦਰ ਹੁੰਦਾ ਉਹ ਕਿਹੜੀ ਜੀਵ ਦਾ ਹੁੰਦਾ ਪਰ ਕੋਈ ਸ਼ਰਾਰਤ ਕਰਨੀ ਚਾਹੁੰਦਾ ਉਹ ਸਾਨੂੰ ਆਪਣੇ ਆਪ ਨੂੰ ਕਿਵੇਂ ਦੀ ਰੱਖ ਕੇ ਅੱਖ ਨਾਲ ਦੇਖਦੇ ਬਸ ਇਹੋ ਜੀ ਗੱਲ ਹੈ ਇਹ ਉਦਾਹਰਨਾਂ ਦੇ ਕੇ ਗੱਲ ਨੇੜੇ ਲੈ ਜਾ ਸਕਦੀ ਹੈ ਦੇਖਣਾ ਵਿਸ਼ਵਾਸ ਤਦੇ ਆਊਗਾ ਜਦ ਅਸੀਂ ਆਪ ਦੇਖ ਜੇ ਕੋਈ ਕਹਿ ਦੇਵੇ ਮੈਂ ਕਿਹਾ ਸੀ ਕੋਈ ਮਿਲਿਆ ਮਿਲਿਆ ਮਿਲਿਏ ਨਾ ਮਿਲੇ ਜੇ ਮਿਲਿਆ ਹੋਇਆ ਨੂੰ ਜਾ ਕੇ ਮਿਲ ਲਈ ਨਾ ਮਿਲੇ ਕਹਿੰਦੇ ਅੰਤਰਾਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਇਹ ਤਾਂ ਜੇ ਕਿਸੇ ਨੇ ਦਰਸ਼ਨ ਕਰ ਲਏ ਜੇ ਤੁਸੀਂ ਕਹੋਗੇ ਉਹਦੇ ਦਰਸ਼ਨ ਕਰੇ ਤੇ ਰਾਹੀਂ ਹੀ ਤੁਸੀਂ ਦੇਖ ਲੋਗੇ ਨਹੀਂ ਹੋ ਸਕਦਾ ਜਿੰਨਾ ਚਿਰ ਤੁਸੀਂ ਆਪ ਨਹੀਂ ਚੱਕ ਲੈਂਦੇ ਹੋ ਰੇਸ਼ ਆਪ ਨਹੀਂ ਸਮਝ ਲੈਂਦੇ ਆਪਣੇ ਆਪ ਨੂੰ ਵੀ ਹਾਂ ਠੀਕ ਹੈ ਬਗੈਰ ਸਰੀਰ ਤੋਂ ਮੈਂ ਬਚ ਸਕਦਾ ਉਹਨਾਂ ਜਿਹੜੇ ਸਰੀਰ ਦੀ ਸਰੀਰਕ ਮੌਤ ਦਾ ਜਿਹੜਾ ਡਰ ਹੈ ਉਹ ਬਰਕਰਾਰ ਰਹੂਗਾ ਉਹਨਾਂ ਜਿਹੜਾ ਬਣਿਆ ਰਹੂਗਾ ਡਰ ਜਿੰਨੀ ਮਰਜ਼ੀ ਸੰਗਤ ਕਰੀ ਜਾਓ ਜਿੰਨੇ ਮਰਜ਼ੀ ਨਾਮ ਜਪੀ ਜਾਓ ਜੋ ਮਰਜ਼ੀ ਕਰੀ ਜਾਓ ਜਿੰਨਾ ਅਸੀਂ ਆਤਮਿਕ ਸਰੂਪ ਆਪਣਾ ਦੇਖ ਹੀ ਲੈਂਦੇ ਸਰੀਰ ਤੋਂ ਉਹਨਾਂ ਜਿਹੜੇ ਵਿਸ਼ਵਾਸ ਨਹੀਂ ਕਰਦਾ ਕਿਸੇ ਨੂੰ ਨਹੀਂ ਵੱਜਦਾ ਕਿਸੇ ਨੂੰ ਨਹੀਂ ਵੱਜਦਾ ਹਾਂਜੀ ਕਹਿੰਦੇ ਜੀਵਤ ਰਹੋ ਹਰ ਹਰ ਕੁਝ ਇੱਕ ਗੱਲ ਇੱਕ ਵਿਧੀ ਦੱਸੀ ਗੁਰੂ ਸਾਹਿਬ ਨੇ ਉਪਰੀ ਤਾਂ ਦੱਸਦਾ ਤਾਂ ਰਹਿ ਨਾ ਪਾਵੋ ਮੀਤ ਜਤਨ ਜਿੰਨੇ ਮਰਜ਼ੀ ਕਰ ਲੋ ਸਰੀਰ ਕਰਕੇ ਉਹਨਾਂ ਦੇ ਵਿੱਚ ਹਰ ਭਜੋ ਹਰ ਨਾਲ ਜੁੜ ਜੋ ਹਾਂਜੀ ਮਾਨਸ ਨਾਮ ਪ੍ਰੀਤ ਆ ਨਾਮ ਨਾਲ ਨਾਮ ਨਾਲ ਪ੍ਰੀਤ ਕੀ ਹੈ ਨਾਮ ਕੀ ਹੈ ਨਾਮ ਸਮਝ ਆਇਆ ਇੱਕ ਤਾਂ ਗੁਰਬਾਣੀ ਦੇ ਗਿਆਨ ਨੂੰ ਨਾਮ ਕਹਿੰਦੇ ਨੇ ਗੁਰ ਗਿਆਨ ਪਦਾਰਥ ਨਾਮ ਹੈ ਗੁਰੂ ਨੇ ਜੋ ਪਦਾਰਥ ਦਿੱਤਾ ਨੇ ਤਾਂ ਇਹ ਨਾਮ ਕੇ ਹੈ ਇੱਕ ਕਹਿਆ ਇੱਕੋ ਨਾਮ ਹੁੰਦਾ ਹੈ ਸਤਗੁਰ ਸਤਗੁਰ ਦੀਆ ਬੁਝਾਏ ਜੀ ਦੋ ਚੀਜ਼ਾਂ ਆ ਗਈਆਂ ਅਸਲ ਗਿਆਨ ਦੇ ਹੁਕਮ ਨਾਲ ਜੋੜਦਾ ਅਸਲੀ ਨਾਮ ਹੁਕਮ ਹੈ ਨਾਮ ਦਾ ਪ੍ਰੀਤ ਕਰਨੀ ਹੈ ਨਾਮ ਦਾ ਮੰਨੋ ਭਾਣਾ ਇੱਛਾ ਪਰਮੇਸ਼ਰ ਦੀ ਹੈ ਪ੍ਰੀਤ ਕਰਨੀ ਹੈ ਪ੍ਰੀਤ ਕਰਨੀ ਹੈ ਵੀ ਸੰਤ ਕਿਤੇ ਵੇਲੇ ਵੀ ਭਾਣਾ ਕਹੇਗਾ ਵੀ ਵਰਤ ਜਵੇ ਨਾਮ ਦਾ ਪ੍ਰੀਤ ਕਰਨੀ ਹੈ ਭਾਣਾ ਕੁਝ ਵੀ ਵਾਪਰ ਜਵੇ ਕੁਝ ਵੀ ਹੋ ਜਵੇ ਮਾੜਾ ਚੰਗਾ ਭਾਵੇਂ ਸਾਰਾ ਕੁਝ ਵੀ ਲਾਉਦ ਹੋ ਜਵੇ ਜੇ ਚੰਗਾ ਲੱਗ ਰਿਹਾ ਹੈ ਜੇ ਆਹ ਬੰਦਾ ਦੀ ਗੱਲ ਹੈ ਜੀ ਕਦਰੋ ਇਹ ਉੱਤੇ ਜਾ ਕੇ ਇਹ ਅਵਸਥਾ ਬਣਦੀ ਹੈ ਵੀ ਫਿਰ ਸਾਦਾ ਜੀਵਨ ਹੋ ਜਾਂਦਾ ਚਲ ਕਬੀਰ ਸਾਹਿਬ ਇੱਕ ਹੋਰ ਐਂਗਲ ਤੋਂ ਗੱਲ ਕਰਦੇ ਨੇ ਇਸੇ ਗੱਲ ਤੇ ਜਾਣਾ ਹੋਵੇ ਕਹਿੰਦੇ ਏਕ ਜੋਤ ਦੋ ਜੋਤਾਂ ਨੇ ਸਾਡੀਆਂ ਦੋ ਸੋਚਾਂ ਨੇ ਕਹਿੰਦੇ ਏਕ ਜੋਤ ਇੱਕ ਹੈ ਮੇਰੀ ਇੱਕ ਹੋ ਕੇ ਮਿਲੀ ਰਹੇ ਸਦੀਵੀ ਟੈਂਪਰੇਰੀ ਤੌਰ ਤੇ ਨਹੀਂ ਸਦੀਵੀ ਅਦੇ ਚੰਬਾ ਹੋਏ ਮੋਏ ਸਰੀਰ ਹੋਵੇ ਚਾਹੇ ਨਾ ਹੋਵੇ ਕੋਈ ਵਰਤ ਨਹੀਂ ਕਰਦਾ ਅਸਲ ਦੇ ਵਿੱਚ ਜੇ ਇਹ ਅਵਸਥਾ ਨੂੰ ਪਹੁੰਚਣਾ ਸਰੀਰ ਦੇ ਵਿੱਚੇ ਵਿੱਚ ਹੀ ਦਰਸ਼ਨ ਕਰਨਾ ਬਾਅਦ ਨਹੀਂ ਹੋਣਾ ਕਹਿੰਦੇ ਮਰਨ ਮੁਕਤ ਕਿਹਨ ਪਾਈ ਗੁਰਬਾਣੀ ਕਹਿੰਦੀ ਹੈ ਵੀ ਜੇ ਕੋਈ ਗੁਰਸਿੱਖ ਦੀ ਅਵਸਥਾ ਪਹਿਲਾਂ ਪਹਿਲਾਂ ਬਣ ਗਈ ਸਰੀਰ ਦੇ ਠੀਕ ਆ ਨਹੀਂ ਤਾਂ ਜਨਮ ਦੁਬਾਰਾ ਹੋਊਗਾ ਉਹ ਗੱਲਾਂ ਝੂਠ ਨੇ ਜਿਹੜੀਆਂ ਉਹ ਕਹਿੰਦੇ ਨੇ ਕਿ ਮਰਨੇ ਤੋਂ ਬਾਅਦ ਨਹੀਂ ਕਰਾ ਦੂ ਕੋਈ ਮੁਕਤੀ ਹੋ ਜੂ ਐ ਹੋ ਜੂ ਉਹ ਕੁਝ ਨਹੀਂ ਹੋਣਾ ਪਾਣੀ ਨੇ ਸਵਾਗਤ ਕਰਾ ਦਿੱਤਾ ਕਹਿੰਦੇ ਮਰਨ ਤੋਂ ਭਗਤਾਨ ਦੇ ਜੀ ਕਹਿੰਦੇ ਨੇ ਮਰਨ ਮੁਕਤ ਕਿਹਨੇ ਬਾਈ ਦੱਸੋ ਕਿਸ ਪਾਈ ਮਰਨੇ ਤੋਂ ਬਾਅਦ ਮੁਕਤੀ ਜਿਹੜੀ ਮੰਗਦੀ ਤੁਸੀਂ ਕਹਿੰਦੇ ਹੋ ਜਿਹੜੀ ਭਾਸ਼ਾ ਅਸੀਂ ਬੋਲਦੇ ਆ ਉਹ ਚੜਾਈ ਕਰ ਰਹੀਆਂ ਤੇ ਪੂਰਾ ਹੋ ਗਿਆ ਸਰਨਾਹੀ ਨਹੀਂ ਕਹਿੰਦੀ ਪੂਰਾ ਹੋ ਗਿਆ ਉਹ ਪੂਰੇ ਦਾ ਵਿਸਾਰਿਆ ਨਹੀਂ ਹੋਇਆ ਕੱਲ ਕਿਉਂ ਫਿਰ ਕਿ ਸਾਨੂੰ ਗਿਆਨ ਦੀ ਕੀ ਲੋੜ ਹੈ ਸੰਗਤ ਦੀ ਕੀ ਲੋੜ ਹੈ ਜੇ ਸਰੀਰ ਛੱਡੇ ਦੀ ਜਿਹੜੀ ਪੂਰੇ ਹੋ ਜਾਣਾ ਆਮ ਲਫ਼ਜ਼ ਆ ਸਾਡੇ ਕਹਿੰਦੇ ਪੂਰਾ ਹੋ ਗਿਆ ਪਰ ਇਹਦੇ ਵਿੱਚ ਕੁਝ ਹਲ ਹੈ ਜਿਹੜਾ ਲਫ਼ਜ਼ ਚੱਲਿਆ ਪੂਰਾ ਹੋ ਗਿਆ ਨਾ ਮਤਲਬ ਰੁਕੀ ਗਿਆ ਪੂਰਾ ਹੋ ਗਿਆ ਦਾ ਮਤਲਬ ਹੈ ਉਹਦੇ ਹੁੰਦਾ ਨਹੀਂ ਸਰੀਰ ਛੱਡਣ ਵੇਲੇ ਮਨ ਆਪਣੇ ਅੰਦਰ ਦੇ ਸਮਾਜ ਦਾ ਉਹ ਐਂਗਲ ਤੋਂ ਤਾਂ ਠੀਕ ਹੈ ਪੂਰਾ ਪਰ ਜਿਵੇਂ ਪੂਰਾ ਕੰਪਲੀਟ ਦੀ ਸੈਂਸ ਵਿੱਚ ਕਹਿੰਦੇ ਨੇ ਕੰਪਲੀਟ ਦੀ ਸੈਂਸ ਨਹੀਂ ਹੈ ਕੰਪਲੀਟ ਨਹੀਂ ਕੰਪਲੀਟ ਜਿਹੜਾ ਹੁੰਦਾ ਕੰਪਲੀਟ ਦਾ ਸਰੀਰ ਦੇ ਹੁੰਦੇ ਹੁੰਦੇ ਹੀ ਹੋ ਜੇ ਹੋਊਗਾ ਇਹ ਕੋਰ ਸਰੀਰ ਦੇ ਹੁੰਦੇ ਹੁੰਦੇ ਪੂਰਾ ਹੋਊਗਾ ਹਾਂਜੀ ਮੀਨਾ ਨਾਮ ਫਿਰ ਸਹੀ ਜਿਨਸ ਜਾਤ ਕੇ ਹੇਤ ਕਰਤੀ ਕਰੋ ਨਾ ਗਣ ਸਕੋ ਸੁਧਾਰੇ ਕੀਤ ਮੀਆਂ ਮੀਆਂ ਜਾਣੋ ਫਿਰ ਸਹੀ ਜਿਨਸ ਜਾਤ ਕੇ ਹੇਤ ਮੀਆਂ ਜਾਣੋ ਫਿਰ ਸਹੀ ਇਹ ਗੱਲ ਨੂੰ ਸਹੀ ਮੰਨ ਕੇ ਦ੍ਰਿੜ ਕਰ ਲੋ ਇਹ ਗੱਲ ਕਹਿੰਦੇ ਜੋ ਅਸੀਂ ਕਹੀ ਹੈ ਨਾ ਦ੍ਰਿੜ ਪੱਕਾ ਨਿਸ਼ਚੈ ਕਰ ਲਓ ਮੀਆਂ ਜਾਣੋ ਦ੍ਰਿੜ ਸਹੀ ਹਾਂਜੀ ਆ ਜਿਹੜੇ ਹੇਤ ਨੇ ਨਾ ਜੇ ਤੁਸੀਂ ਹਰ ਨਾਲ ਜੁੜਜੋ ਆ ਜਿਹੜੇ ਹੇਤ ਨੇ ਸਾਡੇ ਕਿਤੇ ਕਿਤੇ ਕਿਤੇ ਸਾਰੇ ਫੈਕਸ਼ਨ ਜਿੱਥੇ ਹੇਤ ਪ੍ਰੇਤ ਨੂੰ ਕਹਿੰਦੇ ਨੇ ਜਿੱਥੇ ਕਹਿੰਦਾ ਮੋਹ ਹੈ ਨਾ ਉਹਨੂੰ ਹੇਤ ਹੈ ਜੇ ਹੇਤ ਦਾ ਨਾਮ ਮੋਹ ਹੈ ਜੇ ਹੇਤ ਹੈ ਨਹੀਂ ਨਾ ਮੋਹ ਹੈ ਨਹੀਂ ਹਾਲਾਂਕਿ ਹੇਤਾਂ ਨੂੰ ਗੁਰਬਾਣੀ ਨੇ ਦੱਸਿਆ ਵੀ ਹੇਤ ਕਿੰਨੇ ਹੁੰਦੇ ਨੇ ਇਹ ਹੇਤ ਕਿੰਨੇ ਕੁ ਟਿਕਾਊ ਨੇ ਨੌਵੇਂ ਪਾਸੇ ਤੋਂ ਥੋੜਾ ਜਿਹਾ ਪਾਜ ਭੇੜਦੇ ਨੇ ਸਾਡੇ ਜਿਹੜੇ ਹੇਤ ਨੇ ਨਾ ਸਾਡੇ ਜਿਹੜੇ ਲਗਾਉ ਨੇ ਰਿਸ਼ਤਿਆਂ ਨਾਲ ਜਾਂ ਮਾਇਆ ਨਾਲ ਜੋ ਵੀ ਆ ਕਹਿੰਦੇ ਆਪਣੇ ਹੀ ਸੁਖ ਸਭ ਸਿਓ ਲਾਗੇ ਕਿਆ ਧਾਰਾ ਕਿਆ ਮੀਰੀ ਆਪਣੇ ਆਪਣੇ ਸੁਖਾਂ ਆਪਣਾ ਆਪਣਾ ਮਤਲਬ ਹੈ ਆਪਣਾ ਆਪਣਾ ਮਤਲਬ ਹੈ ਪਾਜ ਦੇ ਦਾ ਜਿਹੜਾ ਸਾਡਾ ਹਿੱਸਾ ਹੈ ਆਪਣੇ ਆਪਣੇ ਸੁੱਖ ਤੇ ਨੇ ਉਹ ਤੋਂ ਨੇੜੇ ਕਹਿੰਦੇ ਛੱਡੋ ਦੂਜੇ ਰਿਸ਼ਤੇ ਦੀ ਗੱਲ ਛੱਡੋ ਕਹਿੰਦੇ ਆਪਾਂ ਸਭ ਤੋਂ ਜਿਹੜਾ ক্লোਜ਼ ਰਿਸ਼ਤਾ ਉਹਦੀ ਗੱਲ ਕਰਦੇ ਆ ਕਹਿੰਦੇ ਕਹਿੰਦੇ ਇਸਤਰੀ ਪੁਰਖ ਹੈ ਤਾਮ ਹਿਤ ਇਸਤਰੀ ਪੁਰਖ ਹੈ ਤਾਮ ਹਿਤ ਭਾਵੇਂ ਆਏ ਕਥਾਉਂ ਜਾਈ ਦਾਮ ਹਿਤ ਦਮੜਾ ਪੰਜ ਮਹੀਨੇ ਜਿਹੜਾ ਤਨਖਾਹ ਨਾਲ ਆਉਂਦਾ ਤੁਹਾਡੇ ਫਿਰ ਪਤਾ ਲੱਗ ਜੂਗਾ ਦਾਮ ਕਿੰਨਾ ਹਿੱਤ ਹੈ ਕਹਿੰਦੇ ਇਸਤਰੀ ਗੁਰਬਾਣੀ ਨੇ ਸਚਾਈ ਦੱਸੀ ਹੈ ਅਸੀਂ ਉਹਨੂੰ ਅੱਖੋਂ ਪਰੋਖੇ ਕਰੀਏ ਉਹ ਵੱਡ ਗੱਲ ਹੈ ਇਸਤਰੀ ਪੁਰਖ ਹੈ ਦਾਮ ਹਿੱਤ ਕਹਿੰਦੇ ਭਾਵੇਂ ਆਏ ਸਮਝ ਜਾਈ ਇੱਕ ਦੂਜੇ ਦਾ ਮਤਲਬ ਹੈ ਜੇ ਮਤਲਬ ਪਤਾ ਨਾ ਹੋਵੇ ਤੂੰ ਕੌਣ ਮੈਂ ਕੌਣ ਉਹ ਕਹਿੰਦਾ ਵਾਲਾ ਬੰਦਾ ਮਤਲਬ ਹੀ ਹੈ ਮਤਲਬ ਹੀ ਦਾ ਮਤਲਬ ਹੈ ਮਤਲਬ ਜਿਹੜਾ ਦੀ ਮਤਲਬ ਨਿਕਲ ਗਿਆ ਤੇ ਕਨੈਕਸ਼ਨ ਟੁੱਟ ਗਿਆ ਇਸ ਕਰਕੇ ਨਾਮੇ ਬਾਦਸ਼ਾਹ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਪ੍ਰੀਤ ਹੈ ਪ੍ਰੀਤ ਹੈਗੀ ਹੈ ਪਰ ਝੂਠ ਦੇ ਉੱਤੇ ਖੜੀ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਪ੍ਰੀਤ ਪ੍ਰੀਤ ਦੇਖਣ ਨੂੰ ਭਾਸਦੀ ਹੈ ਪ੍ਰੀਤ ਪਰ ਖੜੀ ਝੂਠ ਦੇ ਆਸਰੇ ਤੇ ਖੜੀ ਆ ਝੂਠ ਜਿਹੜਾ ਸੋਲੂਸ਼ਨ ਆ ਨਾ ਪੈਂਚਰ ਦਾ ਤੇ ਕਿਉਂ ਦਾ ਲੱਗਦਾ ਵਿੱਚ ਜੇ ਉਹ ਨਾ ਹੋਵੇ ਉਹ ਜਿਹੜਾ ਗੂੰਦ ਆ ਫੇਰ ਇਹ ਜਿਹੜੀ ਪੁਰੀਤ ਦੀ ਗੂੰਦ ਆ ਵਿੱਚ ਮਾਇਆ ਝੂਠ ਆ ਉਹ ਦੋ ਚੀਜ਼ਾਂ ਨਾਲ ਜੇ ਜੋੜਦੀ ਆ ਤਾਂ ਕੋਈ ਨਾ ਕੋਈ ਮਤਲਬ ਕਹਿੰਦੇ ਕੋਈ ਕਹਿੰਦੇ ਆਪਣੀ ਗਰਜ ਨੂੰ ਆਇਆ ਗਰਜ ਨੂੰ ਜਿਹੜਾ ਹੈ ਜਿਹੜੀ ਗਰਜ ਹੈ ਉਹ ਗਰਜ ਸੋਲੂਸ਼ਨ ਹੈ ਜਿਹੜੀ ਸਾਡੀ ਬਰੀਥ ਜੋੜਦੀ ਹੈ ਕਿ ਦੂਜੇ ਨਾਲ ਉਹ ਗਰਜ ਜੋੜਦੀ ਹੈ ਗਰਜ ਕਹਿੰਦੇ ਨਾ ਵੀ ਇਹ ਬੰਦੇ ਨਾਲ ਨਹੀਂ ਪਕਾਉਣੀ ਖਬਰਾਂ ਕਹਿੰਦਾ ਕਿਹੜੇ ਬੰਦੇ ਕਹਿੰਦਾ ਆਪਣੀ ਪਕਾਉਣ ਨਹੀਂ ਕਿਤੇ ਨਾਲ ਖਬਰਾਂ ਕਿਹੜੇ ਕੋਈ ਕਿਹੜੇ ਬੰਦੇ ਦੀ ਲੋੜ ਪੈ ਜਾਂਦੀ ਹੈ ਉਹ ਲੋੜ ਆ ਜਿਹੜੀ ਉਹੀ ਸੋਲੂਸ਼ਨ ਹੈ ਬਸ ਲੋੜ ਦੇ ਆਖਰੀ ਪ੍ਰੀਤ ਹੈ ਸੰਸਾਰ ਦੀ ਕਹਿੰਦੇ ਲੋੜ ਕਹਿੰਦੇ ਹੁਣ ਲੋੜ ਨਹੀਂ ਰਹੀ ਜਦ ਤੱਕ ਦੇਖਿਆ ਵੀ ਸਾਰਾ ਕੁਝ ਨੌ ਲਗਾਤਾ ਸਾਰਾ ਨੌ ਲਵਾ ਦੋ ਜਿਉਂਦੇ ਜੀ ਕਈ ਲਵਾ ਦਿੰਦੇ ਨੇ ਮੋਹ ਜਾ ਕੇ ਲਵਾ ਦੀ ਬਾਅਦ ਤੂੰ ਕੌਣ ਤੇ ਮੈਂ ਕੌਣ ਹੋ ਜਾਂਦੀ ਆਪਾਂ ਦੇਖਦੇ ਆ ਆਮ ਹੁੰਦਾ ਆਮ ਹੁੰਦਾ ਪਰ ਜੇ ਥੋੜੀ ਜੀ ਵਿੱਚ ਰਹੇ ਗਜਾਇਸ਼ ਕੋਈ ਬਾਪੂ ਦੇ ਨਾਲ ਦੋ ਚਾਰ ਪਲਾਟ ਰਹਿਣ ਜਾਂ ਕੋਈ ਬੈਕਗ੍ਰਾਉਂਡ ਰਹੇ ਤਾਂ ਫਿਰ ਥੋੜੀ ਜੀ ਕਦਰ ਹੈ ਜਿਹੜੀ ਉਹ ਬਣੀ ਰਹਿੰਦੀ ਹੈ ਬਸ ਆ ਇੱਥੇ ਖੜੀ ਹੈ ਸੰਸਾਰ ਦੀ ਪ੍ਰੀਤ ਕਹਿੰਦੇ ਜਗ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸਭ ਤੋਂ ਲਾਗੇ ਕਿਆ ਦਾਰਾ ਨੌਵੇਂ ਪਾਤਸ਼ਾਹ ਦੀ ਬਾਣੀ ਐਡੀ ਚ ਲਈ ਹੈ ਇਹਦੇ ਹਾਲਾਂਕਿ ਭੀੜ ਤਿਆਰ ਹੋ ਚੁੱਕੀ ਹੈ ਭੀੜ ਤਿਆਰ ਹੋ ਚੁੱਕੀ ਹੈ 16 1600 ਦੇ ਵਿੱਚ 1600 ਕੁਝ ਉੱਪਰ ਹੀ ਹੈ ਤੇ ਫਿਰ ਨੌਵੇਂ ਪਾਤਸ਼ਾਹ ਦੀ ਬਾਣੀ ਦਸਮ ਬਾਣੀ ਨੇ ਚੜਾਈ ਇੱਥੇ ਵੀ ਆਪਣੀ ਨਹੀਂ ਚੜਾਈ ਆਪਣੀ ਨਹੀਂ ਚੜਾਈ ਤਾਂ ਬਰਬਾ ਪੈ ਚੁੱਕਿਆ ਸੀ ਨਾ ਪੰਜ ਪਾਸ਼ਾ ਦੇ ਵੇਲੇ ਤੋਂ ਲੈ ਕੇ ਤੇ ਜਦੋਂ ਦਸਮ ਪਾਸ਼ਾ ਦੇ ਵਿੱਚ ਵਰਫਾ ਪੈ ਚੁੱਕਿਆ ਨਾ ਕਿੰਨੇ ਸਾਲਾਂ ਦਾ ਕਿੰਨੇ ਸਦੀ ਦੀ ਲਗਭਗ ਉਹ ਜਿਹੜੇ ਉਸ ਦੌਰਾਨ ਜਿਹੜੇ ਸਵਾਲ ਹੋਏ ਉਹਨੇ ਨਿਚੋੜੇ ਕੱਢ ਕੇ ਦੇਤਾ ਫਿਰ ਉਹਨੇ ਪਾਸ਼ਾ ਦੀ ਬਾਣੀ ਦਾ ਵਿਚਾਰਨ ਦੀ ਵੀ ਲੋੜ ਨਹੀਂ ਕੱਢਿਆ ਕਢਾਇਆ ਤੱਤ ਉਹ 57 ਸਲੋਕੇ ਨੇ ਜਿਹੜੇ ਪਿਛੇ ਐਂਡ ਤੇ ਪਏ 57 ਸ਼ਲੋਕ ਹੈ ਖਾਣੇ ਜੇ ਕਿਸੇ ਨੇ ਖੋਲਣੀ ਆਉਣ ਅੱਖਾਂ ਜੇ ਅੱਖਾਂ ਕਿਸੇ ਨੇ ਖੋਲਣੀ ਹੋਣ ਅਸਲ ਇਹ ਨਸ਼ਾ ਹੀ ਮਾਇਆ ਦਾ ਇਹਨਾਂ ਜਿਹੜਾ ਹੋਵੇ ਜੇ ਨਸ਼ਾ ਹੀ ਮਾਇਆ ਦਾ ਇਹਨਾਂ ਜਿਹੜਾ ਹੋਵੇ ਗੁੱਟੋ ਹੈ ਹੋਈਏ ਅੱਖ ਖੁੱਲੇ ਹੀ ਨਾ ਉਹ ਗੱਲ ਆਂਦਾ ਅੱਖਾਂ ਹੋਰ ਦਿੰਦੀ ਹੈ ਨੌਵੇਂ ਬਾਸ਼ਾ ਦੀ ਬਾਣੀ ਹਾਂਜੀ ਗਣਤੀ ਗਣੋ ਨਾ ਗਣ ਸਕੋ ਊਟ ਸਦਾਰੇ ਕੇਤ ਕਹਿੰਦੇ ਗਣਤੀ ਗਣੂ ਨਾ ਗਣ ਸਕੂ ਗਣਤੀ ਗਣੂ ਨਾ ਲੱਭ ਜਾਊਗਾ ਗਣਤੀ ਗਣੂ ਨਾ ਇੱਥੇ ਵਿਸ਼ਰਾਮ ਕਹਿੰਦੇ ਕਿੰਨੇ ਚਲੇ ਗਏ ਉੱਠ ਕੇ ਇੱਥੋਂ ਕਹਿੰਦੇ ਮੈਂ ਗਿਣਤੀ ਗਣੂ ਨਾ ਮੈਂ ਨਹੀਂ ਗਿਣਤੀ ਕਰਨੀ ਅੱਗੇ ਕਹਿੰਦਾ ਨਾ ਦਾਣ ਸਕੂ ਕਿਉਂ ਨਹੀਂ ਮੈਂ ਕੀਤੀ ਗਿਣਤੀ ਕਿਤੇ ਨਹੀਂ ਜਾ ਸਕਦੀ ਤਾਂ ਹੀ ਗੁਰਮਤ ਕਿਤੇ ਵੀ ਗਿਣਤੀ ਮਿਲਦੀ ਹੈ ਯਕਸ ਗਿਣਤੀ ਤੇ ਕੋਈ ਵੀ ਐਸਾ ਫਰਮਾਨ ਗੁਰੂ ਦਾ ਨਹੀਂ ਆਇਆ ਜਿੱਥੇ ਕੋਈ ਉਤਨਾ ਹੀ ਕਿਹਾ ਵੀ ਤੇਰੀ ਗੱਤ ਮੈਂ ਤੂੰ ਨਹੀਂ ਜਾਣੀ ਵੀ ਕੁਝ ਨਹੀਂ ਕਿਹਾ ਜਾ ਸਕਦਾ ਤੇਰਾ ਕੀਤਾ ਕੇਵੜ ਜੀ ਦਾ ਕਿੰਨਾ ਵੱਡਾ ਤੇਰਾ ਚੀਰਾ ਚੀਰਾ ਤੇਰੀ ਦੇ ਪਾਸੇ ਰਹਿ ਗਈ ਆ ਥੋੜਾ ਚੀਰਾ ਆਪਣੇ ਵਾਲਾ ਮਾਇਆ ਅਟ ਕੀਤੀ ਐ ਤੇ ਉਹ ਮਾਇਆ ਦੇ ਨਹੀਂ ਆ ਸਾਰੇ ਵਰਲਡ ਦੇ ਸੈਂਸਿਸ ਲੱਗੇ ਹੋਏ ਨੇ ਖੋਜੀ ਲੱਗੇ ਹੋਏ ਨੇ ਕੁਝ ਆਸ ਕਰਾ ਲੱਭਦੇ ਨੇ ਕਹਿੰਦੇ ਇੱਕ ਹੋਰ ਲੱਭਿਆ ਉਹ ਅੱਗੇ ਜਾਂਦੇ ਨੇ ਹੋਰ ਲੱਭਿਆ ਆ ਟੁੱਟ ਕੇ ਬਹਿ ਜਾਣਗੇ ਤੇ ਅਸਲੀ ਟੱਪ ਜਿਹੜਾ ਉਹ ਟੁੱਟਿਆ ਖੁੰਝਿਆ ਹੋਇਆ ਉਹ ਤਾਂ ਖੁੰਝੇ ਹੋਏ ਨੇ ਉਹ ਚੀਰੇ ਦੇ ਅੰਦਰੀ ਦਾ ਗੁਰੂ ਗਿਆਨੀ ਪਹਿਲਾਂ ਕਹਿਦਾ ਸੀ ਕਿ ਤੇਰਾ ਕਿੰਨਾ ਵੱਡਾ ਚੀਰਾ ਹੈ ਚੀਰੇ ਵੀ ਸਮਝ ਨਹੀਂ ਆਉਂਦੀ ਯਾਰ ਆੜੀ ਮਾਰਿਆ ਕਿੱਡਾ ਕਿੱਡਾ ਚੀਜ਼ਾ ਥੋੜਾ ਜਿਹਾ ਕਿੰਨਾ ਕਿੰਨਾ ਹੋਇਆ ਆ ਜਿਹੜਾ ਦੇਸ਼ਾ ਦਾ ਹੌਸਲਾ ਕਰ ਸੁਖ ਸਾਗਰ ਦੇ ਕੰਪੈਰੀਟਰ ਕੁਝ ਵੀ ਨਹੀਂ ਹੈ ਇਹ ਵੀ ਸਮਝ ਨਹੀਂ ਇਹੀ ਮਤ ਮਾਰੀ ਗਈ ਹੈ ਇਹ ਨਹੀਂ ਜੋ ਹਾਲਾਂਕਿ ਦੀਦਾ ਹੈ ਸਾਹਮਣੇ ਇਹ ਸਾਹਮਣੇ ਦੀਦਾ ਹੈ ਸਾਡੇ ਨੂੰ ਦਾ ਆਦਰ ਦਿਸਦਾ ਸੰਸਾਰ ਇਹਦਾ ਜਿਹੜਾ ਦਿਸਦਾ ਸਾਡੇ ਕੋਲ ਸਾਰੇ ਸਾਧਨ ਵੀ ਨੇ ਉਹਦਾ ਨਹੀਂ ਅੰਤ ਪਾਇਆ ਜਾ ਸਕਦਾ ਜਿਹੜਾ ਦੀਨਾ ਹੀ ਨਹੀਂ ਆਤਮਾ ਉਹਦਾ ਉਹਦਾ ਕਮਿਲ ਤਾਂ ਕਹੇ ਜਿਸੇ ਜਨਾਏ ਸੋਈ ਜਨਾਏ ਜਿਸੇ ਬੁਝਾਏ ਸੋ ਬੁਝ ਸੀ ਕਹੇ ਸਾਡੇ ਉਹਦੀ ਉਹ ਪੈ ਜਵੇ ਜਿਹਨੇ ਬਣਾਇਆ ਜਿਹਨੇ ਚੀਰਾ ਅੱਡ ਕੀਤਾ ਉਹੀ ਰਸੂ ਆ ਉਹਦੇ ਨਾਲ ਜੁੜ ਜਾਓ ਫਿਰ ਸਾਰੇ ਸਵਾਲ ਸਾਰੇ ਹੱਲ ਹਾਂਜੀ ਉਹ ਪੈਂਕੂ ਸੋ ਬੇਸਤ ਕਾਪਸਿਓ ਕਰੀਏ ਸੰਗ ਜਾਣੋ ਇਸ ਸਹੀ ਚਿਤ ਸੁਖੋ ਮਾਇਆ ਰੰਗ ਉਹ ਪੈਂਕੂ ਸੋ ਸਤੋ ਕਾਪਸਿਓ ਕਰੀਏ ਸੰਗ ਕਹਿੰਦੇ ਜੋ ਵੇਖੋ ਸੋ ਬਿਨਤੋ ਕਹਿੰਦੇ ਜੋ ਦੀਂਦਾ ਹੈ ਕਿਸਨ ਵਾਲਾ ਚਾਹੇ ਉਹ ਮੁੰਡੇ ਦਾ ਸਰੀਰ ਦੇਖ ਲਈਏ ਚਾਹੇ ਘਰ ਵਾਲੀ ਦਾ ਦੇਖ ਲਈਏ ਭਰਾ ਦਾ ਦੇਖ ਲਈਏ ਚਾਹੇ ਕੋਠੀਆਂ ਮੰਡਪ ਮਾੜੀਆਂ ਦੇਖ ਲਈਏ ਜੋ ਹੈ ਸਾਰਾ ਕਹਿੰਦੇ ਬਿਨਤੋ ਇਹ ਤਾਂ ਗੱਲ ਕਹਿੰਦੇ ਸਾਹਮਣੇ ਨਹੀਂ ਦੀ ਹੈ ਤਾਂ ਕੋਈ ਸਾਡੇ ਸਾਹਮਣੇ ਨਹੀਂ ਦਿਸ ਰਿਹਾ ਹੈ ਤਾਂ ਕਹਿੰਦੇ ਕਾਜ਼ੂ ਕਰੀਏ ਸੰਗ ਸੰਗ ਦੀ ਉਹਦਾ ਕਰਨਾ ਜਦੋਂ ਦੋ ਸੰਗਾਂ ਦੀ ਗੱਲ ਗੁਰਬਾਣੀ ਵਿੱਚ ਆਈ ਹੈ ਜਾਂ ਤਾਂ ਮਾਇਆ ਦਾ ਸੰਗ ਹੈ ਜਾਂ ਸਾਧ ਸੰਗ ਹੈ ਇਸੇ ਆ ਦੋ ਦਿਨ ਪੌੜੀ ਤੇ ਹੋਊਗੀ ਯਾਰ ਦੋ ਸੰਗ ਹੋਗੇ ਇੱਕ ਸੰਗ ਜਿਹੜਾ ਹੈ ਸੰਗ ਤਾਂ ਹੈ ਪਰ ਸੰਗ ਉਹ ਵਿੰਸਵਾਨ ਜਿੱਥੇ ਵੀ ਜਿੱਥੇ ਵੀ ਅਸੀਂ ਜੁੜਦੇ ਆ ਉਹੀ ਚੱਲਣ ਵਾਲਾ ਉਹੀ ਸਾਥ ਛੱਡ ਜਾਣ ਵਾਲਾ ਆਪਾਂ ਤਾਂ ਕਹਿੰਦੇ ਨਹੀਂ ਅਸੀਂ ਇੱਥੇ ਤੱਕ ਸਾਡਾ ਸਾਦੇ ਸਰੀਰ ਤੱਕ ਅਸੀਂ ਤਾਂ ਆਪਣੇ ਸਰੀਰ ਤੱਕ ਕਰਕੇ ਸਾਥ ਆ ਕਹਿੰਦੇ ਬਸ ਭਾਈ ਇੰਨਾ ਕੀ ਸੰਗ ਸੀਗਾ ਸਾਡਾ ਇੰਨਾ ਕੀ ਸਾਡੇ ਨਾਲ ਉਹਦਾ ਲਿਖਿਆ ਹੋਇਆ ਸੀਗਾ ਅਸੀਂ ਖੜੇ ਸਰੀਰ ਤੇ ਹਾਂ ਦੋ ਸੰਗਾਂ ਦੀ ਗੱਲ ਹੈ ਇੱਕ ਅਸੀਂ ਸਰੀਰ ਤੌਰ ਤੇ ਜੁੜਦੇ ਹਾਂ ਕਿਸੇ ਨਾਲ ਇਹ ਮਾਇਆ ਦਾ ਸੰਗ ਹੈ ਉਹ ਆਪਣੇ ਨਾਲ ਵੀ ਅਸੀਂ ਜੁੜੇ ਹੋਏ ਹਾਂ ਇੱਕ ਸਾਧ ਸੰਗ ਹੈ ਇੱਕ ਸੰਗ ਹੈ ਦੋ ਹੀ ਸੰਗ ਨੇ ਕਹਿੰਦੇ ਹੁਣ ਜਿੱਥੇ ਜੋ ਦੇਖੋ ਸੋ ਵਿਣਸੋ ਕਹਿੰਦੇ ਜਿੱਧਰ ਜਿੱਧਰ ਨਿਗਾ ਮਾਰਦਾ ਰਹਿਣ ਵਾਲਾ ਕੋਈ ਵੀ ਨਹੀਂ ਹੈ ਜਿੱਥੇ ਜਿੱਥੇ ਵੀ ਅਸੀਂ ਸੰਗ ਕਰਿਆ ਹੋਇਆ ਜਿੱਥੇ ਜਿੱਥੇ ਵੀ ਸਾਡਾ ਹੋ ਜਿੱਥੇ ਜਿੱਥੇ ਸਾਡਾ ਹਿੱਸਾ ਜੁੜਿਆ ਹੋਇਆ ਕੋਈ ਵੀ ਕੋਈ ਵੀ ਜਿਹੜਾ ਹੈ ਲੰਬੇ ਤੌਰ ਤੇ ਸਾਡਾ ਸਾਥ ਨਿਭਾਉਣ ਵਾਲਾ ਵੀ ਨਹੀਂ ਹੈ ਤਾਂ ਫਿਰ ਆਖਾ ਦੀ ਬਾਤ ਗੁਰੂ ਸਾਹਿਬ ਨੇ ਇਹੀ ਗੱਲ ਕਹੀ ਕਿ ਕੂੜ ਰਾਜਾ ਸਾਰੇ ਦਿਖਾਵੇ ਜਿੱਤੇ ਜਿੱਤੇ ਦੀ ਜਿਹੜੇ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮਿੱਠਾ ਕੂੜ ਮੀਆਂ ਕੂੜ ਬੀਬੀ ਖਾਪੋ ਵਿਕਾਰ ਉਹ ਸਾਰੇ ਦਿੱਤੇ ਕੂੜ ਮਿੱਠਾ ਕੂੜ ਮਾਖੇ ਕੂੜ ਦੇ ਕੂੜ ਕਹਿੰਦੇ ਨਾਨਕ ਮੁਖਾਣੇ ਭੇੜੀ ਦੁੱਧ ਵਾਜੋ ਕੂੜ ਤੁਧ ਤੁਧ ਕਿਹਨੂੰ ਹੈ ਖੁਦ ਆਪਣੇ ਨੂਰ ਨੂੰ ਪਿਆ ਖੁਦ ਇਹਨੂੰ ਸਮਝਣਾ ਚਾਹੀਦਾ ਖੁਦ ਧੋਖੀ ਬਾਣੀ ਵੱਲੋਂ ਕਿ ਤੂੰ ਕੂੜ ਨਹੀਂ ਹੈ ਤੂੰ ਆਤਮ ਸਰੂਪ ਹੈ ਤੂੰ ਮਾਇਆ ਨਹੀਂ ਹੈ ਕੋਈ ਮਤਲਬ ਮਾਇਆ ਹੁੰਦਾ ਤੂੰ ਝੂਠ ਨਹੀਂ ਹੈ ਤੂੰ ਮਾਇਆ ਨਹੀਂ ਤੂੰ ਜ਼ਲੀਮੀ ਹੈ ਤੂੰ ਤਵਾਜੋ ਤੂੰ ਲੋਕ ਤੂੰ ਹਮੇਸ਼ਾ ਰਹੇਗਾ ਇਸ ਕਰਕੇ ਗੁਰਬਾਣੀ ਇਹਨੂੰ ਇਹਦੇ ਆਪਣੇ ਆਪੇ ਦੀ ਨਿੱਚ ਖੜਾ ਹੈ ਨਿੱਚ ਤੇ ਤੂੰ ਨਿੱਚ ਦੇਖਦੀ ਹੈ ਕਈ ਕੋਟ ਆਤਮ ਧਿਆਨ ਧਾਰੇ ਜਿਹੜੇ ਕਿਹਾ ਸੁਖਮਨੀ ਸਰ ਆਤਮ ਦਾ ਹੀ ਧਿਆਨ ਧਰਨਾ ਪਰਮਾਤਮਾ ਦਾ ਧਿਆਨ ਕਿੱਥੇ ਗਿਆ ਕਈ ਕੋਟ ਆਤਮ ਧਿਆਨ ਧਾਰੇ ਆਤਮ ਨੂੰ ਦੇਖਾਂ ਆਤਮ ਜਿੱਦਨ ਦਿਸ ਗਿਆ ਫਿਰ ਤਾਂ ਮਰਦਾ ਹੀ ਨਹੀਂ ਫਿਰ ਭਰੋਸਾ ਜੂਗਾ ਫਿਰ ਸਤ ਜੀਵਨ ਜਿੱਦਨ ਪਤਾ ਲੱਗਿਆ ਕਿ ਆਤਮ ਦੇਖ ਲਿਆ ਜਿੱਦਨ ਆਪਣੇ ਆਪ ਨੂੰ ਸਮਝ ਲਿਆ ਆਪਣੇ ਆਪ ਆਪਣੇ ਆਪ ਨੂੰ ਸਮਝਣਾ ਹੀ ਦਰਸ਼ਨ ਦਾ ਆਤਮ ਦਾ ਦੇਖੀ ਜਾ ਸਕਦੀ ਆਪਣੇ ਆਪ ਨੂੰ ਸਮਝਿਆ ਜਾ ਸਕਦਾ ਬੁੱਧੀ ਦੇ ਲੈ ਕੇ ਸਮਝਣਾ ਹੀ ਦਰਸ਼ਨ ਬੁੱਧੀ ਹੀ ਤੀਜਾ ਮਿੱਤਰ ਹੈ ਬੁੱਧੀ ਦੁਆਰਾ ਹੀ ਦਰਸ਼ਨ ਉਹ ਸੱਚ ਦਾ ਹੋ ਸਕਦਾ ਹੈ ਹਾਂਜੀ ਜਾਣੋ ਇਹ ਵਿਦਿ ਚਿਤ ਧੁੱਪ ਮਾਇਆ ਰੰਗ ਜਾਣੋ ਇਹ ਵਿਧੀ ਸਹੀ ਚਿੱਤ ਇਹ ਗੱਲ ਸਹੀ ਹੈ ਚਿੱਤ ਚ ਮੰਨ ਲਓ ਜੋ ਤਰੀਕਾ ਗੁਰੂ ਸਾਹਿਬ ਨੇ ਦਿੱਤਾ ਆਤਮ ਕਰਕੇ ਤਾਂ ਤੁਸੀਂ ਸਦੀਵੀ ਹੋਂਦਾ ਤੁਹਾਡੀ ਮਾਇਆ ਕਰਕੇ ਜਾਓਗੇ ਜਿੱਥੇ ਸੰਗ ਜੁੜੋਗੇ ਉਹੀ ਬਿਲਸਨ ਮਾਲ ਹੈ ਕਹਿੰਦੇ ਕਬੀਰ ਸਾਹਿਬ ਕਹਿੰਦੇ ਜਿਹੇ ਜਿਹੇ ਡਾਲੀ ਪਦ ਕਹੂੰ ਸੋਈ ਮੁਰਮੁਰ ਜਾਏ ਕਹਿੰਦੇ ਜਿੱਥੇ ਵੀ ਮੁਰਦਾ ਉਹੀ ਜਾ ਕੇ ਧਰਤੀ ਨਾਲ ਮਾਇਆ ਨਾਲ ਜੁੜ ਜਾਂਦਾ ਅੱਗੇ ਦੁਬਾਰਾ ਜਿੱਥੇ ਵੀ ਸਰਮਾ ਜੀ ਤੇ ਵੀ ਦੇਖਦਾ ਉਹੀ ਪਾਇਦਾਰ ਸੰਗ ਜਿਹੜਾ ਹੈ ਉਹ ਹੈ ਪਾਇਦਾਰ ਸੰਗ ਹੁੰਦਾ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲ ਰਿਹਾ ਨਾਲ ਚੱਲਣ ਉਹ ਪਾਇਦਾਰ ਸੰਗ ਹੈ ਉਹ ਪਾਇਦਾਰ ਸੰਗ ਹੈ ਅਰੇ ਹੋਰ ਜਦੋਂ ਅਸੀਂ ਆਪਣੀ ਅੰਤਰਾਤਮਾ ਨਾਲ ਜੁੜਦੇ ਹਾਂ ਆਪਣੇ ਮੂਲ ਨਾਲ ਜੁੜਦੇ ਹਾਂ ਕਦੇ ਦੇਖਿਆ ਕਰੋ ਜਿਹੜੇ ਛਿੰਨ ਹੁੰਦੇ ਨੇ ਚਾਹੇ ਉਹ ਅਸੀਂ ਅੱਧੇ ਘੰਟੇ ਵਾਸਤੇ ਜੁੜੀਏ ਘੰਟੇ ਵਾਸਤੇ ਜੁੜੀਏ ਤੁਸੀਂ ਇਹ ਦੇਖ ਲਓ ਬਾਕੀ 24 ਘੰਟਿਆਂ ਚੋਂ ਉਹ ਟਾਈਮ ਘਟਾ ਕੇ ਦੇਖ ਲਿਓ ਔਰ ਉਹਦੇ ਫਿਰ ਕੰਪੈਰੀਸ਼ਨ ਕਰਿਓ ਉਹਦਾ ਉਹਦਾ ਆਪਸ ਵਿੱਚ ਮੇਲ ਕੇ ਦੇਖਿਓ ਵੀ ਉਹ ਜਿਹੜਾ 1 ਘੰਟਾ ਜਾਂ 10 ਘੰਟਾ ਸੀ ਆਪਣੇ ਮੂਲ ਨਾਲ ਜੁੜਿਆ ਉਹ 23 ਘੰਟਿਆਂ ਨਾਲੋਂ ਅੱਧੀ ਟਾਈਮ ਉਹ ਪਲ ਨੇ ਜਿਹੜੇ ਸਕੂਨ ਵਾਲੇ ਉਹ ਜਿਹੜੀ ਅਵਸਥਾ ਮਿਲਦੀ ਹੈ ਜੋ ਸਾਨੂੰ ਸ਼ਾਂਤੀ ਮਿਲਦੀ ਹੈ ਮੂਲ ਨਾਲ ਜੁੜੇ ਉਹ ਕੰਪੈਰੀਜ਼ਨ ਕਰਕੇ ਦੇਖਿਓ ਉਹਦੇ ਮੁਕਾਬਲਾ ਕਰਕੇ ਦੇਖਿਓ ਜੇ ਅਸੀਂ ਮੁਕਾਬਲਾ ਕਰਾਂਗੇ ਤਾਂ ਅਸੀਂ ਟਾਈਮ ਵਧਾਵਾਂਗੇ ਟਾਈਮ ਵਧਾਵਾਂਗੇ ਫਿਰ ਬਾਹਰ ਹੋਵੇ 41 ਟੈਂਪਰੇਚਰ ਸਾਨੂੰ ਕਿਤੇ ਮਿਲ ਜਵੇ ਏਸੀ ਰੂਮ ਪੂਰਾ ਉਹ ਕਹਿੰਦਾ ਮਜਬੂਰੀ ਹੋਊਗੀ ਤੇ ਜਾਵਾਂਗੇ ਜਾਂਦੇ ਆ ਫਿਰ ਜੱਟ ਨੇ ਮਜਬੂਰੀ ਜਾਵਾਂਗੇ ਨਾ ਇਹੀ ਅਵਸਥਾ ਹੈ ਜਦ ਗੁਰੂ ਹਿਰਦੇ ਘਰ ਬਣ ਜਾਂਦਾ ਹਿਰਦਾ ਹਿਰਦੇ ਘਰ ਬਣ ਜਾਂਦਾ ਹਿਵਾ ਪਰਮ ਨੂੰ ਕਹਿੰਦੇ ਜਦੋਂ ਹਿਵਾ ਘਰ ਬਣ ਜਾਂਦਾ ਹੈ ਜਦੋਂ ਇਹਦਾ ਸੁਭਾਅ ਬਣ ਜਵੇ ਆਦਤ ਬਣ ਜਵੇ ਮਨ ਵਿੱਚ ਰਹਿਣ ਦੀ ਉਹਦੀ ਅੰਤਰਾਤਮਾ ਨਾਲ ਜੁੜ ਕੇ ਉਹ ਫਿਰ ਟਾਈਮ ਆਪ ਹੀ ਵਧਾਉਣ ਲੱਗ ਜਾਂਦਾ ਇਹਨਾਂ ਕਈ ਵਾਰੀ ਐਸੀ ਵਸਤਾਂ ਨੂੰ ਕੇ ਬੈਠੀ ਵੀ ਨਾ ਜਦੋਂ ਕਿਤੇ ਕੋਈ ਡੂੰਗੀ ਵਿਚਾਰ 'ਚ ਕੋਈ ਪੋਥੀ ਪੜਦੇ ਹੋਈ ਕੋਈ ਗੱਲ ਗੁਰੂ ਦੀ ਚੱਲਦੀ ਹੋਵੇ ਉਹ ਮੁਰਗਰਾ ਗਾਣ ਵਿੱਚ ਨਹੀਂ ਲੱਗਦਾ ਕਿੱਥੋਂ ਆ ਗਿਆ ਫਟਾਫਟ ਦੌੜਦੇ ਨੇ ਲੈਣ ਤੇ ਉਹ ਫਿਰ ਤਾਂ ਆ ਮਾਇਆ ਮੂਆ ਦੀਆਂ ਗੱਲਾਂ ਤਾਂ ਉਹੀ ਵਿਸਰ ਵਿਸਰ ਜਾਂਦੀਆਂ ਨੇ ਇਹ ਸਾਨੂੰ ਪਹਿਲੀ ਵਸਤਾ ਜੀ ਲੱਗਦਾ ਵੀ ਪਤਾ ਨਹੀਂ ਕੀ ਹੁਣ ਛੱਡਣਾ ਛੱਡਣਾ ਕੁਝ ਨਹੀਂ ਪਰ ਸਾਨੂੰ ਹੀ ਇਹਦਾ ਜਿਹੜਾ ਮਤਲਬ ਹੈ ਬਹੁਤ ਹੀ ਘੱਟ ਮਤਲਬ ਲਗਾ ਜਾਂਦਾ ਇਹਨਾਂ ਚੀਜ਼ਾਂ ਦਾ ਪਰ ਜਦੋਂ ਅਸੀਂ ਉੱਥੇ ਮਤਲਬ ਕਿ ਵੀ ਰਹਿ ਦਾ ਸਾਨੂੰ ਪਤਾ ਲੱਗ ਜਵੇ ਕਿ ਕੀ ਉੱਥੇ ਰਹਿਣ ਦੇ ਹਾਂਜੀ ਤੋਂ ਮਾਇਆ ਰੰਗ ਝੂਠੋ ਮਾਇਆ ਰੰਗ ਹੈ ਰੰਗ ਹੈ ਝੂਠੋ ਹੈ ਰੰਗ ਹੈਗਾ ਹੈ ਪਰ ਰੰਗ ਤੋਂ ਬਿਨਾਂ ਜੁੜਦੇ ਨਹੀਂ ਅਸੀਂ ਕਿਤੇ ਜੇ ਰੰਗ ਹੈ ਰੰਗ ਹੀ ਸਾਨੂੰ ਖਿੱਚਦਾ ਰੰਗ ਕੀ ਹੁੰਦਾ ਰੰਗ ਹੈ ਕਹਿੰਦੇ ਫਲਾਣੇ ਬੰਦੇ ਨੂੰ ਉਹਦਾ ਭੁੱਖਾ ਆ ਗਿਆ ਭੁੱਖਾ ਆ ਕਹਿੰਦੇ ਉਹਨੂੰ ਉਹਦਾ ਰੰਗ ਲੱਗ ਗਿਆ ਰੰਗ ਲੱਗ ਕੇ ਦਾ ਮਤਲਬ ਆ ਗਿਆ ਜੇ ਉਹਦੇ ਕੋਲ ਕੋਈ ਗਿਆਨ ਹੈ ਰਾਤ ਹੈ ਤਾਂ ਲੱਗਦਾ ਜੇ ਰੰਗ ਰੰਗ ਦਾ ਮਾਇਆ ਦੀ ਹੈ ਮਾਇਆ ਦੇ ਵਿੱਚ ਵੀ ਕੁਝ ਹੈਗੀ ਹੈ ਖਿੱਚ ਹੈਗੀ ਹੈ ਮਾਇਆ ਦਾ ਵੀ ਆਪਣਾ ਇੱਕ ਰੰਗ ਹੈ ਮਾਇਆ ਦਾ ਵੀ ਆਪਣਾ ਇੱਕ ਪ੍ਰਭਾਵ ਹੈ ਪਰ ਮਾਇਆ ਦੇ ਬਰਾਬਰ ਜਿਹੜਾ ਸੱਚ ਦਾ ਰੰਗ ਹੈ ਦੋਏ ਰੰਗ ਦੋਏ ਰੰਗ ਜਦ ਆਉਣਗੇ ਦੋਏ ਰੰਗ ਸਾਡੇ ਦੇਖੇ ਹੋਣਗੇ ਚੱਕ ਡੀਡੀ ਸਹਿਤਾ ਨਹੀਂ ਕੋਈ ਇੱਕ ਰੰਗ ਜੇ ਸਾਡਾ ਦੇਖਿਆ ਹੋਇਆ ਜਾਂ ਦੂਜਾ ਨੂੰ ਵਧੀਆ ਰੰਗ ਆਊਗਾ ਸਾਹਮਣੇ ਸਾਡੇ ਸਾਨੂੰ ਪਤਾ ਆਊਗਾ ਵੀ ਇਹ ਰੰਗ ਦਾ ਬਹੁਤ ਫਿੱਕੇ ਨੇ ਇਹ ਮਾਇਆ ਰੰਗ ਤੇ ਥੋੜਿਆ ਛੋਛਾ ਇਸ ਦਾ ਮੁੱਲ ਇਹ ਤਾਂ ਕੀ ਮੁੱਲ ਹੈ ਬੜਾ ਵੱਡਾ ਮੁੱਲ ਨਹੀਂ ਇਹ ਤਾਂ ਫਿਰ ਜਦੋਂ ਕਿਤੇ ਅਮਰੀਕਾ ਦੇ ਹੀ ਜਾਣ ਲੱਗਦੀ ਹੈ ਉਹ ਡਾਕਟਰ ਨੂੰ ਕਹਿੰਦੇ ਜਿੰਨਾ ਮਰਜ਼ੀ ਲੱਗ ਜਾਵੇ ਜੀ ਪੈਸਾ ਇਹ ਤਾਂ ਫਿਰ ਆ ਤਾਂ ਇਹਨੂੰ ਤਾਂ ਫਿਰ ਮੋੜਦੇ ਆ ਅੱਜ ਦੀ ਕਮਾਈ ਹੁੰਦੀ ਹੈ ਕਹਿੰਦਾ ਜਿੰਨਾ ਮਰਜ਼ੀ ਲੱਗ ਜਾਵੇ ਜਿਹਨੂੰ ਗੁਜ਼ਾਰੋ ਇਹ ਤਾਂ ਫਿਰ ਇਹਦੀ ਲਾ ਦਿੰਦੇ ਗਾਂ ਤੇ ਬਾਹਰ ਦੀ ਮਾਇਆ ਤਾਂ ਇਹਨੂੰ ਬਚਾਉਣ ਵਾਸਤੇ ਪਹਿਲਾਂ ਇਹਦੀ ਕਦਰ ਨਹੀਂ ਪਹਿਲਾਂ ਇਹ ਸਰੀਰ ਦੀ ਕਦਰ ਨਹੀਂ ਕੋਈ ਇਹ ਸਰੀਰ ਮਿਲਿਆ ਸੀ ਪੰਜ ਭੌਤਿਕ ਕੋਈ ਇਹਦੇ ਨੂੰ ਲਾਹਾ ਲੈਣਾ ਸੀ ਤੇ ਵਿੱਚ ਰਹਿੰਦੇ ਰਹਿੰਦੇ ਜਦ ਜਾਣ ਲੱਗਦਾ ਫੇਰ ਪਾ ਲੱਗਦਾ ਸ਼ੇਖ ਫਰੀਦ ਕਿਤਾਬ ਦੇ ਕਹਿੰਦੇ ਕਹਿੰਦੇ ਫਰੀਦਾ ਖਾਕਣਾ ਦਿੰਦੀ ਹੈ ਖਾਕੂ ਜੇੜ ਨਾ ਕੋਏ ਖਾ ਕਹਿੰਦੇ ਮਿੱਟੀ ਨੂੰ ਇਹਨਾਂ ਨੇ ਕਾਸ਼ੀ ਮਾਤਾ ਨੇ ਜਿਹੜੇ ਜੋ ਮਾਤਾ ਸਰੀਰ ਜ਼ਿਆਦਾ ਹੀ ਨਹੀਂ ਦਿੱਤਾ ਲੋੜ ਤੋਂ ਵੱਧ ਕੋ ਗੁਰਬਾਣੀ ਵੀ ਸਰੀਰ ਦੀ ਮਹੱਤਵ ਵੀ ਦੱਸਦੀ ਹੈ ਸਰੀਰ ਦਾ ਸਕਦਾ ਇਹ ਵੀ ਦੱਸਦੀ ਹੈ ਪਰ ਸਰੀਰ ਦੀ ਜਿਹੜੀ ਮਹੱਤਵ ਹੈ ਇਹ ਇਗਨੋਰ ਨਹੀਂ ਕੀਤਾ ਜਾ ਸਕਦਾ ਇਹਦੇ ਤੋਂ ਖਾਲੀ ਮਿਚੇ ਨੇ ਸਰੀਰ ਦਾ ਵੀ ਆਪਣੀ ਮਹੱਤਵ ਹੈ ਸਰੀਰ ਦੇ ਨਾਲ ਪੰਜ ਗਿਆਨ ਅੰਦਰ ਨੇ ਇਹਨੂੰ ਅਸੀਂ ਗਿਆਨ ਵਧਾਉਣਾ ਹੈ ਉਹਨਾਂ ਨੇ ਕੀ ਕੀਤਾ ਸਰੀਰ ਨੂੰ ਕਸ਼ਟ ਦੇ ਲੱਗੇ ਭੁੱਖਾ ਰੱਖਣ ਲੱਗੇ ਜਿਵੇਂ ਸਿਰ 'ਚ ਸੁਆਹ ਬਾਲਣੀ ਸਰੀਰ ਨੂੰ ਤੰਗ ਲੱਗੇ ਕਰਨ ਚਾਹਦਾ ਹੀ ਇਹਨਾਂ ਨੇ ਹੈਗਾ ਸੀਗਾ ਸਰੀਰ ਦੇ ਉੱਤੇ ਥੋੜਾ ਝਾੜਦਾ ਤਾਂ ਫਿਰ ਸ਼ੇਖ ਫਰੀਦ ਕਹਿੰਦਾ ਫਰੀਦਾ ਖਾ ਨਾ ਜਿੱਦੀਏ ਖਾਕੂ ਜੇੜ ਨਾ ਕੋਏ ਉਹ ਕਹਿੰਦੇ ਇਹਨੂੰ ਵੀ ਨਾ ਜ਼ਿਆਦਾ ਮਿਲਦੀ ਜਾਵੇ ਉਸ ਤੋਂ ਵੱਧ ਸਰੀਰ ਨੂੰ ਖਾਕੂ ਜੇ ਇਹਨਾਂ ਕੋਏ ਇਹ ਸਰੀਰ ਮਿੱਟੀ ਤੋਂ ਬਣਾ ਵੱਡਾ ਚੀਜ਼ ਨਹੀਂ ਹੈ ਇਹ ਤੇ ਪ੍ਰਾਪਤੀ ਵੀ ਜਿਹੜੀ ਹੈਗੀ ਹੈ ਗੁਰਬਾਣੀ ਇਹਨੂੰ ਵਾਸਤ ਦਿੱਤਾ ਹੈ ਹੀਰੇ ਜੈਸਾ ਜਨਮ ਹੈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਆ ਮਾਇਆ ਕੌਡੀ ਦੇ ਪਿੱਛੇ ਜਾ ਰਿਹਾ ਹੀਰੇ ਜੈਸਾ ਕਹਿੰਦਾ ਬੜਾ ਕੀਮਤੀ ਹੈ ਕਹਿੰਦੇ ਜੀਵਨ ਦੇ ਆ ਪੈਰਾਂ ਤਲੇ ਜੀਵਨ ਦੇ ਜਿਨ੍ਹਾਂ ਜਿਸ ਹਾਂ ਹੈਗੇ ਨੇ ਜਿੰਦ ਰਹਿੰਦੀ ਹੈ ਵਿੱਚ ਪੈਰਾਂ ਥੱਲੇ ਹੁਨਰ ਹੁੰਦਾ ਤੇਰੇ ਕੰਟਰੋਲ 'ਚ ਹੈ ਜਿਵੇਂ ਮਰਜ਼ੀ ਜੀਵਨ ਬਤੀਤ ਕਰ ਲੈ ਜਿੱਥੇ ਮਰਜ਼ੀ ਇਹ ਸਰੀਰ ਤੇਰੇ ਤੇਰੇ ਹੱਥ 'ਚ ਹੈ ਪੈਰਾਂ ਥੱਲੇ ਦਾ ਮਤਲਬ ਹੈ ਤੇਰੇ ਕੰਟਰੋਲ 'ਚ ਹੈ ਸਰੀਰ ਸਾਰਿਆਂ ਦੀ ਜ਼ਿੰਦਗੀ ਸਾਡੀ ਆਪਣੇ ਹੱਥਾਂ 'ਚ ਹੀ ਹੈ ਜਿਵੇਂ ਮਰਜ਼ੀ ਅਸੀਂ ਵਿਚਾਰ ਕਰੀਏ ਜੀਵਨ ਦੇ ਪੈਰਾਂ ਥੱਲੇ ਕਹਿੰਦੇ ਮੋਇਆ ਉੱਪਰ ਉੱਤੇ ਮੋਇਆ ਉੱਪਰ ਹੋ ਜਣੀ ਫਿਰ ਫੇਰ ਪਤਾ ਲੱਗੂ ਜੇ ਸਰੀਰ ਰਹਿਣਾ ਨਹੀਂ ਨਾ ਫੇਰ ਪਤਾ ਲੱਗੂ ਕਿ ਸਟੀਮ ਕੀ ਸੀ ਕੀ ਲਾਹਾ ਲਿਆ ਜਾ ਸਕਦਾ ਸੀ ਕੀ ਲਾਹਾ ਲਿਆ ਜਾ ਸਕਦਾ ਸੀ ਜਿਹੜਾ ਨਹੀਂ ਲਿਆ ਇਹ ਪਤਾ ਲੱਗਦਾ ਜਦ ਪਤਾ ਲੱਗ ਜਾਂਦਾ ਨਾ ਜਦੋਂ ਪਤਾ ਸਭ ਨੂੰ ਲੱਗ ਜਾਂਦਾ ਜਦ ਜਾਂਦਾ ਕਿ ਹੁਣ ਕਰਵਾ ਹੁੰਦਾ ਦਿਨ ਥੋੜੇ ਹੀ ਨੇ ਅੰਦਰੋਂ ਪਤਾ ਲੱਗ ਜਾਂਦਾ ਮੈਂ ਕਹਿੰਦਾ ਨੈਣ ਜੋਤ ਤੇ ਹੀ ਨਾ ਉਹਦੇ ਕਰਕੇ ਕਰਨ ਲੱਗ ਜਾਂਦੇ ਨੇ ਰੁਦਾ ਖੰਡ ਸ਼ਬਦ ਨਹੀਂ ਉਚੜਾ ਨੈਣੋ ਨੀਰ ਪਰੇ ਤਨ ਕੀਨਾ ਭਏ ਕੇ ਸੁਧ ਉਹ ਫਿਰ ਸੰਕੇਤ ਨੇ ਉਹ ਸੰਕੇਤ ਦੇਖ ਕੇ ਫਿਰ ਅੰਦਰ ਕੰਬਦਾ ਕੰਬਦਾ ਕੰਬਦਾ ਕਿਉਂ ਗੁਰਮੁਖ ਕਿਉਂ ਨਹੀਂ ਕੰਬਦਾ ਉਹ ਕਿਉਂ ਨਹੀਂ ਕੰਬਦਾ ਉਹ ਤਾਂ ਕਹਿੰਦਾ ਕੰਮ ਕਰੀ ਜਾਣਾ ਮੈਂ ਕੰਮ ਲੈਣਾ ਕੌਣ ਤੋਂ ਜਰਮ ਕਰਾਉਣਾ ਕੀ ਹੈ ਤੂੰ ਕੰਮ ਲੈਣਾ ਆਪਾਂ ਜਨਰੇਟਰ ਲਿਆਦਾ ਕਿਰਾਏ ਦੇ ਕਿਸੇ ਤੋਂ ਡੀਜ਼ਲ ਵੀ ਭਰਦਾ ਰਾਤ ਸਾਰੀ ਗਰਮੀ ਚ ਮਰਦਾ ਰਿਹਾ ਚਲਾਇਆ ਹੈ ਨਹੀਂ ਕਿਰਾਇਆ ਤਾਂ ਪੈ ਗਿਆ ਨਾ ਕਿਰਾਇਆ ਤਾਂ ਪੈ ਗਿਆ ਰਾਤ ਤਾਂ ਨਿਕਲ ਗਈ ਰਾਤ ਵਾਸਤੇ ਕਿਰਾਇਆ ਹੋ ਜਾਂਦਾ ਸੀ ਇੱਕ ਦਿਨ ਵਾਸਤੇ ਕੰਮ ਲਿਆ ਹੀ ਨਹੀਂ ਜਨਰੇਟਰ ਤੋਂ ਮੱਛਰ ਵੱਡ ਵੱਡ ਖਾਂਦਾ ਰਿਹਾ ਗਰਮੀ 'ਚ ਮਰਦੇ ਰਹੇ ਜਨਰੇਟਰ ਨਾਲ ਤਾਂ ਵੀ ਦੇਣੇ ਪੈ ਗਏ ਇਹ ਜੀ ਹਾਲ ਦਾ ਸਰੀਰ ਦੀ ਵੀ ਸਰੀਰ ਮਿਲਿਆ ਕਿੰਨੀ ਮੁਸ਼ਕਲ ਨਾਲ ਨਹੀਂ ਦੇਖੋ ਵੀ ਸਰੀਰ ਦੀ ਜਿਹੜੀ ਪਦਾਇਸ਼ ਹੈ ਸਰੀਰ ਦੀ ਪਦਾਇਸ਼ ਕਿੰਨੀ ਹੈ ਜਿਵੇਂ ਕਿ ਇੱਕ ਥਾਂ ਤੇ ਦੱਸਿਆ ਕਹਿੰਦੇ ਵੀ ਜੈਸੇ 1000 ਧੂਆਂ ਇਕੱਠਾ ਲੱਗ ਜਵੇ ਨਾ ਹੁਣ ਮੈਨੂੰ ਸ਼ਲੋਕ ਉਹ ਦਾ ਮੈਨੂੰ ਜ਼ਬਾਨੀ ਯਾਦ ਨਹੀਂ ਭਾਵੇਂ ਦੱਸਣ ਲੱਗਿਆ ਮੈਂ ਕਹਿੰਦੇ ਵੀ 1000 ਧੂਆ ਇਕੱਠਾ ਲੱਭ ਜਵੇ ਐਨਾ ਦੁੱਖ ਕਹਿੰਦੇ ਜੰਮਣ ਦਾ ਜਨਮ ਵੇਲੇ ਦਾ ਜਨਮ ਵੇਲੇ ਦਾ ਐਨਾ ਦੁੱਖ ਹੈ ਕਿ 1000 ਧੂਆ ਇਕੱਠਾ ਲੱਭ ਜਵੇ ਇੱਕ ਥੋੜਾ ਦਰਵਾਣੀ ਦੀ ਪੰਕਤੀ ਦੇ ਨਹੀਂ ਖੜਾ ਹੈ ਇਹ ਪਿੱਛੇ ਪਿੱਛੇ ਕਿਸੇ ਸੰਤਾਂ ਦਾ ਕਿਹਾ ਹੋਇਆ ਇਹ ਗੱਲ ਇਹ ਹੈ ਵੀ ਉਹਦਾ ਮਤਲਬ ਐਨਾ ਅਸੀਂ ਤਕਲੀਫਾਂ ਲੈ ਕੇ ਝੱਲਦੇ ਵੀ ਆਂ ਦੇਖੋ ਸਰੀਰ ਨੂੰ ਵੀ ਰੋਗ ਲੱਗ ਜਾਂਦੇ ਨੇ ਸਰਦੀ ਗਰਮੀ ਵੀ ਅਸੀਂ ਬਰਦਾਸ਼ਤ ਕਰਦੇ ਆਂ ਹਰ ਮੌਸਮ ਨੂੰ ਬਰਦਾਸ਼ਤ ਕਰਦੇ ਆਂ ਪਰ ਫੇਰ ਵੀ ਜੇ ਨਾਲ ਨਾ ਲਈਏ ਫੇਰ ਵੀ ਇਹਦੇ ਤਾਂ ਪੂਰਾ ਨਾਲ ਨਾ ਲਈਏ ਬਸ ਨੈਟ ਵਾਲੀ ਗੱਲ ਹੈ ਤਰਾ ਬਹਿ ਗਿਆ ਪੂਰਾ ਨਾਲ ਗਈ ਨਹੀਂ ਹਾਂਜੀ ਨਾਨਕ ਸੋਈ ਸੰਤ ਸੁਣੀ ਪਰਮ ਤੇ ਕੀਚਤ ਭਿੰਨ ਚਾਲ ਸੋਈ ਜਿਹੜਾ ਇਹ ਗੱਲ ਨੂੰ ਜਾਣ ਲਵੇ ਜੇ ਆਪਾਂ ਸ਼ਾਮਦਾਰ ਦਾ ਕੋਲ ਇੱਥੇ ਜਾਣਤ ਸੋਈ ਸੰਤ ਸੋਏ ਕੋਈ ਗੱਲੇ ਨਹੀਂ ਬਣੀ ਕਹਿੰਦੇ ਜਾਣਤ ਸੋਈ ਸੰਤ ਸੋਏ ਜਿਹੜਾ ਇਹ ਗੱਲ ਨੂੰ ਭੇਦ ਨੂੰ ਬੁੱਝਦਾ ਉਹ ਸੰਤ ਹੈ ਆਪਣੇ ਬਾਰੇ ਸੰਤ ਦੀ ਨਾਲੇ ਉਹ ਡੈਫੀਨੇਸ਼ਨ ਦੇਤੀ ਪਰਿਭਾਸ਼ਾ ਦੇਤੀ ਕਿ ਕੀ ਹੁੰਦਾ ਕਹਿੰਦੇ ਜਾਣਤ ਸੋਈ ਜਿਹੜਾ ਆ ਗੱਲ ਜਾਣਦਾ ਨਾ ਭੇਦ ਨੂੰ ਵੀ ਜਿਹੜਾ ਆ ਬਾਹਰਲੇ ਸੰਗ ਨੇ ਸਾਰੇ ਝੂਠੇ ਨੇ ਜਿਹੜਾ ਇਹ ਗੱਲ ਨੂੰ ਜਾਣਦਾ ਪੱਕੇ ਦ੍ਰਿੜ ਕਰਕੇ ਸਹੀ ਕਰਕੇ ਜਾਣਦਾ ਕਹਿੰਦੇ ਸੰਤ ਸੋਏ ਕੋਈ ਸੰਤ ਹਾਂਜੀ ਭਰਮ ਤੇ ਕੀਚਤ ਭਿੰਨ ਆ ਫਿਰ ਇੱਕ ਹੋਰ ਖਾਸੀਅਤ ਦੱਸਦੀ ਉਸ ਸੰਤ ਦੀ ਕਹਿੰਦੇ ਭਰਮ ਤੇ ਕੀਚਤ ਭਿੰਨ ਉਹ ਭਰਮ ਤੋਂ ਭਰਮ ਦੂਰ ਕਰੂਗਾ ਇਹਦਾ ਨਾਮ ਭਰਮ ਸੰਗਤ ਦਾ ਦੂਰ ਕਰੂ ਭਰਮ ਪਾਉ ਨਹੀਂ ਜਿੰਨਾ ਕੋ ਹੋ ਸਕੂ ਉਹ ਸੰਤ ਦੀ ਨਿਸ਼ਾਨੀ ਕੀ ਹੈ ਉਸ ਭਰਮ ਤੋਂ ਪਰ ਅਗਿਆਨਤਾ ਜਿਹੜੀ ਸਾਨੂੰ ਭਰਮ ਭੇਜੇ ਉਹ ਕੱਢੂਗਾ ਗੁਰਬਾਣੀ ਆਪਣੇ ਆਪਣੇ ਤੌਰ ਤੇ ਸਾਰੇ ਭਰਦਾ ਭਰਮ ਕੱਢਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਕਹਿੰਦੇ ਸੰਤਾਂ ਭਰਮ ਤੇ ਕੀਚਤ ਭਿੰਨ ਉਹ ਭਰਮ ਪਰ ਜੀਵਾਤਮਾ ਨੂੰ ਭਿੰਨ ਕਰੂਗਾ ਅੱਡ ਕਰੂਗਾ ਭਰਮੋਂ ਦਾ ਕੱਢ ਕੇ ਬਾਹਰ ਮਾਰੂਗਾ ਪਰ ਸਵਾਲ ਇਹ ਹੈ ਕਿ ਜੇ ਅਸੀਂ ਸਤਿਗੁਰੂ ਨੂੰ ਲੁੱਟਣਾ ਹੋਵੇ ਜਾਂ ਪਬਲਿਕ ਦਾ ਕੋਈ ਆਰਥਿਕ ਸ਼ੋਸ਼ਣ ਕਰਨਾ ਹੋਵੇ ਜਾਂ ਸਰੀਰਕ ਸ਼ੋਸ਼ਣ ਕਰਨਾ ਹੋਵੇ ਫਿਰ ਭਰਮ ਦਾ ਪਾਉਣਾ ਪਊਗਾ ਜੇ ਅਸੀਂ ਸੰਗਤ ਨੂੰ ਗਿਆਨਵਾਨ ਬਣਾ ਲਈਏ ਫਿਰ ਸੰਗਤ ਕਿਵੇਂ ਆਊਗਾ ਜੀ ਹੁਣ ਕੰਪਨੀ ਵਾਲੇ ਜਿਹੜੇ ਹੁੰਦੇ ਨੇ ਬੰਦੇ ਉਹ ਆ ਕੇ ਜਦੋਂ ਉਲਝਾਉਂਦੇ ਨੇ ਸਾਨੂੰ ਚਿੱਟ ਫੰਡ ਕੰਪਨੀਆਂ ਆਉਂਦੀਆਂ ਨੇ ਆਪਣੇ ਵੀ ਰਿਪਲ ਕਰਾਮ ਆਇਆ ਸੀ ਨਾ 10 ਗੁਣਾ ਕਰਦਾ ਸੀ ਤਿੰਨ ਗੁਣਾ ਕਰਦਾ ਰਿਹਾ ਹੁਣ ਸਾਨੂੰ ਭਰਮ ਜਿਹਦੇ ਅਸੀਂ ਅਗਿਆਨ ਪ੍ਰਿਆਨਤਾ ਜੀ ਨਾਲ ਸਾਡੀ ਕਹਿੰਦਾ ਜਾ ਕੇ ਲੁਕੇ ਗਏ ਸ਼ੋਸ਼ਣ ਕਰ ਗਿਆ ਅਗਲਾ ਹੁਣ ਅੱਜ ਦੇ ਸੰਤ ਨੇ ਤਾਂ ਹੀ ਗੁਰੂ ਸਾਹਿਬ ਕਹਿੰਦੇ ਨੇ ਮਾਹੇ ਲਿਖੇ ਭਰਮ ਗਿਆਨੀ ਦੋ ਆਏ ਨੇ ਜੇ ਭਰਮ ਗਿਆਨੀ ਆਇਆ ਤਾਂ ਭਰਮ ਗਿਆਨੀ ਵੀ ਜਾਇਆ ਪਰਮ ਕਹਿੰਦੀ ਆ ਫਲਾਉਣਾ ਅੰਧ ਵਿਸ਼ਵਾਸ ਫਲਾਉਣਾ ਸੰਗਤ ਨੂੰ ਡਰਾ ਕੇ ਰੱਖਣਾ ਅਜੋਤੀ ਕੀ ਕਰਦੇ ਨੇ ਵੀ ਜੇਬ ਜਿਹੜੇ ਪੈਸੇ ਕੱਢਦੇ ਨੇ ਜੋਤੀ ਸਾਨੂੰ ਭਰਮ ਪਾਉਂਦੇ ਨੇ ਪਹਿਲਾਂ ਵੀ ਤੇਰੇ ਵਿਆਹ ਦਾ ਰੁੱਤੀ ਕੀ ਤੇਰਾ ਐ ਹੋ ਜੂ ਤੇਰਾ ਐ ਹੋ ਜੂ ਤੇਰਾ ਉਹ ਹੋ ਜੂ ਡਰਾਤਾ ਨਾ ਪਰ ਡਰਿਆ ਸਭ ਕੁਝ ਲਟਾ ਲਟਾ ਦਿੰਦਾ ਭਰਮ ਪਾ ਨਾ ਭਰਮ ਵਧਾ ਕੇ ਕੋ ਸੰਤ ਹੈ ਜਿਹੜੇ ਆਪਣਾ ਹਲਵਾ ਮੰਦਾ ਚਲਾਉਂਦੇ ਨੇ ਭਰਮ ਫਲਾ ਕੇ ਭਰਮ ਪਾਉਣਾ ਭਰਮ ਪਾਏ ਤੋਂ ਬਿਨਾ ਵਧਾਏ ਤੋਂ ਬਿਨਾ ਨਹੀਂ ਲੁੱਟਿਆ ਜਾ ਸਕਦਾ ਅੰਧ ਵਿਸ਼ਵਾਸ ਫਲਾ ਕੇ ਹੀ ਅੱਜ ਦੇ ਜਿਹੜਾ ਆ ਲਾਣਾ ਫਿਰਦਾ ਸੰਤਾਂ ਦਾ ਇਹ ਨਹੀਂ ਚਾਹੁੰਦਾ ਵੀ ਸੰਗਤ ਵਿੱਚੋਂ ਭਰਮ ਨਿਕਲ ਜਵੇ ਇਹ ਚਾਹੁੰਦੇ ਨੇ ਸੰਗਤ ਵਿੱਚ ਭਰਮ ਫਲਾਇਆ ਜਾਵੇ ਉਹ ਕਹਿੰਦੇ ਜਿਹੜਾ ਚੋਰ ਹੈ ਚੋਰ ਦਾ ਹਨੇਰਾ ਨਹੀਂ ਨੇ ਚੋਰੀ ਕਰਨੀ ਆ ਉਹ ਬੰਦ ਕਹੂਗਾ ਜੰਗੜਿਆ ਦੇ ਉਹਦਾ ਤਾਂ ਦੂਰ ਤੋਂ ਬੰਨ ਬੰਨ ਦੋ ਲੱਗਣਾ ਚੋਰ ਦਾ ਹੁਣ ਜਿਹਨੇ ਕਰਨੀ ਚੋਰੀ ਆ ਉਹ ਕਦ ਕਹੂਗਾ ਸੰਗਤ ਵਿੱਚ ਕੋਈ ਗਿਆਨ ਦੀ ਰੋਸ਼ਨੀ ਆ ਜੂ ਉਹ ਕਦ ਕਹੂਗਾ ਬ੍ਰਹਮ ਗਿਆਨ ਆ ਜਵੇ ਬਾਹਰ ਉਹ ਕਦ ਕਹੂਗਾ ਭਰਵੇਂ ਫਲਾਓ ਇਸ ਕਰਕੇ ਜਿਹੜਾ ਐਸਾ ਸੰਤ ਹੈ ਇਹ ਉਹ ਸੰਗਤ ਨੂੰ ਜਿਹੜੀ ਸਚੇਤ ਕਰ ਰਹੇ ਨੇ ਗੁਰੂ ਸਾਹਿਬ ਪੰਜ ਪਾਸ ਕਹਿੰਦੇ ਸੰਤ ਜਿਹੜਾ ਹੈਗਾ ਉਹ ਜਿਹੜਾ ਹੁੰਦਾ ਪਰਮ ਤੇ ਕੀਤ ਭਿੰਨ ਉਹ ਪਰਮ ਕੱਢੂਗਾ ਭੁਲੇਖੇ ਦੂਰ ਕਰੂਗਾ ਹਾਂਜੀ ਅੰਧ ਕੂਪ ਤੇ ਤੈ ਕਡੋ ਜੇ ਹੋ ਸੋ ਪ੍ਰਸੰਨ ਦੇਖੋ ਉਹ ਫਿਰ ਉਹ ਜਿਹੜੀ ਬੰਦੀ ਕਹਿੰਦੀ ਅੰਧਕੂਪ ਅਗਿਆਨਤਾ ਦੇ ਡੂਗੀ ਖੱਡ ਚ ਆ ਹਨ ਅੰਧਕੂਪ ਖੂਨ ਨੂੰ ਕਹਿੰਦੇ ਨੇ ਅੱਲਾ ਖੂਹ ਅੰਧਕੂਪ ਮੈਂ ਅੰਧਕੂਪ ਤੇ ਤੈ ਕਢੋ ਜੇ ਉਹ ਸੋ ਪਰਸਨ ਆ ਜਿਹਦੇ ਤੇ ਉਹ ਕਿਹੜਾ ਪਰਸਨ ਐਸਾ ਸੰਤ ਜਿਹੜਾ ਭਰਮ ਕੱਢਣਾ ਚਾਹੁੰਦਾ ਬਾਕੀ ਹੁਣ ਜਿਹਨੇ ਦਾ ਡੇਰਾ ਚਲਾਉਣਾ ਗੱਡੀਆਂ ਦੇ ਝੁੱਗੇ ਲੈਣੇ ਨੇ ਮੱਥੇ ਟਿਕਾਉਣੇ ਨੇ ਉਹਦੀ ਗੱਲ ਨਹੀਂ ਜਿਹੜੇ ਐਸਾ ਸੰਤ ਪ੍ਰਸੰਨ ਹੋ ਜਵੇ ਉਹ ਭਾਵੇਂ ਕੋਈ ਗੁਰਸਿੱਖ ਚਾਹੇ ਕੋਈ ਵਿਅਕਤੀ ਕਿੰਨਾ ਵੀ ਉੱਟੀ ਖੰਡ ਕਿਉਂ ਨਾ ਹੋਵੇ ਵਾ ਨੇਰੇ ਖੂਹੇ 'ਚ ਐਨੀ ਅਗਿਆਨਤਾ ਹੋ ਗਈ ਸਾਤਲ ਕੱਢ ਗਿਆ ਹੋਵੇ ਉੱਥੋਂ ਵੀ ਕੱਢ ਲੂਗਾ ਉੱਥੋਂ ਵੀ ਕੱਢ ਜਿੰਨਾ ਮਰਜ਼ੀ ਸੁਸੰਤਰ ਕੀਤੀ ਇਹ ਸੱਜਣ ਠਾ ਕਰਿਆ ਸਾਡੇ ਸਾਰੀ ਅੱਜ ਬਣੇ ਹੋਏ ਨੇ ਸੱਜਣ ਹੈਗੇ ਐਨਿਆ ਐਸਿਆਂ ਤੋਂ ਕੱਢ ਜਾਣਾ ਬਾਹਰ ਅੰਧ ਕੂਪ ਤੇ ਤੇ ਕੱਢੋ ਤੇ ਭੂਵੇ ਸੋ ਪ੍ਰਤਨ ਜਿਵੇਂ ਤੇ ਐਡਾ ਸੰਤ ਪ੍ਰਤਨ ਹੋਣੇ ਵੀਰੇ ਉਹ ਨੇਰੀ ਖੱਡ ਜੇ ਵਿਗੜ ਸਕਦਾ ਕਿਸ ਗੱਲ ਦਾ ਭਲੇਖਾ ਨਹੀਂ ਕਰਨਾ ਵੀ ਮੈਂ ਤਾਂ ਵੀ ਮੈਨੂੰ ਪਤਾ ਹੀ ਨਹੀਂ ਜੀ ਕੁਝ ਪਤਾ ਹੁੰਦਾ ਕਿਹਨੂੰ ਹੈ ਜਾਂ ਸਕੂਲ ਦੇ ਆਂਦਾ ਬੱਚਾ ਨੇਰੇ ਖੂਜ ਕੱਢ ਕੇ ਲੈ ਕੇ ਆਉਂਦੇ ਨੇ ਗਿਆਨਵਾਨ ਬਣਾਉਂਦੇ ਨੇ ਉਹ ਗੁਰੂ ਵੀ ਕਹਿੰਦੇ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਮੂ ਤੇ ਨਾ ਇਹ ਨਹੀਂ ਡਰਦਾ ਕਿਸੇ ਤੋਂ ਚਾਹੇ ਕੋਈ ਹੋਵੇ ਇਹ ਨਹੀਂ ਕਹਿੰਦਾ ਪਰ ਸਾਡੇ ਪਰ ਕੀ ਚਲਾਦਾ ਜੇ ਕੋਈ ਨਾ ਬਾਹਰੋਂ ਤੈਨੂੰ ਕਿਸੇ ਦਾ ਜੀਵਨ ਕਿਸੇ ਤਰ੍ਹਾਂ ਦਾ ਹੋ ਸਕਦਾ ਅਗਿਆਨਤਾ ਚ ਜੇ ਕਿਤੇ ਉਹ ਗਿਆਨ ਦੀ ਰੋਸ਼ਨੀ ਮਤ ਆਉਂਦਾ ਤਾਂ ਉਹਦੇ ਤੇ ਕਮੈਂਟ ਆ ਕੇ ਜਿਵੇਂ ਨੇ ਕਹਿੰਦਾ ਕਹਿੰਦੇ 100 ਚੂਹਾ ਤਾਂ ਕਿ ਤੇ ਬਿੱਲੀ ਹੱਜ ਕਰਨ ਚੱਲੀ ਆ ਫਿਰ ਇਹਦਾ ਮਤਲਬ ਤਾਂ ਤੁਸੀਂ ਰੋਕਤਾ ਫਿਰ ਹੱਜ ਕਰਨ ਤੋਂ ਇਹ 100 ਚੂਹਾ ਥਾਲਿਆ ਕਰੀ ਨੇ ਹੱਜ ਕਰਨ ਚੱਲੀ ਆ ਉਹ ਕਰਾ ਨੂੰ ਹੱਜ ਨੂੰ ਕਰ ਲੈਣਾ ਮਾਰੀ ਕਰਦਾ ਜੇ ਪਿਛਲਾ ਜੀਵਨ ਜਿਵੇਂ ਵਿਧੀ ਜਾਂਦੇ ਜਿੱਥੇ ਆਪਾਂ ਨਾਮ ਦੇ ਉੱਤੇ ਬੈਠੇ ਆਉਣਾ ਪਸੰਦ ਤੇ ਵਿਧੀ ਜਾਂਦਾ ਤੇ ਪਿਛਲਾ ਜੀਵਨ ਲੈ ਲਈਏ ਅਸੀਂ ਜਾਂ ਬਾਲਮੀਕ ਦਾ ਪਿਛਲਾ ਜੀਵਨ ਲੈ ਲਈਏ ਪਰ ਵਿਧੀ ਤੇ ਗੁਰੂ ਦਾ ਸੀਨਾ ਬਣ ਸਕਦਾ ਸੀਨਾ ਸੀਨਾ ਉਹਦਾ ਜੀਨਾ ਛਿਪੀ ਕਰਨ ਵਾਲਾ ਲੁੱਟਖੋ ਕਰਨ ਵਾਲਾ ਜੇ ਉਹ ਸੀਨਾ ਬਣ ਸਕਦਾ ਗੁਰੂ ਕੋਲ ਆ ਕੇ ਮਾੜੀ ਗੱਲ ਹੈ ਜੇ ਵਾਲਮੀਕ ਪਟਵਾਰਾ ਹੈ ਜੇ ਉਹ ਮਰਾ ਮਰਾ ਤੋਂ ਰਾਮ ਰਾਮ ਕਰ ਸਕਦਾ ਹੈ ਫਿਰ ਮਾੜੀ ਗੱਲ ਕੀ ਰੋਕਦੇ ਕਿਉਂ ਅਸੀਂ ਪਤਾ ਕਰਦੇ ਹਾਂ ਲਾਈ ਆ ਫਲਾਣਾ ਠੱਗੀਆਂ ਮਾਰ ਰਿਹਾ ਹੁਣ ਕਹਿੰਦੇ ਗੁਰੂ ਘਰ ਜਾਣਾ ਤਾਂ ਮਾੜੀ ਗੱਲ ਹੁੰਦੀ ਜੇ ਗੁਰੂ ਘਰ ਜਾਂਦਾ ਤੇ ਸਦਾ ਹੁਣ ਜੇ ਕੋਈ ਰੋਗੀ ਸੀ ਜੇ ਉਹ ਰੋਗ ਵੱਲ ਨੂੰ ਜਾ ਰਿਹਾ ਜੇ ਕੋਈ ਬੁਖਾਰੀ ਸੀ ਵਿਗਾੜ ਛੱਡ ਕੇ ਤੰਦਰੁਸਤ ਹੋ ਰਿਹਾ ਉਹਨੂੰ ਰੋਕਣਾ ਹੈ ਕਿ ਸਪੋਰਟ ਦੇਣੀ ਹੈ ਜੇ ਕੋਈ ਵਿਗਾੜਾ ਦੇ ਗ੍ਰਸਤ ਸੀ ਚੰਗੇ ਵਾਲੇ ਪਾਸੇ ਨੂੰ ਜਾ ਰਿਹਾ ਹੈ ਉਹਨੂੰ ਸਭੋ ਉਤਸ਼ਾਹਤ ਕਰਨਾ ਹੈ ਕਿ ਉਹਦਾ ਅਸੀਂ ਹੌਸਲਾ ਦੇਖਣਾ ਅਸੀਂ ਉਹਦਾ ਕਮੈਂਟ ਕਰਦੇ ਸੌ ਮੁੱਚੂਆ ਕਾ ਕੇ ਬਿਲੀ ਅੱਜ ਕਰਨ ਚਲੀ ਹੈ ਅੱਜ ਨਹੀਂ ਕਰਨਾ ਹੈ ਉਹਨੇ ਕਹਿੰਦਾ ਸ਼ਾਬਾਸ਼ ਤੇਰੇ ਠੀਕ ਹੈ ਤੇ ਜੀਵਨ ਜੋ ਠੀਕ ਹੈ ਗੁਰੂ ਵੀ ਕਹਿੰਦਾ ਪਿਛਲੇ ਔਗਣ ਬਖਸ਼ਣਾ ਹੈ ਅੱਗੇ ਮਾਰਗ ਪਾਵੇ ਕਹਿੰਦੇ ਔਗਣ ਕੋਣ ਦਾ ਕੱਲ ਖੇਤੀ ਲਾ ਅਸੀਂ ਤਾਂ ਉਹਦੇ ਔਗਣ ਦੇਖ ਰਹੇ ਹਾਂ ਅਸੀਂ ਤਾਂ ਉਹਨੂੰ ਕਹਿੰਦੇ ਹੱਜ ਕਰਨ ਲਾ ਜਾਵੇ ਬਿਲੀ ਅੰਦਰ ਜਾ ਕੇ ਦੀ ਲੋੜ ਆ ਕੀ ਅਸੀਂ ਕਿੰਨੇ ਰੋਕਦੇ ਆ ਜੇ ਕੋਈ ਕੋਈ ਵੀ ਬੰਦਾ ਜਿਹੜਾ ਹੈ ਐ ਕਿਸੇ ਵੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਕਹਿਜ ਵੀ ਹੋ ਸਕਦੀ ਹੈ ਜੇ ਉਹ ਕੱਲ ਨੂੰ ਪਛਤਾਵਾ ਕਰਕੇ ਪਛਤਾਵਾ ਕਰਕੇ ਚੰਗੇ ਪਾਸੇ ਨੂੰ ਜਾ ਰਿਹਾ ਹੈ ਉਹਨੂੰ ਸਗੋਂ ਲੋਕਾਂ ਵੱਲੋਂ ਉਤਸ਼ਾਹਤ ਕਰਨਾ ਚਾਹੀਦਾ ਵੀ ਠੀਕ ਹੈ ਬਈ ਸ਼ਾਬਾਸ਼ ਜੀ ਤੇ ਸਮਝੇ ਇਹ ਕਹਿੰਦੇ ਨੇ ਵੀ ਔਗਣ ਕੋਣ ਹੈ ਚਿਤਾਰ ਦਾ ਉਹ ਪਿਛਲੇ ਹਫ਼ਤੇ ਕਿੰਨੇ ਅਸੀਂ ਕੀਤੇ ਨੇ ਕਰਨੇ ਹੀ ਸੀਗੇ ਗਿਆਨ ਤੱਕਦਾ ਉਹ ਗਲਤੀਆਂ ਹੋਣਗੀਆਂ ਕਹਿੰਦੇ ਔਗਣ ਕੋ ਕਰਦਾ ਗੱਲ ਕੀਤੀ ਜਾਏ ਕੱਲ ਨੂੰ ਲਾ ਲੈਂਦਾ ਗੁਰੂ ਕੋਈ ਗੱਲ ਨਹੀਂ ਆ ਜਾ ਨੇੜੇ ਆ ਜਾ ਜੇ ਚੰਦਨ ਦੇ ਨੇੜੇ ਰਿੰਡ ਦਾ ਬੂਟਾ ਹੋਊਗਾ ਰਿੰਡ ਦੀ ਤਾਂ ਆਪਣੀ ਕੋ ਖਾਸੀਅਤ ਹੈ ਸਭ ਜ਼ਮੂ ਹੁੰਦੀ ਹੈ ਪਰ ਗੁਰੂ ਦੀ ਕਰਾਮਾਤ ਕੀ ਆ ਬਈ ਕਹਿੰਦੇ ਤੁਮ ਚੰਦਨ ਹਮਾਰੇ ਰਿੰਡ ਅੱਜ ਅਸਲੇ ਵਿਚਾਰੇ ਰਿੰਡੇ ਵੀ ਜਿਵੇਂ ਰਿੰਡ ਦੇ ਬਦਬੂ ਹੈ ਰਿੰਡ ਦੇ ਲੱਕੜ ਦੀ ਕੰਮ ਨਹੀਂ ਆਉਂਦੀ ਫਰਨੀਚਰ ਦੇਖਿਆ ਕਹਿੰਦੇ ਰਿੰਡ ਦੇ ਰਿੰਡ ਦੀ ਲੱਕੜ ਦਾ ਕਹਿੰਦੇ ਫਰਨੀਚਰ ਦੇਖਿਆ ਉਹ ਲੱਕੜ ਵੀ ਮਾਸ਼ਾ ਉਹ ਕਹਿੰਦੇ ਜੇ ਕਹਿੰਦੇ ਕੋਈ ਵੀ ਚੰਦਨ ਹੋਏ ਹੈ ਬਸੇ ਜੋ ਚੰਦਨ ਬਾਸ ਜੇ ਕੋਈ ਚੰਦਨ ਦੇ ਨੇੜੇ ਨੂੰ ਜਾ ਰਿਹਾ ਹੈ ਗੁਰੂ ਦੇ ਨੇੜੇ ਵੱਲ ਨੂੰ ਜਾ ਰਿਹਾ ਹੈ ਪਰ ਰੋਕਦੇ ਕਿਉਂ ਉਹ ਤਾਂ ਰਿੰਡ ਦਾ ਰਿੰਡ ਪੋਣਾ ਦਾ ਯਾਦ ਕਰਾਉ ਉਹਨੂੰ ਨਜ਼ਰ ਅਸਾਰ ਮਾਰ ਕੋਗਾ ਰਿੰਡ ਵਾਲਾ ਉਹਦਾ ਹੁਣ ਚੰਦਨ ਹੋ ਗਿਆ ਤੁਸੀਂ ਉਹਨੂੰ ਕਹਿੰਦੇ ਵੀ ਉਹਦਾ ਪਿਛਲਾ ਜੀਵਨ ਯਾਦ ਕਰਾਉਂਦੇ ਹੋ ਵੀ ਆਹ ਗਲਤੀਆਂ ਕੀਤੀਆਂ ਸੀ ਮੈਂ ਕੇ ਕੀਤੀਆਂ ਵੀ ਉਹ ਗੱਲ ਅੱਡ ਹੈ ਇਹ ਹੋ ਸਕਦੀਆਂ ਨੇ ਕਿਸੇ ਦੇ ਵੀ ਜੀਵਨ ਵਿੱਚ ਉਹਨੂੰ ਅੱਗੇ ਲਿਖੋ ਸੋਚ ਹੈ ਜਿਹੜੀ ਸਕਾਰਾਤਮਕ ਰੱਖੋ ਉਹਦੀ ਸੋਚ ਰੱਖੀ ਦੀ ਹੈ ਉਤਸ਼ਾਹ ਵਧੂ ਸੋਚ ਰੱਖੀ ਦੀ ਹੈ ਕਿਸੇ ਦਾ ਤਾਂ ਸ਼ੇਖ ਫਰੀਦ ਨੇ ਵੀ ਕਹਿ ਦਿੱਤਾ ਕਹਿੰਦੇ ਸਭਨਾ ਮਨ ਮਾਨਕ ਸਾਹਨ ਮੂਲ ਚਾਦਵਾ ਜੇ ਤੂੰ ਪਿਰਿਆ ਦੀ ਸਿੱਖ ਤਿਉਰਾ ਸਾਹੇ ਕਹੀਂਦਾ ਨਾ ਮਨ ਸਾਰਿਆਂ ਦੇ ਮਨ ਮੁਸਤੀ ਨੇ ਢਾਈ ਨਾ ਕਹਿਣਾ ਨਾ ਮਨ ਜੇ ਆਪਾਂ ਨਹੀਂ ਆਪਣੇ ਬੱਚੇ ਦੀ ਗਲਤੀਆਂ ਨਜ਼ਰ ਅੰਦਾਜ਼ ਕਰਦੇ ਫੇਰ ਉਹਨੂੰ ਹੌਸਲਾ ਦੇਣ ਚੱਲ ਵੀ ਅੱਗੇ ਕੋਈ ਵੀ ਅੱਗੇ ਤੋਂ ਨਾ ਕਰੀ ਇਹੀ ਗੱਲ ਗੁਰੂ ਦੀ ਆ ਇਹਨੇ ਪਿਛਲੇ ਬਖਸ਼ ਲੈ ਪਰ ਵਾਗੇ ਮਾਰਨ ਪਾਵੇ ਪਿਛਲੇ ਬਖਸ਼ ਨੂੰ ਨਾ ਚੱਲ ਕੋਈ ਗੱਲ ਨਹੀਂ ਅਗਿਆਨਤਾ ਦੇ ਘੱਟ ਘੱਟ ਗਿਆ ਸੀ ਰੋਜਨੀ ਚ ਹੋ ਜਾਂਦਾ ਹੁੰਦਾ ਸਾਰਿਆਂ ਤੋਂ ਹੀ ਹੋ ਜਾਂਦਾ ਹੁੰਦਾ ਆ ਹੁਣ ਆ ਜਾ ਨੇੜੇ ਅਗਾਹਾਂ ਕੁਤਰਾਂਗ ਪਿੱਛਾ ਫੇਰਨਾ ਮੋਢੜਾ ਪਿੱਛੇ ਨੂੰ ਨਾ ਦੇਖੀ ਕੀ ਗਲਤੀਆਂ ਹੋਈਆਂ ਨੇ ਮੋਢਾ ਪਿੱਛੇ ਨਹੀਂ ਫੇਰੀਦਾ ਹੁੰਦਾ ਅਗਾਹ ਨੂੰ ਤਰਾਂਗੀ ਦਾ ਅੱਗੇ ਨੂੰ ਦੇਖੀਦਾ ਹੁੰਦਾ ਚਾਰ ਦੇਖੀਦਾ ਨਾਮ ਕੇ ਆਤਮਾ ਕਿ ਸ਼ੰਕਰ ਵੀ ਪਰਮੇਸ਼ਰ ਕੰਮ ਕਰ ਨਹੀਂ ਸਕਦਾ ਦੂਏ ਕੰਮ ਕਰ ਨਹੀਂ ਸਕਦਾ ਜਾ ਕੇ ਹੱਥ ਹੈ ਉਹਦੇ ਹੱਥ ਵੀ ਸਮਰੱਥ ਨੇ ਉਹਦੇ ਵਿੱਚ ਇੰਨੀ ਸ਼ਕਤੀ ਵੀ ਹੈ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਅਸੀਂ ਤਾਂ ਕਹਿੰਦੇ ਹਾਂ ਸਾਰੀ ਦੁਨੀਆ ਹੀ ਮੰਨਦੀ ਹੈ ਪਰਮੇਸ਼ਰ ਦੀ ਸ਼ਕਤੀ ਨੂੰ ਨਿਰਾਕਾਰ ਦੀ ਸ਼ਕਤੀ ਨੂੰ ਸਾਰੇ ਮੰਨਦੇ ਨੇ ਅਰੇ ਉਹਦੇ ਹੱਥ ਵੀ ਹੱਥ ਦਾ ਮਤਲਬ ਹੁੰਦਾ ਵੀ ਉਹ ਮੰਨਦੀ ਹੈ ਉਹ ਕੰਮ ਕਰਨ ਦੇ ਸਾਡੇ ਉਹਨਾਂ ਨੂੰ ਦੂਰ ਕਰਕੇ ਸਾਨੂੰ ਗੁਣਵਾਨ ਬਣਾ ਵੀ ਸਕਦਾ ਹਾਂਜੀ ਨਾਨਕ ਤੇ ਉਸਤਤ ਕਰੂੰ ਬਾਹੂ ਕਿਉ ਸੰਜੋਗ ਉਹ ਕਹਿੰਦੇ ਫਿਰ ਉਹਦੀ ਉਸਤਤ ਕਰੋ ਫਿਰ ਉਸਤਤ ਕਰਨੀ ਬੰਦ ਨਹੀਂ ਚੱਲਣ ਦੀ ਜਿਹੜਾ ਆ ਰੈਂਟ ਕਹਿੰਦੇ ਅਸਲੇ ਹੱਕ ਪਲਾਸ ਸੀਗੇ ਰਿੰਡ ਜਿਹਨੇ ਚੰਦਨ ਵਰਗੇ ਬਣਾਤੇ ਵਿਧੀ ਸੰਗ ਛੀਨਾ ਸੀਨਾ ਦਾ ਫਿਰ ਉਹ ਗੁਰੂ ਦੀ ਉਸਤ ਨਹੀਂ ਕਰਨੀ ਬਣਦੀ ਉਸਤਤ ਗੁਰੂ ਦੀ ਨਹੀਂ ਬਣਦੀ ਅਸਲ 'ਚ ਕਰਾਮ ਆਦਾ ਗੁਰੂ ਦੀ ਸੀ ਵਿਧੀ ਕਰਨ ਨੂੰ ਬਦਲਾ ਕੇ ਉਹਦੀ ਜਿਹੜੀ ਮੂਲ ਪ੍ਰਵਿਰਤੀ ਸੀ ਉਹਨੂੰ ਛਡਾ ਕਰ ਕਲਾਕਾਰੀ ਦਾ ਗੁਰੂ ਦੀ ਉਸਤ ਤਾਂ ਬਾਕੀ ਕੀ ਹੈ ਉਹਦੀ ਉਸ ਚੰਦਨ ਦੀ ਗੱਲ ਨਹੀਂ ਬਣਨੀ ਹੈ ਨਾ ਜੀ ਉਹ ਜੇ ਉਸ ਦੀ ਕਰਨ ਲੱਗੇ ਰਿੰਡ ਦੀ ਨਹੀਂ ਕਰਨੀ ਉਹ ਠੀਕ ਹੈ ਕਿ ਚੰਦਨ ਹੋ ਗਿਆ ਬਾਤ ਉਸਤਤ ਵਾਕਈ ਹੈ ਨਾਨਕ ਤੇ ਉਸਤਤ ਕਰੂੰ ਤੇ ਉਸ ਦੀ ਬਾਹੂ ਕਿਉ ਸੰਜੋਗ ਬਾਹੂ ਕਿਉ ਸੰਜੋਗ ਇਹ ਸੰਜੋਗ ਵੀ ਉਹਨੇ ਬਣਾਇਆ ਮੇਲ ਵੀ ਉਹਨੇ ਬਣਾਇਆ ਜਿਹੜਾ ਚੰਦਰ ਦੇ ਨੇੜੇ ਲਾਤਾ ਨੇੜੇ ਲਿਆਤਾ ਇਹ ਬਕਾਰੀ ਮਨ ਆ ਗਿਆ ਗੁਰੂ ਦੇ ਨੇੜੇ ਇਹ ਸੰਜੋਗ ਵੀ ਉਹਨੇ ਬਣਾਇਆ ਇਹ ਸੰਜੋਗ ਵੀ ਉਹਨੇ ਕੀਤਾ ਆਹ ਨਿਸ਼ਾਨ ਸਾਹਿਬ ਝੁੱਲ ਗਏ ਨਾ ਇਹ ਸੰਯੋਗ ਪਿੱਛੇ ਹੀ ਦੇਖੋ ਕਿਰਪਾ ਉਹਦੀ ਹੋਈ ਹੈ ਇਹ ਫਤਿਹ ਸਿੰਘ ਦਾ ਮੌਤ ਹੀ ਆ ਡੇਰਾ ਇਹ ਵੀ ਫਤਿਹ ਤੇ ਸਿੰਘ ਵੀ ਤਾਂ ਵਿਧੀ ਜੰਦ ਵੀ ਗੁਰੂ ਦਾ ਐਵੇਂ ਵਜਾਦੇ ਵੀ ਗੁਰੂ ਦੇ ਝੰਡੇ ਨਿਸ਼ਾਨ ਦਾ ਗੁਰੂ ਦੇ ਨੇ ਸਾਡਾ ਗੁਰੂ ਦੇ ਨੇ ਪਰਮੇਸ਼ਰ ਦੇ ਨੇ ਨਿਸ਼ਾਨ ਇਹ ਸੰਯੋਗ ਵੀ ਉਹਨੇ ਕੀਤਾ ਪਰ ਕਈ ਵਾਰੀ ਐਵੇਂ ਵੀ ਹੋ ਜਾਂਦਾ ਹੁੰਦਾ ਕਿਤੇ ਇੱਕ ਹੋਰ ਵੀ ਹੈ ਕਬੀਰ ਸਾਹਿਬ ਬੜੀ ਖਤਰਨਾਕ ਕਹਿੰਦੇ ਨੇ ਕਈ ਵਾਰੀ ਚੰਦਨ ਦੇ ਨੇੜੇ ਕੋ ਹੋਰ ਵੀ ਖਤਰਨਾਕ ਖੇਡ ਹੁੰਦੀ ਆ ਜੇ ਤਾਂ ਆਪਣੇ ਆਪ ਨੂੰ ਮੰਨ ਲਿਆ ਵੀ ਅਸੀਂ ਰਿੰਡ ਹੈ ਵੀ ਸਾਡੇ 'ਚ ਔਕਲ ਹੈ ਐਡਮਿਟ ਕਰ ਲਈ ਗੱਲ ਇਹ ਫਿਰ ਤਾਂ ਹੋ ਜਾਗੇ ਚੰਦਨ ਪਰ ਇੱਕ ਇੱਕ ਹੋਰ ਵੀ ਸੰਕੇਤ ਆ ਨਾਲ ਕਬੀਰ ਸਾਹਿਬ ਨੇ ਕਹਿੰਦੇ ਚੰਦਨ ਦੇ ਨੇੜੇ ਬਾਸ ਵੀ ਹੁੰਦਾ ਉਹ ਵੀ ਧਿਆਨ ਰੱਖ ਲਿਓ ਕਹਿੰਦੇ ਬਾਸ ਬਣਾਈ ਆ ਤੂੰ ਸੁਬੋ ਕੋਏ ਕਹਿੰਦੇ ਚੰਦਨ ਕੇ ਨਿਕਟੇ ਬੰਦਾ ਬਾਸ ਸਬੰਧ ਨਾ ਹੋਏ ਬਾਸ ਸਬੰਧ ਨਹੀਂ ਹੁੰਦੀ ਚੰਦਨ ਦੇ ਨੇੜੇ ਲਾ ਦੋ ਜਾਏ ਉਹ ਗੁਰੂ ਦੇ ਨੇੜੇ ਹੋ ਕੇ ਵੀ ਕਈ ਵਾਰੀ ਹੁੰਦਾ ਜੇ ਉੱਚੇ ਬਣੇ ਰਹੀਏ ਨਾ ਨੇੜੇ ਦੀ ਗੱਲ ਨਹੀਂ ਹੈ ਕਿ ਅਸੀਂ ਸਾਰੀ ਦਿਹਾੜੀ ਦੇਰੇ 'ਚ ਰਹਿੰਦੇ ਜਾਂ ਮੇਰੇ ਸਾਡੀ ਦਿਹਾੜੀ ਗੁਰੂ ਕੋਲ ਰਹਿੰਦੇ ਇਹ ਵੀ ਗੱਲ ਨਹੀਂ ਹੈ ਨੇੜੇ ਰਹਿਣ ਦਾ ਮਤਲਬ ਹੈ ਗੁਰੂ ਦੇ ਨਾਲ ਆਤਮਿਕ ਤੌਰ ਤੇ ਜੁੜੇ ਰਹਿਣਾ ਸਰੀਰਕ ਤੌਰ ਤੇ ਜੁੜਨ ਦੀ ਗੱਲ ਨਹੀਂ ਉਹ ਜਦ ਗੱਲ ਅੱਡ ਹੈ ਸਰੀਰਕ ਤੌਰ ਤੇ ਵੀ ਜੇ ਕਿਸੇ ਨੂੰ ਪਰਮੇਸ਼ਰ ਨੇ ਜਿਹੜੀ ਰੱਖਿਆ ਉਹ ਅੱਡ ਗੱਲ ਹੈ ਆਤਮਿਕ ਕਰਕੇ ਜਿਹੜੇ ਆ ਉਹ ਅੰਤਰ ਜੋ ਮਿਲੇ ਮਿਲਿਆ ਕਹੀਏ ਸੋਇਆ ਨਾ ਇਹ ਖਤਰਨਾਕ ਖੇਡ ਲੱਗਦਾ ਉਹਦੇ ਵਿੱਚ ਵਾਪਰ ਜਿਵੇਂ ਸਾਡੇ ਨਾਲ ਬਾਹਰ ਸਾਰਾ ਕੰਮ ਨਾ ਹੋ ਕਿਤੇ ਐਵੇਂ ਡੁੱਬ ਜੀਏ ਜਿਵੇਂ ਮਾਂ ਲੇਟੀ ਨੇੜੇ ਬੇਭਾਗਾ ਰਹਿ ਗਿਆ ਉਹ ਬੜਾਈ ਦੀ ਡੁੱਬ ਗਿਆ ਨਾ ਵੱਡੇ ਪੰਜ ਡੁੱਬ ਗਿਆ ਨਾ ਬਾਹਰ ਸੁੱਚਾ ਚਲੇ ਜਾਂਦਾ ਨਾ ਬਹੁਤ ਹੁਣ ਚੰਦਨ ਦਾ ਨੀਵਾ ਚੰਦਨ ਦਾ ਬਿਰਵਾ ਹੈ ਬਿਰਵਾ ਚੰਦਨ ਦਾ ਬਿਰਵਾ ਭਲਾ ਬਿਰਵਾ ਦਰਖਤ ਨਹੀਂ ਕਿਹਾ ਚੰਦਨ ਦਾ ਬਿਰਵਾ ਚੰਦਨ ਜ਼ਿਆਦਾ ਉੱਚਾ ਨਹੀਂ ਜਾਂਦਾ ਚੰਦਨ ਦਾ ਬੂਟਾ ਉਹ ਕਹਿੰਦੇ ਇਹ ਨਾ ਹੋ ਜਵੇ ਕਿਤੇ ਬਾਹਰ ਵਾਲੀ ਸਾਡੀ ਬੜਾਈ ਵੱਡੇ ਪੰਜ ਤੁਸੀਂ ਡੁੱਬ ਜਾਓ ਗੁਰੂ ਦੀ ਆਪਣੀ ਨੂੰ ਉੱਚਾ ਮੰਨ ਕੇ ਉੱਚਾ ਦਰਜਾ ਦੇ ਕੇ ਇਹਦੇ ਮੂਰਤ ਕਰੋ ਇਹ ਬੜਾ ਸ੍ਰੇਸ਼ਟ ਗਿਆਨ ਹੈ ਕਿਤੇ ਉਹ ਨਾ ਕੰਮ ਹੋ ਜਵੇ ਬਾਹਰ ਦਾ ਕਿ ਨਿਕਟ ਵੀ ਰਹਿ ਜੀਏ ਤੇ ਵੀ ਗੁਰੂ ਘਰ ਜੇ ਰਹਿ ਜੀਏ ਕਿਤੇ ਚਿੱਚੜ ਵਾਲਾ ਕੰਮ ਨਾ ਹੋਵੇ ਤੇ ਦੁੱਧ ਮੇਰੇ ਨਾਲ ਚਿੱਚੜ ਨਾ ਹੋਣ ਪੀਊਗਾ ਨਗਰ ਦਾ ਡੱਡੂ ਵਾਲਾ ਕੰਮ ਨਾ ਹੋ ਜਵੇ ਕਿ ਕਾਮਣ ਫਿਰ ਵੀ ਉੱਥੇ ਹੀ ਹੁੰਦਾ ਹੈ ਜੱਡੂ ਦੇ ਚੱਕਰ ਦੇ ਰਹਿੰਦਾ ਉਹ ਡੱਡੂ ਦਾ ਚੱਕਰੇ ਖਾਊ ਫਿਰ ਚਿੱਕੜ ਜੱਡੂ ਵਾਲਾ ਸਾਡੀ ਵਸਾ ਬਣੀ ਰਹਿ ਜਵੇ ਉਹ ਭੌਰੇ ਵਾਲੀ ਬਣ ਜਵੇ ਜਿਹੜਾ ਕਮਲ ਦੇ ਫੁੱਲ ਤੋਂ ਖੁਸ਼ਬੂ ਲੱਗੇ ਜਾਂਦਾ ਆ ਜਿਹੜੀ ਮਾਂ ਦਾ ਦੁਸਾ ਜਾਲੇ ਦਾ ਇਹ ਚੱਕੜੇ ਆ ਮਾਇਆ ਚੱਕੜੇ ਆ ਇਹ ਜਿਹੜੇ ਸਾਰੀਆਂ ਚੌਧਰੀਆਂ ਪ੍ਰਧਾਨੀਆਂ ਇਹ ਚੱਕੜੇ ਆ ਪਤਾ ਚੱਕੜ ਪਸਾਉਂਦਾ ਹੁੰਦਾ ਤਾਂ ਆਪਣੇ ਵੱਲ ਨੂੰ ਖਿੱਚਦਾ ਇਹ ਤਾਂ ਨਿਗਾਹ ਗੁਰੂ ਦੀ ਧਾਰਾ ਤੇ ਰੱਖਣੀ ਹੈ ਧਾਰਾ ਤੇ ਰੱਖਣੀ ਹੈ ਗੱਲ ਬਸ ਪਫੜਾ ਦੇਖਦਾ ਹੀ ਨਹੀਂ ਆਲੇ ਵਾਲੇ ਉਹਦਾ ਆਉਂਦਾ ਮਜਬੂਰ ਨਹੀਂ ਚੱਲ ਰਹੀ ਅਸੀਂ ਤਾਂ ਇਹਨਾਂ ਕੰਮ ਰੱਖਣਾ ਬਸ ਕੱਲ ਗੁਰਬਾਣੀ ਦੀ ਸੋਚ ਤੇ ਗੁਰਬਾਣੀ ਦੀ ਵਿਚਾਰਧਾਰਾ ਨਾਲ ਬਦਲਦਾ ਜੇ ਸੱਜੇ ਖੱਬੇ ਨਗਾ ਗਈ ਭਵਰੇ ਦੀ ਬਫਾਦਰੇ ਦੇ ਫੜੇ ਮਤਲਬ ਘਰ ਨਹੀਂ ਜਾਂਦਾ ਮੁੜ ਕੇ ਕਰੋ ਇਹਦਾ ਨਾਲ ਹੈ ਘਰ ਨਹੀਂ ਜਾਂਦਾ ਟਿੱਕੜ ਦੇ ਮਰੂ ਕਰੋ ਫਿਰ ਟਿੱਕੜ ਦੇ ਮਰੂ ਆਉਣ ਸਾਡੀਆਂ ਪੱਗਾਂ ਲੱਤਦੀਆਂ ਟਿੱਕੜ ਕਰਕੇ ਲੱਤਦੀਆਂ ਨੇ ਮਾਇਆ ਅਗੋ ਜੇ ਗੌਰ ਲਾ ਐ ਕਰੋ ਤਜਰਬਾ ਕਰੋ ਇੱਕ ਸਾਲ ਵਾਸਤੇ ਵੀ ਇੱਕ ਸਾਲ ਵਾਸਤੇ ਕੋਈ ਡੋਨੇਸ਼ਨ ਨਹੀਂ ਕੋਈ ਗੋਲਕ ਨਹੀਂ ਕੋਈ ਕੁਝ ਨਹੀਂ ਵੀ ਸਾਰਾ ਕੁਝ ਨਵੇਂ ਸਿਰੇ ਤੋਂ ਸ਼ੁਰੂ ਕਰੋ ਗੱਲ ਵੀ ਕੋਈ ਮਾਇਆ ਨਹੀਂ ਗੁਰੂ ਘਰ ਬਣਦੇ ਨਹੀਂ ਕਿਸੇ ਨੇ ਪ੍ਰਧਾਨ ਨਹੀਂ ਬਣਨਾ ਕਿਸੇ ਨੇ ਪ੍ਰਧਾਨ ਬਣਨਾ ਹੀ ਨਹੀਂ ਜਾਣਾ ਹੀ ਨਹੀਂ ਕਿਸੇ ਨੇ ਕਿਉਂਕਿ ਇਹ ਤਾਂ ਮਾਇਆ ਜਿਹੜੀ ਮਿੱਠਿਆ ਹੈ ਗੁੜ ਇਹ ਗੁੜ ਤੇ ਹੀ ਆਉਣੀਆਂ ਨੇ ਮੱਖੀਆਂ ਸਾਰੀਆਂ ਆ ਇਹਦੇ ਤੇ ਤਾਂ ਪਖੜੇ ਆਉਂਦੇ ਨੇ ਇਹਨੂੰ ਵੀ ਕਿਹਾ ਸੀ ਉਪਦੇਸ਼ ਦਿੱਤਾ ਸੀ ਗੁਰੂ ਕਹਿੰਦੇ ਮੱਖੀ ਰਾਮ ਕੀ ਤੂੰ ਮੱਖੀ ਅਰੇ ਤਾਂ ਮੱਖੀ ਜਾਣ ਲੱਗੇ ਕਹਿੰਦੇ ਜੈ ਬਗੰਧ ਤਹ ਜਾਏ ਉਹ ਬਗੰਧ ਤੇ ਨਹੀਂ ਜਾਣਾ ਤੂੰ ਸ਼ਹਿਦ ਦੀ ਮੱਖੀ ਹੈ ਜੀਵਾਤਮਾ ਨੂੰ ਕਹਿ ਤੇਰੀ ਖਰਾਕ ਨਹੀਂ ਮਾਇਆ ਚ ਤੇਰੀ ਖਰਾਕਾ ਗੁਰਬਾਣੀ ਚ ਕੋਈ ਹੈ ਤੂੰ ਬਗੰਧ ਤੇ ਨਾ ਜਾ ਤੂੰ ਮਾਇਆ ਨਾਲ ਨਾ ਜੁੜ ਰਾਮ ਦੀ ਮੱਖੀ ਹੈ ਤੂੰ ਸ਼ਹਿਦ ਦੀ ਮੱਖੀ ਹੈ ਤੂੰ ਤੂੰ ਨਹੀਂ ਗੰਦ ਖਾਣਾ ਕੰਸ ਪਰ ਇਹ ਇਹਦਾ ਸੰਭਵ ਹੈ ਜਾਂਦੀ ਬਗੰਧ ਤੇ ਹੈ ਜੈ ਬਗੰਦ ਤੇ ਜਾਏ ਉਠਾ ਸੰਭਵ ਹੋ ਗਿਆ ਹਾਂਜੀ ਲੋ ਉੱਤੇ ਬੰਦਨ ਜਨਮ ਮਰਨ ਸਾਰ ਸੇਵ ਸੁਖ ਪਾਏ ਨਾਨਕ ਮਨੋ ਨ ਬਿਸਰੇ ਕੋਈ ਗੋਬਿੰਦ ਰਾਏ ਉੱਤੇ ਬੰਦਨ ਜਨਮ ਮਰਨ ਸਾਰ ਸੇਵ ਸੁਖ ਪਾਏ ਕਹਿੰਦੇ ਕੁਛ ਪਤਾ ਉਹ ਨਹੀਂ ਜਿੰਨਾ ਚਿਰ ਜੰਮਣ ਮਰਨ ਦਾ ਚੱਕਰ ਹੈ ਨਾ ਜਦ ਜੰਮਣ ਮੌਤ ਦਾ ਭੈ ਕਹਿੰਦੇ ਮੌਤ ਦਾ ਬੰਦਾ ਐਵੇਂ ਦਿਸੇ ਛੁੱਟਿਆ ਹੋਵੇ ਤਾਂ ਸ਼ੇਖ ਵੀ ਕਹਿੰਦਾ ਮੈਨੂੰ ਤਾਂ ਦਿਸਦਾ ਮੈਨੂੰ ਤਾਂ ਵੀਂਦਾ ਕਹਿੰਦਾ ਲੋਕ ਮੌਜ ਮਸਤੀਆਂ ਮਾਰਦੇ ਨੇ ਮੈਨੂੰ ਕਹਿੰਦਾ ਮੌਤੇ ਦਾ ਬੰਦਾ ਐਵੇਂ ਦਿਸ ਰਿਹਾ ਕੋਈ ਜਿਵੇਂ ਢਾਹ ਨਹੀਂ ਲੱਗਦੀ ਮੇਰੇ ਨਾਲ ਜਦ ਆਉਂਦੀ ਹੈ ਛੱਲ ਉਨੀ ਕੁ ਕਰੀ ਜਾਂਦੀ ਮਿੱਟੀ ਉਹ ਕਹਿੰਦਾ ਮੈਨੂੰ ਤਾਂ ਐਂ ਦੱਸਦਾ ਨੇੜੇ ਵੀ ਅੱਜ ਆਇਆ ਕਿ ਗੱਲ ਆਇਆ ਨੇੜੇ ਵੀ ਨੇੜੇ ਨੂੰ ਆ ਰਿਹਾ ਨੇੜੇ ਨੂੰ ਆ ਰਿਹਾ ਮੈਨੂੰ ਐਵੇਂ ਦੀਦਾ ਮੌਤੇ ਦਾ ਬੰਦਾ ਐਵੇਂ ਦਿਸ ਰਿਹਾ ਉਹ ਜਦ ਦਿਸ ਰਿਹਾ ਹੋਵੇ ਮੌਤ ਦਾ ਬੰਨਾ ਅਸੀਂ ਕਹਿ ਰਹੇ ਹੋਈਏ ਵੀ ਅਸੀਂ ਇੰਜੋਏ ਕਰ ਰਹੇ ਹਾਂ ਜੇ ਜੀਵਨ ਨੂੰ ਕਹਿੰਦੇ ਜਿਉ ਰਹੇ ਹਾਂ ਜੀ ਅਸੀਂ ਤਾਂ ਕਹਿੰਦੇ ਇੰਜੋਏ ਕਰ ਰਹੇ ਹਾਂ ਕਿਉਂਕਿ ਸਾਨੂੰ ਮੌਤ ਦਾ ਬੰਨਾ ਨਹੀਂ ਨਾ ਦੀਦਾ ਜੇ ਮੌਤ ਦਾ ਬੰਨਾ ਦਿਸ ਜਵੇ ਜਿਹਨੂੰ ਦਾ ਜੰਮਣ ਮਰਨ ਦੀਂਦਾ ਉਹ ਤਾਂ ਫਿਰ ਕਰਦਾ ਲਾਜ ਵੀ ਲਾਜ ਕਿਵੇਂ ਕਰੀਏ ਬਚੀਏ ਕਿਵੇਂ ਉਹ ਤਾਂ ਲਾਜ ਕਰਦਾ ਮਰਨ ਦਾ ਵੀ ਇਹ ਕਹਿੰਦੇ ਮੇਟਿਆ ਜਨਮਾਤ ਇਹ ਜੰਮਣ ਮਰਨ ਕੱਟਿਆ ਜਾਵੇ ਇਹ ਜਿਹੜਾ ਬੰਧਨ ਹੈ ਬੰਧਨ ਨਹੀਂ ਜੰਮਣ ਮਰਨ ਚ ਪਾਉਂਦਾ ਅੱਗੇ ਦੁਬਾਰਾ ਪੜ੍ਹੋ ਟੁੱਟੇ ਬੰਦਨ ਜਨਮ ਮਰਨ ਸਾਧ ਸੇਵ ਸੁਖ ਪਾਏ ਸਪਸ਼ਟ ਗੱਲ ਗੁਰੂ ਸਾਹਿਬ ਨੇ ਕਹਿਤੀ ਜਿੰਨਾ ਚਿਰ ਮੋਹ ਬੰਦਨ ਨੇ ਜੰਮਣ ਮਰਨ ਨਹੀਂ ਕਟਿਆ ਜਾ ਸਕਦਾ ਟੁੱਟੇ ਬੰਦਨ ਜਨਮ ਮਰਨ ਜੇ ਬੰਧਨ ਨੇ ਤਾਂ ਜਨਮ ਮਰਨ ਹੈ ਜਿੰਨਾ ਚਿਰ ਕਿਸੇ ਨਾ ਕਿਸੇ ਚੀਜ਼ ਨਾਲ ਸਾਡਾ ਕਨੈਕਸ਼ਨ ਹੈਗਾ ਨਾ ਆਤਮਿਕ ਤੌਰ ਤੇ ਮਨ ਕਰਕੇ ਜਿੱਥੇ ਅਸੀਂ ਜੁੜੇ ਹਾਂ ਜਿੰਨਾ ਚਿਰ ਬੰਧਨ ਹੈਗਾ ਤੁਹਾਨੂੰ ਮਨ ਪੱਕਾ ਰਹੂਗਾ ਕੋਈ ਨਹੀਂ ਛਡਾਦਾ ਬੰਧਨ ਕੱਟਣੇ ਨੇ ਆਉਣੇ ਆਉਣੀ ਐਨੇ ਬੰਧਨ ਉਹਦੇ ਕੱਟੇ ਜਾਣੇ ਹੋਇਆ ਨੂੰ ਸੰਗ ਬੰਧਨ ਕੱਟੇ ਆ ਸਕਦੇ ਨੇ ਬੰਧਨ ਕੱਟਣ ਵਾਸਤੇ ਅਸੀਂ ਆਏ ਹਾਂ ਹੌਲੀ ਹੌਲੀ ਕੱਟਣੇ ਜਿੰਨਾ ਮੋਹ ਘਟਦਾ ਉਹਨਾਂ ਘਟਾਉਣਾ ਹੌਲੀ ਹੌਲੀ ਜਾਨਵਰਾਂ 'ਚ ਦੇਖ ਲਓ ਪਿੱਛੇ ਨਿਕਲਣਾ ਮੰਨ ਲਓ ਛਿਨੇਗਾ ਮਾਰ ਲੋ ਮੁੜ ਕੇ ਅੱਲ ਨੇ ਜੋ ਆਪੇ ਚੁੰਝਾ ਮਾਰ ਕੇ ਬਾਹਰ ਕੱਢ ਦਿੰਦੇ ਨੇ ਜਦ ਉੱਡਣਾ ਸਿੱਖ ਗਿਆ ਨਾ ਆਪਣਾ ਹੀ ਬੱਚਾ ਚੁੰਝਾ ਮਾਰ ਕੇ ਉਹਨੇ ਜੋ ਬਾਹਰ ਕੱਢ ਦਿੰਦੇ ਨੇ ਇਸਦਾ ਹੀ ਹੈ ਮੋਹ ਘਟਾਤਾ ਆ ਡੰਗਰ ਨੇ ਸੱਜਰੀ ਸੂਈ ਹੁੰਦਾ ਕੋ ਡੰਗਰ ਪਹਿਲਾਂ ਉਹ ਦੇਖਿਆ ਕਰੋ ਕਿੱਲਾ ਦਲਾਉਣ ਲੱਗ ਜਾਂਦਾ ਬੱਚਾ ਪਰਨ ਕਰ ਲੋਗੇ ਤੇ ਪਰ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਦੇਖਿਆ ਜਾਂ ਪੱਠਿਆ ਦੇ ਆ ਗਿਆ 4-5 ਮਹੀਨੇ ਬਾਅਦ ਉਹ ਮੋਹ ਜਿਹੜਾ ਦੇਖਿਆ ਕਰੋ ਕਿੰਨਾ ਉਹ ਸੂਈ ਬੰਦੀ ਸ਼ੁਰੂ ਹੋ ਜਾਂਦੀ ਫਿਰ ਸਾਲ ਕੁ ਬਾਅਦ ਦੇਖਦੇ ਲਈ ਨੰਤਰ ਵਿੱਚ ਮੇਰਾ ਬੱਚਾ ਉਹਦੇ ਨਾਲ ਲੜਨਾ ਹੈ ਤਾਂ ਫਿਰ ਨਹੀਂ ਨਾ ਫਿਰ ਰਿਹਾ ਹੈ ਫਿਰ ਤੁਹਾਨੂੰ ਦੇਖਦਾ ਇੱਥੋਂ ਦੇਖੋ ਕੁਝ ਐ ਘਟਾਉਣਾ ਫਿਰ ਤੁਸੀਂ ਚਲੇ ਜਾਣਾ ਜ਼ਿੰਮੇਵਾਰੀਆਂ ਤਾਂ ਨਹੀਂ ਭਜਣਾ ਜ਼ਿੰਮੇਵਾਰੀਆਂ ਹੁੰਦੀ ਉਹਨੇ ਉਹਨੂੰ ਜਿੰਨਾ ਚਿਰ ਉਹਨੇ ਦੁੱਧ ਵੀ ਪਿਲਾਉਣਾ ਹੈ ਉਹਦੀ ਉਹਨੂੰ ਉਧਰੋਂ ਵੀ ਦਿਖਾਉਣਾ ਹੈ ਉਹਨੂੰ ਚੋਗਾ ਚੁਗਲਾ ਵੀ ਦਿਖਾਉਣਾ ਹੈ ਚੋਗਾ ਲਿਆ ਕੇ ਵੀ ਦੇਣਾ ਹੈ ਜਿੰਨਾ ਚਿਰ ਨਹੀਂ ਲਿਆਉਣ ਹੈਗਾ ਚੋਗਾ ਲਿਆ ਕੇ ਉਹਦੇ ਮੂੰਹ 'ਚ ਵੀ ਪਾਉਣਾ ਹੈ ਇਹ ਜ਼ਿੰਮੇਵਾਰੀ ਤੇ ਭਜਣਾ ਪਰ ਕਨੈਕਸ਼ਨ ਢਿੱਲਾ ਵੀ ਕਰਦੇ ਹੀ ਜਾਣਾ ਜੇ ਕਟਿਆ ਗਿਆ ਤਾਂ ਜਮਨ ਬਨ ਕਟ ਖਤਮ ਹੈ ਅਸਰ ਕਟੇ ਗਿਆ ਤਾਂ ਜਮਨ ਬਨ ਆਪੇ ਖਤਮ ਹੈ ਹਾਂਜੀ ਆਦ ਸੇਵ ਸੁਖ ਪਾਏ ਸਾਧ ਦੀ ਸੇਵਾ ਕਰਨੀ ਹੈ ਸੁਖ ਆਪੇ ਹੈ ਸਾਧ ਦੀ ਸੇਵਾ ਸੁਖ ਹੈ ਸਾਧ ਦੀ ਸੇਵਾ ਕੀ ਹੈ ਅਗੇ ਵਜੇ ਆਜੂਗਾ ਸਾਧ ਦੀ ਸੇਵਾ ਸਾਧ ਅੰਦਰ ਸਾਡਾ ਜਿਹੜਾ ਬੈਠਾ ਸਾਧ ਦਾ ਵਿਚਾਰਾ ਜਿਹੜਾ ਅੰਤਰਾਤਮਾ ਸਾਡੀ ਅੰਦਰਲਾ ਚਿੱਤ ਸਾਡਾ ਸਾਧ ਉਹਦੀ ਸੇਵਾ ਕਰਨੀ ਹੈ ਤਾਂ ਹੁਕਮ 'ਚ ਚੱਲਣਾ ਅੱਗੇ ਆਊਗਾ ਇੱਥੇ ਆ ਜਾਣਾ ਵੀ ਟਹਿਲ ਕੀ ਹੈ ਦਾਸ ਦੀ ਕਹਿੰਦੇ ਗੁਰ ਕੀ ਟਹਿਲ ਕਮਾਉਣੀ ਜਪੀਏ ਗੁਰ ਦਾ ਨਾਮ ਮਾਂ ਬੇਉਦੀ ਦੀ ਨਾ ਪਾਵੇ ਜੇ ਬਜ਼ੁਰਗ ਹੋਵੇ ਸਾਰੀ ਉਮਰ ਜਿਹਦਾ ਕੀਤਾ ਹੋਵੇ ਉਹਦਾ ਹੁਕਮ ਨੇ ਮੰਨੀ ਜਾਉਣਾ ਉਹ ਤਹੇ ਨੇ ਮੰਨਦਾ ਆਪਣੀ ਕਹਿੰਦਾ ਵੀ ਆਪਣੇ ਬੱਚੇ ਦੇ ਆਗਿਆ ਜੇ ਉਹ ਐਨੇ ਦੇ ਕੋਈ ਰੋਟੀ ਪਾਣੀ ਪਾਵੇ ਮਸਾਈ ਦੇ ਦੇਣ ਪਰੇਸ਼ਾਨ ਕਰਨੀ ਨਹੀਂ ਉਹ ਐਨੇ ਦੇ ਕਹਿੰਦਾ ਨਾ ਵੀ ਬੱਚੇ ਆਪਣੇ ਜਿਹੜਾ ਕਹਿਣ ਚ ਹੋਵੇ ਜਿਹੜਾ ਪਰਮੇਸ਼ਰ ਦੇ ਕਹਿਣ ਚ ਹੈ ਕਹਿਣੇ ਚ ਹੈ ਹੁਕਮ ਚ ਹੈ ਬਸ ਉਹ ਹੀ ਕਹਿਣਾ ਜਿਹੜਾ ਅੰਤਰਾਤਮਾ ਤੋਂ ਡਰ ਕੇ ਜਲਦਾ ਹੈ ਅੰਤਰਾਤਮਾ ਦੇ ਭੈ ਚ ਹੈ ਉਹ ਇੰਨੇ ਦੇ ਖੁਸ਼ ਉਹਦੀ ਅੰਤਰਾਤਮਾ ਉਹ ਕਹਿੰਦਾ ਖਾਂਦੀ ਹੈ ਕੁਝ ਉਹਨੂੰ ਵੀ ਦਊਂਗੇ ਉਹ ਅੰਤਰਾਤਮਾ ਦਾ ਇੰਨੇ ਪਾਗੋ ਕਈ ਵਾਰੀ ਆਪਾਂ ਕਹਿੰਦੇ ਅੱਜ ਜਿਹੜੇ ਕਹਿੰਦੇ ਵਿਆਹ ਹੋਰ ਕਰ ਲੈਂਦੇ ਇਹ ਅੱਜ ਇਹ ਖੜੇ ਹੱਥ ਨਾਲ ਕਈ ਵਾਰੀ ਕਹਿੰਦੇ ਅੱਜ ਬੁਝਿਆ ਹੋਇਆ ਮਨ ਆਪਣੇ ਅੰਦਰ ਦੇਖੋ ਫਿਰ ਵਿਚਾਰ ਕਰਕੇ ਵੀ ਜਿੱਦਨ ਬੁਝਿਆ ਹੋਇਆ ਕਿਉਂ ਆ ਫਿਰ ਕੀ ਹੈ ਉਦੋਂ ਫਿਰ ਅਲੱਗ ਜਿੱਦਨ ਅਸੀਂ ਕਹਿੰਦੇ ਅੱਜ ਭਾਗੋ ਵਾਂਗਾ ਕਿਉਂ ਆ ਅਸਲ ਦੇ ਵਿੱਚ ਇਹ ਗੁਰਬਾਣੀ ਕਹਿੰਦੀ ਹੈ ਕਿ ਜਿੰਨਾ ਚਿਰ ਤੁਸੀਂ ਜਿੱਦਣ ਤੁਸੀਂ ਰਹੇ ਨਾ ਖੁਸ਼ੀ 'ਚ ਜ਼ਿਆਦਾ ਉਦੋਂ ਤੁਸੀਂ ਅੰਤਰਾਤਮਾ ਨੂੰ ਕੰਮ ਨਹੀਂ ਕੀਤਾ ਕੋਈ ਇਹ ਦੇਖਿਓ ਵਿਚਾਰ ਕੇ ਜਿੱਦਣ ਕਿਤੇ ਕੋਈ ਐਸਾ ਕੰਮ ਹੋ ਜਵੇ ਦੇਖਿਆ ਕਰੋ ਤੁਸੀਂ ਆਪਾਂ ਕਰਤਾ ਹੁੰਨੇ ਕਿਸੇ ਧੱਕਾ ਨਜਾਇਜ਼ ਸਾਨੂੰ ਪਤਾ ਵੀ ਹੁੰਦਾ ਵੀ ਅਸੀਂ ਧੱਕਾ ਕਰ ਰਹੇ ਹਾਂ ਅੰਦਰ ਆ ਕੇ ਫਿਰ ਸਾਡੇ ਨਾਲ ਉਹ ਖੁਸ਼ੀ ਜਿਹੜੀ ਹੈ ਅੰਦਰ ਉਹ ਬੁਝਿਆ ਬੁਝਿਆ ਜੇ ਅਸੀਂ ਕਿਸੇ ਦਾ ਕੋਈ ਐਸਾ ਕੋਈ ਕਿਸੇ ਦਾ ਐਕਸੀਡੈਂਟ ਹੋਇਆ ਹੋਵੇ ਉਹਦਾ ਦਰਵਾਜ਼ਾ ਚੱਕ ਕੇ ਅਸੀਂ ਹਸਪੀਟਲ ਛੱਡਿਆ ਅਸਾਂ ਉਹਨਾਂ ਨੂੰ ਫੋਨ ਕੋਲੋਂ ਦਵਾਈ ਬੂਟੀ ਵੀ ਕਰਤੀ ਲਾ ਕੇ ਆਇਆ ਕੋਈ ਕੁਝ ਟਾਈਮ ਵੀ ਆਪਣਾ ਖਰਚ ਕਰਕੇ ਆਏ ਆ ਪੈਸੇ ਦੇ ਵਿੱਚ ਜਿਹੜੀ ਉਹ ਖੁਸ਼ੀ ਦਾ ਵੀ ਅੰਦਾਜ਼ਾ ਹੈ ਉਹ ਜੋ ਸੰਦੇ ਕਸਟਮਰ ਨੂੰ ਜੋ ਸਕੂਨ ਮਿਲਿਆ ਉਹ ਕੰਮ ਕਰਕੇ ਹੋ ਸਕਦਾ ਤੁਸੀਂ ਕੋਈ ਮਾੜਾ ਮੋਟਾ ਕੋਈ ਧੱਕਾ ਕੀਤਾ ਉਸ ਨਾ ਮਿਲਿਆ ਹੋਵੇ ਆਹੀ ਵਿਚਾਰ ਹੈ ਆਹੀ ਮੰਤਰ ਆਪਣਾ ਹੋ ਗਿਆ ਐਸੋ ਹੀ ਅਸੀਂ ਬਦਲ ਜਾਣਾ ਭਈ ਕਿਹੜੇ ਕੰਮਾਂ ਨਾਲ ਅਸੀਂ ਖੁਸ਼ ਕਿਹੜੇ ਕੰਮ ਕੋਲੇ ਹੋਣਾ ਤਾਂ ਸਾਨੂੰ ਬੇਚੈਨੀ ਹੁੰਦੀ ਹੈ ਬਸ ਉਹ ਛੱਡਦੇ ਨੇ ਟੈਨਸ਼ਨ ਨਾਲ ਬੇਚੈਨੀ ਹੁੰਦੀ ਹੈ ਆਹੀ ਜੀਵਨ ਦਾ ਫਰਕ ਹੈ ਹੋਰ ਕੀ ਇਹੀ ਗੁਰਬਾਣੀ ਨੇ ਕਹਿਣਾ ਭਈ ਤੁਸੀਂ ਅੰਤਰ ਆਤਮਾ ਦੇ ਅਨੁਸਾਰ ਚੱਲੋ ਅੰਦਰ ਆਤਮਾ ਖੁਸ਼ ਆ ਕੋਈ ਗੱਲ ਨਹੀਂ ਬਾਹਰੋਂ ਦਾ ਮਤਲਬ ਵੀ ਚੱਲ ਜਾਂਦਾ ਸਭ ਚੱਲ ਜਾਂਦਾ ਅੰਦਰ ਆਤਮਾ ਤੋਂ ਦੇਖਿਓ ਕਿ ਉਹਦਨ ਕੀ ਖੁਸ਼ੀ ਹੈ ਉਹਦੀ ਕੀਮਤ ਕੀ ਹੁੰਦੀ ਹੈ ਹਾਂਜੀ ਨਾਨਕ ਮਨੋਂ ਨਾ ਬਿਸਤਰੇ ਪੁੰਨਿਤ ਗੋਬਿੰਦ ਰਾਏ ਕਦੇ ਨਾਨਕ ਮਨੋਂ ਨਾ ਬਿਸਤਰੇ ਹੁਣ ਨਿਦ ਗੋਬਿੰਦ ਰਾਏ ਉਹਨਾਂ ਦਾ ਖਜ਼ਾਨਾ ਨਹੀਂ ਖਜ਼ਾਨੇ ਨੂੰ ਕਹਿੰਦੇ ਨੇ ਜਿਹੜਾ ਗੁਣਾ ਦਾ ਖਜ਼ਾਨਾ ਹਰ ਗੋਬਿੰਦ ਰਾਏ ਲਫ਼ਜ਼ ਹੈ ਉਹ ਰਮਨੋ ਵਿਸਰੇ ਹਣ ਗੋਬਿੰਦ ਰਾਏ ਜਿਹਦਾ ਖਜ਼ਾਨਾ ਹੈ ਇੱਕ ਤਾਂ ਪੰਕਤੀ ਜਾਈ ਹੈ ਸਭ ਗੋਬਿੰਦਾ ਹੈ ਸਭ ਗੋਬਿੰਦਾ ਹੈ ਗੋਬਿੰਦ ਬਿਨ ਨਹੀਂ ਕੋਈ ਦੇ ਸਾਰੇ ਦੇ ਅੰਦਰ ਹੀ ਹੈ ਜਿਹੜਾ ਸਾਡਾ ਮੂਲ ਹੈ ਪਰ ਇੱਥੇ ਭਗਤ ਰਾਏ ਆਇਆ ਸਾਹਿਬ ਜਿਵੇਂ ਇੱਕ ਰਾਮ ਲਫ਼ਜ਼ ਜਾਂਦਾ ਹੈ ਇੱਕ ਰਾਜਾ ਰਾਮ ਲਫ਼ਜ਼ ਜਾਂਦਾ ਰਾਜਾ ਰਾਜੇ ਨੂੰ ਵੀ ਕਹਿੰਦੇ ਨੇ ਨਾ ਜਦ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ ਰਾਮ ਤਾਂ ਸੀਗਾ ਹੀ ਅੰਦਰ ਰਾਜਾ ਨਾਮ ਪ੍ਰਧਾਨ ਹੈ ਉਹ ਸ਼ਬਦ ਗੁਰੂ ਉਹ ਗੋਡ ਰਾਏ ਦਾ ਮਤਲਬ ਹੈ ਉਹ ਸਮੁੱਚੀ ਜਿਹੜੇ ਸੱਚਖੰਡ ਵਾਲੇ ਨੇ ਉਹਨਾਂ ਦਾ ਜਿਹੜਾ ਮੈਸੇਜ ਹੈ ਉਹ ਸ਼ਬਦ ਹੈ ਉਹ ਹਿਰਦੇ 'ਚ ਪ੍ਰਗਟ ਹੋ ਗਿਆ ਗੋਡ ਰਾਇਆ ਆਇਆ ਪਰ ਮੈਨੂੰ ਸੀਗਾ ਜਿੰਨੀ ਕੁ ਖੁਸ਼ੀ ਜਿੰਨਾ ਰਾਹ ਸਾਨੂੰ ਦਿਖਾ ਸਕਦਾ ਸੀ ਸਾਡੇ ਅੰਦਰ ਦੇ ਨੇ ਦਿਖਾਇਆ ਪਰ ਸਾਨੂੰ ਉਹਨਾਂ ਜਿੰਨੀ ਬਣਦੀ ਕਹਿੰਦੇ ਕਹਿੰਦੇ ਉੱਪਰ ਤੋਂ ਮੇਗਾ ਪਰਸਦਾ ਹੈ ਕਿਆ ਧਰਤੀ मते ਪਾਣੀ ਨਹੀਂ ਸਾਡੇ ਕੋਲ ਟਿਊਬਰ ਵੀ ਤਾਂ ਹੈਗੇ ਆ ਅਸੀਂ ਹੁਣ ਸਾਡੀ ਭਾਜੀ ਲਾਉਨੇ ਆ ਜ਼ਮੀਨ ਹੈਗੀ ਆ ਸਾਰਦੇ ਹੀ ਆ ਨਹੀਂ ਮੇਰ ਮੰਗ ਲਿਆ ਕੀ ਗੱਲ ਉਹ ਜਿਹੜਾ ਅੰਦਰ ਦਾ ਖੋਫ ਹੁੰਦਾ ਉਹਦਾ ਧਰਤੀ ਵਿਚਲਾ ਪਾਣੀ ਹੋਈ ਆ ਸਮਝ ਲਓ ਉਹ ਕੰਮ ਤੱਕ ਦਬਾਉ ਆ ਜਦ ਜੋ ਠੰਡਕ ਵੀ ਬਾਇਦੇ ਆਉਂਦੀ ਹੈ ਉਹ ਵੀ ਆਇਆ ਦਾ ਫਿਰ ਪਰਮੇਸ਼ਰ ਬਾਈ ਹੈ ਉਹ ਜਦੋਂ ਸ਼ਬਦ ਗੁਰੂ ਗੋਬਿੰਦ ਗਾਇਆ ਉਹ ਕਿਹੜਾ ਹੁੰਦਾ ਅੰਦਰੋਂ ਧੁਰਕੀ ਬਾਣੀ ਆਪੇ ਹੀ ਸਵਾਲਾਂ ਦੇ ਜਵਾਬ ਆਈ ਜਾਂਦੇ ਨੇ ਅੰਦਰੋਂ ਧੁਰਕੀ ਬਾਣੀ ਆਪੇ ਚੱਲ ਪੈਂਦੀ ਹੈ ਗੁਰਬਾਣੀ ਦੇ ਅਰਥ ਆਪੇ ਹੀ ਆਈ ਜਾਂਦੇ ਨੇ ਆਪੇ ਫੁਰਦੀ ਹੈ ਗੁਰਬਾਣੀ ਜਦ ਉਹ ਗੱਲ ਮਸ਼ਹੂਰ ਆ ਉਹ ਫਿਰ ਗੋਬਿੰਦ ਰਾਇਆ ਉਹਦੀ ਉਸ ਨੂੰ ਕਹਿੰਦੇ ਜਿਹੜਾ ਗੁਨਾ ਦਾ ਖਜ਼ਾਨਾ ਹਾਂਜੀ ਉਹ ਵੀ ਤਹਿਲ ਕਰੋ ਤੋ ਇੱਕ ਕੀ ਤਾਰੇ ਬ੍ਰਿਥਾ ਨਾ ਕੋਈ ਮਨ ਤਨ ਮੁਖ ਇਹ ਵਸੇ ਜੋ ਚਾਹੋ ਸੋ ਹੋਏ ਕਹਿਲ ਕਰੋ ਤੋ ਇੱਕ ਕੀ ਜਾਤੇ ਵਿਰਥਾ ਨਾ ਕੋਈ ਵਿਰਥਾ ਹੁੰਦਾ ਜਿਵੇਂ ਅਸੀਂ ਕਹਿੰਦੇ ਵੀ ਅਸੀਂ ਪਤਾ ਆਪਣੇ ਕੀ ਮਾਂ ਮਾਰਿਆ ਕਹਿੰਦੇ ਕਿ ਸਾਡੀ ਵਿਰਥਾ ਨਹੀਂ ਜਾਣਦਾ ਉਹ ਕਹਿੰਦੇ ਵਿਰਥਾ ਦਾ ਸਾਰਿਆਂ ਦੀ ਜਾਣਦਾ ਉਹ ਸਾਰਿਆਂ ਦੀ ਜਾਣਦਾ ਅੰਦਰਲੀ ਜੀ ਕੀ ਵਿਰਥਾ ਨਾ ਜਿਹੜੀ ਸਾਡੀ ਜਾਣਦਾ ਉਹ ਸਾਰਿਆਂ ਦੀ ਜਾਣਦਾ ਕਿੱਥੇ ਗੱਡੀ ਕਿਹੜੇ ਥਾਂ ਤੇ ਪਈਆ ਕਿਹਦਾ ਰਿਹਾ ਹੋਇਆ ਕਿਹੜਾ ਕਿੱਥੇ ਅੜ ਗਿਆ ਟੱਬਰ 'ਚ ਫਸ ਗਿਆ ਮਾਇਆ 'ਚ ਫਸ ਗਿਆ ਬਕਾਰਾਂ 'ਚ ਫਸ ਗਿਆ ਕਿਹੜਾ ਗੱਡਾ ਕਿੱਥੇ ਅੜਿਆ ਹੋਇਆ ਕਿੱਥੋਂ ਕੱਢ ਕੇ ਲਿਆਉਣਾ ਉਹ ਅੰਤਰਾਤਮਾ ਸਾਰਿਆਂ ਦੀ ਉਹ ਜਾਣਦੀ ਹੈ ਉਹੋ ਜਿਹੀ ਉਪਦੇਸ਼ ਵੀ ਉਹ ਜੇ ਆ ਧਾਰਮਿਕ ਸਥਾਨ ਵੀ ਬਣਾਏ ਹੋਏ ਨੇ ਉਹੋ ਜੇ ਬੁੱਧ ਜਿੱਦਾਂ ਕਿ ਸਾਡਾ ਬੁੱਧੀ ਦਾ ਲੈਵਲ ਹੈ ਨਾ ਉਹੋ ਜੇ ਗਿਆਨੀ ਵੀ ਹੈਗੇ ਨੇ ਮਾਰਕੀਟ ਉਹ ਸਕੂਲ ਨੇ ਭਾਈ ਪ੍ਰਾਇਮਰੀ ਉਹੋ ਜੇ ਮਾਸਟਰ ਵੀ ਹੈਗੇ ਨੇ ਪ੍ਰਾਇਮਰੀ ਸਕੂਲ ਨੇ ਹੋ ਜੇ ਮਾਸਟਰ ਗਏ ਨੇ ਹਾਈ ਸੈਕੰਡਰੀ ਹੋ ਜੇ ਨੇ ਭਾਈ ਜੇ ਕਾਲਜ ਜਾਣਾ ਉੱਤੇ ਦਾ ਫਿਰ ਪ੍ਰੋਫੈਸਰ ਹੈ ਜਦੋਂ ਮਾਸਟਰ ਕਹਿੰਦੇ ਕਿ ਲੈਕਚਰਰ ਆ ਉਹ ਜਿਉਂ ਜਿਉਂ ਸਾਡਾ ਬੌਧਿਕ ਲੈਵਲ ਵੱਧਦਾ ਤੇ ਉਹਨੂੰ ਪ੍ਰੋਫੈਸਰ ਵੀ ਆਈ ਜਾਂਦੇ ਨੇ ਜਿਉਂ ਜਿਉਂ ਸਾਡੇ ਕੰਮ ਦੀ ਭੁੱਖ ਅੱਗੇ ਤੋਂ ਅੱਗੇ ਵੱਧਦੀ ਹੈ ਉਹ ਜੋ ਪਰਮੇਸ਼ਰ ਭੇਜ ਵੀ ਦਿੰਦਾ ਜਿਉਂ ਜਿਉਂ ਸੰਸਾਰ ਦਾ ਬੌਧਿਕ ਲੈਵਲ ਵੱਧ ਰਿਹਾ ਹੈ ਉਹ ਜੇ ਸਾਨੂੰ ਗਿਆ ਸੈਂਟਰ ਵੀ ਦੇ ਨਵੀਂ ਤੋਂ ਨਵੀਂ ਟੈਕਨੀਕ ਇੰਟਰਨੈਟ ਆਉਣ ਵਾਲੇ ਵੀ ਆ ਗਏ ਇੰਟਰਨੈਟ ਚਲਾਉਣ ਵਾਲੇ ਵੀ ਆ ਗਏ ਉਹੋ ਜਿਹੀਆਂ ਗੱਡੀਆਂ ਆ ਗਈਆਂ ਉਹੋ ਜਿਹੇ ਭੇਜ ਦੇ ਜਿਹੇ ਜੀ ਲੋੜਾ ਸੰਸਾਰ ਦੀ ਸੰਸਾਰ ਉਹਦਾ ਹੀ ਆ ਜਿਉਂ ਜਿਉਂ ਹੁਣ ਜੇ ਅੱਜ ਕਹੇ ਭਾਈ ਮੈਂ ਤਾਂ ਗੱਡਾ ਚਲਾਉਣਾ ਮੈਂ ਤਾਂ ਦੋ ਪਹੀਆ ਪਤਾ ਕੋਈ ਜੇ ਅੱਜ ਕਹੀਏ ਤੇ ਉਹਨੂੰ ਭਾਈ ਅਸੀਂ ਤਾਂ ਖੇਤੀ ਬੰਦ ਨਾ ਕਰਨੀ ਕਰਦਾ ਕੋਈ ਨਵੀਂ ਤਾਂ ਨਵੀਂ ਤਾਂ ਮਸ਼ੀਨਰੀ ਆ ਗਈ ਉਹ ਇਹੀ ਗੱਲ ਆਹ ਗਿਆਨ ਦੀ ਹੈ ਜਿਉਂ ਜਿਉਂ ਜਿਹੜੀ ਅੱਜ ਸਾਡੀ ਜਨਰੇਸ਼ਨ ਹੈ ਜੋ ਅਸੀਂ 100 200 ਸਾਲ ਤੋਂ ਪ੍ਰਚਾਰ ਗੁਰਦੁਆਰਿਆਂ 'ਚ ਕੀਤਾ ਹੈ ਜੇ ਅੱਜ ਧਰਮ ਤੋਂ ਬਾਕੀ ਹੋਈ ਆ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਕਿਉਂ ਹੋਈ ਹੈ ਉਹ ਸਾਡੇ ਤੋਂ ਜ਼ਿਆਦਾ ਗਿਆਨ ਮਾਰਾ ਹੋ ਉਹ ਸਾਡੇ ਦਾ ਆ ਮੋਬਾਈਲ ਹੈ ਸਾਨੂੰ ਤਾਂ ਫਿਰ ਸਰਕਾਰ ਕਰਨੀ ਆਉਂਦੀ ਹੈ ਸੁਣਨੀ ਆਉਂਦੀ ਹੈ ਉਹ ਜੰਮਿਆ ਆਪਣੀ ਪੜਾ ਆਪਣੀ ਉਹਨੂੰ ਬਣਾ ਦੋ ਵੀ ਸਾਰੇ ਜਿੰਨੇ ਇਹਦੇ ਵਿੱਚ ਹੁੰਦੇ ਨੇ ਸਾਰੇ ਜਾਣਦਾ ਉਹ ਵੀ ਕੀ ਕਰਨਾ ਮਿੰਟ ਚ ਕਰਨਾ ਉਹ ਕਿਵੇਂ ਕਰ ਲੈਂਦਾ ਬਈ ਉਹ ਸਾਡੇ ਚਿੱਪੇ ਹੈਗੀ ਨੇ ਚਿੱਪ ਪਈ ਗਈ ਆਈ ਆਈ ਪਿਛੜੀ ਹੁਣ ਸਾਡੇ ਚੱਪੇ ਨਹੀਂ ਉਹ ਅਸੀਂ ਜਿੱਦਾਂ ਮਰਜੀ ਕੰਪਿਊਟਰ ਨਾਲ ਬੰਦਾ ਮਰੀਏ ਵੀ ਉਹ ਗਿਆਨ ਆਉਣਾ ਹੀ ਨਹੀਂ ਉਹ ਜਵਾਕਾਂ ਨੂੰ ਆਉਣਾ ਉਹ ਕਿਵੇਂ ਮੰਨਣਗੇ ਸਾਡੀਆਂ ਸਾਖੀਆਂ ਨੂੰ ਹਨਾ ਤਾਂ ਗਏ ਨੇ ਗੁਰੂ ਤੋਂ ਬਾਕੀ ਕੋਈ ਨਹੀਂ ਹੈਗਾ ਜਿਵੇਂ ਅਸੀਂ ਕਹਿੰਦੇ ਗੁਰੂ ਤੋਂ ਬਾਕੀ ਹੋਵੇ ਉਹ ਬਾਕੀ ਸਾਡੇ ਪ੍ਰਚਾਰ ਤੋਂ ਹੋਏ ਨੇ ਸਾਡੇ ਕਿਰਦਾਰ ਤੋਂ ਹੋਏ ਨੇ ਜਿਹੜੇ ਜਿੱਦੀ ਬੈਠੇ ਆ ਧਰਮ ਦੇ ਠੇਕੇਦਾਰ ਗੁਰਦੁਆਰੇ ਆ ਡੇਰਿਆਂ 'ਚ ਸਾਨਾਂ ਤੇ ਬੈਠੇ ਆ ਉਹਨੇ ਰੋਲ ਮਾਡਲ ਤੋਂ ਕੱਢੂ ਰੱਖਣਾ ਨਾ ਵੀ ਅਸੀਂ ਕੀ ਕਰਦੇ ਆ ਉਹ ਬਾਕੀ ਸਾਡੇ ਤੋਂ ਹੋਏ ਨੇ ਉਹ ਸਾਡੇ ਤੋਂ ਬਾਗੀ ਹੋਏ ਨੇ ਗੁਰੂ ਤੋਂ ਬਾਗੀ ਕੋਈ ਨਹੀਂ ਹੋਇਆ ਉਹ ਗੁਰੂ ਦਾ ਮੱਥਾ ਟੇਕਦੇ ਨੇ ਉਹ ਗੁਰੂ ਨੂੰ ਕੋਈ ਮੱਥਾ ਟੇਕਦਾ ਗੁਰਬਾਣੀ ਦਾ ਦੱਸੋ ਕੌਣ ਮੁਨਕਰ ਗੁਰਬਾਣੀ ਦਾ ਕੋਈ ਮੁਨਕਰ ਨਹੀਂ ਬਗਾਵਤ ਹੈ ਗੁਰੂ ਨੇ ਕਰਵਾਈ ਹੈ ਪਰਮੇਸ਼ਰ ਨੇ ਕਰਵਾਈ ਹੈ ਅਰੇ ਬਗਾਵਤ ਹੋਣੀ ਵੀ ਚਾਹੀਦੀ ਸੀ ਇਹ ਹੋਣੀ ਵੀ ਚਾਹੀਦੀ ਸੀ ਬਗਾਵਤ ਆ ਜੋ ਜੋ ਅਸੀਂ ਦੇ ਰਹੇ ਹਾਂ ਜੋ ਸਾਡਾ ਮੈਸੇਜ ਜਾ ਰਿਹਾ ਧਰਮ ਧਰਮਸਾਨਾ ਜੋ ਇਹ ਤਾਂ ਬਗਾਵਤ ਤੇ ਚੰਗੀ ਸੀ ਕੀ ਦੇ ਰਿਹਾ ਜੀ ਕੀ ਜੀਵਨ ਆ ਸਾਡਾ ਜੋ ਪਿੱਛੇ ਦੋ ਜੋ ਅਸੀਂ ਬੈਠੇ ਹੀ ਆ ਕੀ ਮਿਲ ਗਿਆ ਸਾਨੂੰ ਕੀ ਤਬਦੀਲੀ ਆਈ ਹੈ ਸਾਡੇ 'ਚ ਆਪਣੇ ਅੰਦਰ ਦੇ ਮਾਰ ਕੀ ਪ੍ਰਾਪਤ ਹੋਇਆ ਸਾਨੂੰ ਕੀ ਤਬਦੀਲੀ ਆਈ ਸਾਡੇ ਜੋ ਉੱਥੇ ਖੜੇ ਗੁੱਸਾ ਸਾਡੇ 'ਚ ਵੱਧ ਗਿਆ ਲੜਾਈਆਂ ਝਗੜੇ ਸਾਡੇ 'ਚ ਵੱਧ ਗਏ ਮਾਇਆ ਦਾ ਮੋਹ ਸਾਡੇ 'ਚ ਵੱਧ ਗਿਆ ਕੀ ਮਿਲਿਆ ਸਾਨੂੰ ਕੀ ਦਿੱਤਾ ਸਾਨੂੰ ਇਸ ਕਰਕੇ ਸਹੀ ਸੀ ਬਗਾਵਤ ਉਹਨਾਂ ਦੀ ਸਹੀ ਦਿਸ਼ਾ ਵੱਲ ਸੀ ਜਦ ਉਹ ਸਹੀ ਮੈਸੇਜ ਜਾਊਗਾ ਹਰ ਜਿਹੜੀ ਨਵੀਂ ਪੀੜ੍ਹੀ ਬੈਠੀ ਹੈ ਬਾਹਰ ਜਿੰਨੇ ਸਟੂਡੈਂਟ ਜੁੜ ਰਹੇ ਨੇ ਜੋ ਆਪਣੇ ਗੱਲ ਜਾ ਰਹੀ ਹੈ ਉੱਪਰ ਸਾਰੀ ਐਵਰੀਬਡੀ ਜੁੜ ਰਹੀ ਹੈ ਉਹ ਕਈਆਂ ਨੇ ਉਹਨਾਂ ਦੀ ਸਾਡੇ ਵੀ ਕੇਸ ਕਤਲ ਕੀਤੇ ਹੋਏ ਆ ਜਿਹੜਾ ਕੋਈ ਗੱਲ ਨਹੀਂ ਕਤਲ ਕੀਤੇ ਆ ਕਤਲ ਕਰਨੇ ਛੱਡਦੇ ਆਪੇ ਵੱਜ ਜਾਣਗੇ ਗਲਤੀ ਕੀਤੀ ਸੀ ਸਾਡੇ ਕਤਲ ਹੋ ਗਈ ਸਾਡੇ ਗਲਤੀ ਹੋ ਗਈ ਹੁਣ ਉਹ ਆਪਣੇ ਆਪ ਮਹਿਸੂਸ ਕਰਦੇ ਨੇ ਅਸੀਂ ਕਿੰਨਾ ਰੌਲਾ ਪਾਇਆ ਕੇਸ ਰੱਖ ਲੋ ਕੇਸ ਰੱਖ ਲੋ ਕੋਈ ਰੱਖੇ ਨਹੀਂ ਸੁਣੀ ਉਹ ਕਹਿੰਦੇ ਤੁਹਾਡੇ ਹੁਣ ਸਾਹਿਬ ਤੁਹਾਡੇ ਖਿਲਾਫ ਦਾ ਹੀ ਬਹੁਤ ਹੈ ਜਦੋਂ ਤੁਸੀਂ ਇਹ ਦੱਸੋ ਕਿ ਕੇਸ ਰਖਾਈ ਕਿਨੇ ਸੀ ਕੇਸ ਆਏ ਕਬ ਸੀ ਗੁਰੂ ਦੀ ਦਾ ਨਾਲ ਕੇਸ ਲਿਆਂਦੇ ਸੀ ਜਦ ਗੁਰੂ ਦੀ ਦਾ ਰਣੀ ਸਾਡੇ ਕੋਲ ਇਹ ਕੇਸ ਵੀ ਹੈ ਜਦ ਦੁਬਾਰਾ ਦਾ ਆ ਜੋ ਵੀ ਕੇਸ ਵੀ ਆਪਣੇ ਆ ਜਾਣਗੇ ਜਿੱਦਾਂ ਮੈਂ ਹੁਣ ਸ਼ਕਤੀ ਕੇ ਹੈ ਮੇਰੇ ਕੇਸ ਕਤਲ ਕੀਤੇ ਸੀ 1990 ਚ ਮੈਨੂੰ ਤਾਂ ਅਮਰਤ ਜਗਾਉਣ ਲੱਗਿਆ ਉਹ ਹੈਡ ਗ੍ਰੰਥੀ ਲੈ ਭਾਈ ਜਸਵਿੰਦਰ ਸਿੰਘ ਪੰਜ ਪਿਆਰਿਆਂ ਚ ਉਹ ਦੂਜੇ ਕਹਿੰਦੇ ਜੀ ਸਿੰਘ ਉਹ ਮੈਂ ਮੈਂ ਤਾਂ ਕਰਦਾ ਸੀ ਮੈਂ ਗੁਰਬਾਣੀ ਦਾ ਬੇਸ ਮੇਰਾ ਬਣਿਆ ਹੋਇਆ ਸੀ ਮੈਂ ਤਾਂ ਪਹਿਲਾਂ ਕੀਤੀ ਸੀ ਉਹ ਸਿਖਾਉਣ ਲੱਗੇ ਕਹਿੰਦੇ ਸਿੰਘ ਦੇ ਕੇਸ ਤਾਂ ਹੈ ਨਹੀਂ ਉਹ ਕਹਿੰਦੇ ਕੋਈ ਨਹੀਂ ਆ ਜਾਣਗੇ ਅਮਰ ਤੁਸੀਂ ਕਹੋ ਤੁਸੀਂ ਉਹ ਪਿੱਛੇ ਨਹੀਂ ਦੇਖਣਾ ਕੁਛ ਅੱਗੇ ਦੇਖੋ ਪਿਛਲੀ ਜੋ ਗਲਤੀ ਹੋ ਗਈ ਛੱਡ ਦੋ ਪਿੱਛੇ ਉਹ ਆਪ ਹੀ ਮਹਿਸੂਸ ਕਰਦੇ ਨੇ ਮਨ ਮਹਿਸੂਸ ਆਪ ਕਰੇ ਆਪਣੀ ਗਲਤੀ ਆਪ ਅਹਿਸਾਸ ਕਰੇ ਸਵਾਲ ਉਹ ਅਹਿਸਾਸ ਕਰਾਈਦਾ ਨਹੀਂ ਹੁੰਦਾ ਕਿਸੇ ਦੀ ਗਲਤੀ ਦਾ ਤੁਸੀਂ ਤੁਸੀਂ ਕੋਈ ਹੀਨ ਭਾਵਨਾ ਨਹੀਂ ਲੈਂਦਾ ਪ੍ਰਚਾਰ ਨਾਲ ਇਹੀ ਗੱਲ ਅਸੀਂ ਆ ਨਸ਼ੇ ਦੇ ਹਾਂ ਨਾਲ ਲਾ ਰਹੇ ਹਾਂ ਜਿੰਨੇ ਵੀ ਸੰਸਥਾਵਾਂ ਧਾਰਮਿਕ ਜਾਂ ਸਮਾਜਿਕ ਸਾਰੀਆਂ ਚੱਕ ਕੇ ਨਸ਼ਿਆਂ ਦੇ ਖਿਲਾਫ ਉਹਨਾਂ ਨੂੰ ਹੀਨ ਭਾਵਨਾ ਚ ਲਿਆ ਰਹੇ ਨੇ ਸਰਕਾਰ ਸਗੋਂ ਪੋਜ਼ਿਟਿਵ ਤਰੀਕਾ ਕਰਦੀ ਵੀ ਕਹਿੰਦੇ ਇਹਨਾਂ ਦਾ ਨਸ਼ਾ ਛਡਾਓ ਨਸ਼ਾ ਛਡਾਓ ਕੇਂਦਰ ਬਣਾ ਰਹੀ ਹੈ ਜੇ ਤੁਸੀਂ ਐਸਾ ਪ੍ਰਚਾਰ ਕਰੋ ਐਸਾ ਨਸ਼ਾ ਦੋ ਜਿਹੜੀ ਸ਼ਰਾਬ ਨਾਨਕ ਨੇ ਕੱਢੀ ਸੀ ਉਹ ਬਣਾ ਲਓ ਗੁਣ ਕਰ ਗਿਆਨ ਧਿਆਨ ਕਰ ਮੂਹ ਨਾਲ ਗੱਲ ਵੀ ਬੁਲਾ ਲੋ ਉਹ ਦੂਜੀ ਵਾਲਾ ਨਸ਼ਾ ਵੀ ਉਤਰ ਜਾਣਾ ਪਲਾਣ ਜੋਗੀ ਹੋ ਗਏ ਕੱਢਣ ਚ ਉਹ ਫਿਰ ਨਹੀਂ ਕਰਦਾ ਸਾਰਿਆਂ ਨੂੰ ਆਉਂਦੀ ਆ ਭੱਠੀ ਨਹੀਂ ਨਾ ਚੜਦੀ ਭੱਠੀ ਕਬੀਰ ਨੇ ਚੜਾਈ ਭੱਠੀ ਨਾਨਕ ਨੇ ਚੜਾਈ ਗਿਆਨ ਦੀ ਸ਼ਰਾਬ ਦੀ ਉਹ ਭੱਠੀ ਚੜਾਓ ਕਹਿੰਦੇ ਗਿਆਨ ਸੜਾ ਸੜਾ ਸ਼ਰਾਬ ਨੂੰ ਕਹਿੰਦੇ ਨੇ ਨਾ ਗਿਆਨ ਸੜਾ ਗੁੜ ਬਾਹਰ ਆ ਇਹ ਜਿਹੜਾ ਉਹ ਗੁੜ ਨਹੀਂ ਪੈਂਦਾ ਹੀ ਗੁਰੂ ਕਹਿੰਦਾ ਨਾ ਗੁਰਦੀ ਬਣ ਗਈ ਨਾ ਨਹੀਂ ਇਹ ਤਾਂ ਕਹਿੰਦੇ ਇਹ ਮੰਡੇ ਇਹ ਗਿਆਨ ਦੇ ਮੰਡੇ ਤੋਂ ਗਿਆਨ ਪੈ ਗੁੜ ਕਰ ਗਿਆਨ ਧਿਆਨ ਕਰ ਮੂਹਾ ਮੂਹੇ ਦੇ ਫੁੱਲ ਪਾਉਂਦੇ ਨਾ ਕਹਿੰਦੇ ਗੁੜ ਕਰ ਗਿਆਨ ਧਿਆਨ ਕਰ ਮੂਹਾ ਆ ਬਾਪ ਠੀਕ ਇਹਨੇ ਕਰ ਕਰਨੀ ਕੱਸ ਪਾਈ ਆ ਉਹ ਕਿਕਰ ਦੇ ਕੱਸ ਵੀ ਪਾਉਂਦੇ ਨਾ ਬੈਬਾਦੀ ਨਾ ਕਰੇ ਜਰਾਬ ਕਿਕਰ ਦੇ ਸੱਕ ਵੀ ਪਾਉਂਦੇ ਨਾ ਜਰਾਬੀ ਉਹ ਕਹਿੰਦੇ ਤੂੰ ਕਿਕਰ ਪਾ ਕਰਨੀ ਦਾ ਤੇ ਕਰਨੀ ਤੇਰੀ ਬਦਲੇ ਧਿਆਨ ਦਾ ਮੂਹਾ ਪਾ ਮੂਹੇ ਤੇ ਫੁੱਲ ਹੁੰਦੇ ਉਹ ਪਾਉਂਦੇ ਫਿਰ ਆਪ ਜਿਵੇਂ ਉਹ ਪਾਣ ਮੇਰੇ ਸੰਤਰੇ ਬਾਤੇ ਹੋਰ ਪਾਤਾ ਜੈ ਕੇਦਾਰ ਬਣਾਉਣ ਵਾਸਤੇ ਉਹ ਗੁਰੂ ਨੇ ਵੀ ਜੈ ਕੇਦਾਰ ਪੂਰਾ ਬਣਾਇਆ ਐਵੇਂ ਨਹੀਂ ਜਿਹੜਾ ਆਇਆ ਗੁਰੂ ਘਰ ਦਾ ਰਹਿ ਕੇ ਹੋ ਕੇ ਰਹਿ ਗਿਆ ਸ਼ਰਾਬ ਇਹ ਦੀ ਭਾਈ ਨਾਨਕ ਨੇ ਕੱਢ ਕੇ ਗਿਆਨ ਦੀ ਉਹ ਗਿਆਨ ਦੀ ਸ਼ਰਾਬ ਦਾ ਪ੍ਰਚਾਰ ਕਿੱਥੇ ਗਿਆ ਫਿਰ ਉਹ ਤੁਸੀਂ ਤਾਂ ਦੇਖਣਾ ਹੀ ਨਹੀਂ ਕਿਸੇ ਨੇ ਉਹ ਦੂਜੀ ਦਾ 2000 ਘੰਟਿਆਂ 'ਚ ਲੈ ਜਾਂਦੀ ਐ ਇਹਦਾ ਕਹਿੰਦਾ ਨਾ ਪਕਵਾਰੀ ਨਾਨਕਾ ਜਿਹੜੀ ਰਹੇ ਦਿਨ ਰਾਤ ਉਹ ਇਹ ਤਾਂ ਖਮਾਰੀ ਰਿਹਾ ਲਿਆਉ ਇਹ ਤਾਂ ਮਾਇਆ ਦਾ ਨਸ਼ਾ ਉਤਾਰ ਦਿੰਦੀ ਐ ਕੱਢੀਏ ਪਲਾਈਏ ਘਰ ਭਰ ਕੇ ਪਲਾਈਏ ਤੇਰੀ ਦਸਮ ਪਾਤਸ਼ਾਹ ਕਹਿੰਦੇ ਆ ਆ ਗ੍ਰੰਥ ਬੋਲਦਾ ਕਹਿੰਦੇ ਬਦੇਹ ਸਾਖੀਆ ਸਾਖੀਆ ਕਹਿੰਦੇ ਨੇ ਬੁਲਾਉਣ ਵਾਲਾ ਸਾਖੀ ਨਹੀਂ ਹੁੰਦਾ ਬੁਲਾਉਣ ਵਾਲਾ ਕਹਿੰਦੇ ਬਦੇਹ ਸਾਖੀਆ ਸਾਗਰੇ ਸਬਜ਼ ਰੰਗ ਦਾ ਪੂਰਾ ਸਜਾ ਦਸਮ ਗ੍ਰੰਥ ਬੋਲਦਾ ਕਹਿੰਦੇ ਬਦੇ ਸਾਖੀਆ ਸਾਗਰੇ ਸਬਜ਼ ਰੰਗ ਕਹਿੰਦੇ ਮੈਨੂੰ ਐਜੀ ਕੱਢ ਕੇ ਪਲਾ ਹੈ ਸਾਖੀ ਇਹ ਗੁਰੂ ਮੈਨੂੰ ਐਜੀ ਕੱਢ ਕੇ ਪਵਾ ਐਸਾ ਪਿਆਲਾ ਪਲਾ ਕਹਿੰਦੇ ਕਿ ਮਾਨਤ ਕਾਰ ਅਸਤ ਤਾਂ ਕਿ ਮੇਰੇ ਜਿਹੜੇ ਵਿਕਾਰ ਨੇ ਅਸਤ ਹੋ ਜਾਂਦੇ ਜਿਵੇਂ ਸੂਰਜ ਅਸਤ ਹੋ ਜਾਂਦਾ ਨਾ ਡੁੱਬ ਜਾਂਦਾ ਮੇਰੇ ਵਿਕਾਰ ਅੰਦਰੋਂ ਅਸਤ ਹੋ ਜਾਂਦੇ ਦਰ ਵਕਤ ਜਾਂਗਾ ਵਕਤ ਮੈਂ ਕਾਇਮ ਰਹਾ ਬੁਖਾਰਾਂ ਨਾਲ ਲੜਨ ਦੇ ਨਾਲ ਜੰਗ ਮੇਰੀ ਅੰਦਰ ਚੱਲਦੀ ਰਹੇ ਐਸੀ ਪਲਾ ਕਹਿੰਦੇ ਪਦੇ ਸਾਖੀਆਂ ਸਾਗਰੇ ਸਬਦ ਰੰਗ ਕਿ ਮਾਰਾ ਬੁਖਾਰ ਅਸਤ ਦਰ ਵਕਤ ਜੰਗ ਹਰ ਵੇਲੇ ਜਦੋਂ ਵੀ ਮੈਨੂੰ ਜੰਗ ਵਾਸਤੇ ਤਿਆਰੀ ਹੋਵੇ ਬੁਖਾਰ ਜਦੋਂ ਵੀ ਉੱਠਣ ਲੋਕ ਜਦੋਂ ਵੀ ਹੋਵੇ ਮੈਂ ਜਿਹੜੀ ਉਹਦੇ ਖਿਲਾਫ ਲੜਨ ਨੂੰ ਤਿਆਰ ਹਾਂ ਹਰ ਟਾਈਮ ਹਰ ਵਕਤ ਦਰ ਵਕਤ ਪੰਜਾਬੀ ਉਹ ਹੈ ਨਾ ਵਿੱਚ ਭਾਸ਼ਾ ਨਾ ਦਸਮ ਗ੍ਰੰਥ ਦੇ ਦਰ ਵਕਤ ਆਊਗਾ ਹਰ ਵਕਤ ਕਹਿੰਦੇ ਆ ਹਰ ਵਕਤ ਜੰਗ ਆ ਟਾਈਮ ਜੰਗ ਨੂੰ ਮੈਂ ਤਿਆਰ ਰਹਾ ਜਦ ਵੀ ਜਿਹੜੇ ਰਾਤ ਨੂੰ ਗਿਆ ਆਪਾਂ ਸ਼ਰਤ ਸੰਭਾਲ ਕੇ ਬੈਠੇ ਸੀ ਖਬਰ ਚੋਰ ਜਾਂ ਡਾਕੂ ਜਾਂ ਲਟੇਰਾ ਆਪਾਂ ਪਵੇ ਇਹ ਜਿਹੜੇ ਲਟੇਰੇ ਨੇ ਤੁਹਾਡੇ ਗਿਆਨ ਤੁਹਾਨੂੰ ਲੁੱਟਣ ਵਾਸਤੇ ਕਦ ਲੋਭ ਨੇ ਚੱਕੇ ਲੈ ਜਾਣਾ ਗਿਆਨ ਕਦ ਕ੍ਰੋਧ ਨੇ ਤੁਹਾਡਾ ਅਵਸਥਾ ਤੁਹਾਡੀ ਖਰਾਬ ਕਰ ਦੇਣੀ ਹੈ ਤਾਂ ਟਾਈਮ ਰਹੋ ਐਸੀ ਵਿਕੇ ਰੱਖੋ ਜੇ ਐਸੀ ਸਾਧਨ ਦੇ ਪਰ ਸਾਡੇ ਕੀ ਹੋਇਆ ਜਿਉਂ ਜੂ ਪ੍ਰਚਾਰ ਦਾ ਠੇਕੇ ਵੱਧ ਖੁੱਲ ਗਏ ਐਕਸ਼ਨ ਹੈ ਪ੍ਰਤੀਕਰਮ ਉਲਟਾ ਜਾ ਰਿਹਾ ਸਭ ਸਾਡਾ ਇਸ ਕਰਕੇ ਇਸ ਕਰਕੇ ਅਸੀਂ ਪ੍ਰਚਾਰ ਨਸ਼ਿਆਂ ਦੇ ਖਿਲਾਫ ਕਰਨ ਦੀ ਬਜਾਏ ਆ ਨਸ਼ਾ ਫਸਾ ਦਈਏ ਗੁਰਬਾਣੀਆਂ ਦਾ ਇਹ ਘਰ ਘਰ ਹੋਗਾ ਧਰਮਸਾਲ ਘਰ ਘਰ ਹੋਵੇ ਧਰਮਸਾਲ ਉਹ ਕਹਿੰਦੇ ਨੇ ਵੀ ਅਸੀਂ ਸਕੂਲ ਦਾ ਠੇਕਾ ਨਹੀਂ ਖੋਲਣ ਲੈਣਾ ਪੰਚਾਇਤਾਂ ਕਹਿੰਦੀਆਂ ਕੋਈ ਕਹਿੰਦਾ ਸੀ ਗੁਰਦੁਆਰੇ ਮੂਹਰੇ ਠੇਕਾ ਨਹੀਂ ਖੋਲਣ ਲੈਣਾ ਅਸੀਂ ਕਹਿੰਦਾ ਆ ਠੇਕਾ ਨਾਨਕ ਵਾਲਾ ਤੇ ਘਰ ਘਰੇ ਖੋਲ ਦਈਏ ਗੁਰਬਾਣੀ ਵਾਲਾ ਨਸ਼ਾ ਘਰ ਘਰੇ ਫਲਾ ਦਈਏ ਸਾਰੇ ਆਪਣੀ ਕਰਦੀ ਹੈ ਆਹ ਆਹ ਆਹ ਦਾ ਕਿੱਦਾਂ ਜਾ ਸਕਦਾ ਨਾ ਸਾਰਿਆਂ ਨੂੰ ਆਹ ਬੁਲਾ ਦਿਆ ਦੂਜੇ ਦੂਜੇ ਤੇ ਬੋਲਣ ਨਾਲ ਆਪੇ ਹਟ ਜਾਣਗੇ ਚੁੱਪ ਕਰ ਜੇ ਬੋਲੋਗੇ ਕਦ ਖੁੱਲਣਗੇ ਜਿੰਨਾ ਰੌਲਾ ਪਾਉਣਗੇ ਨਾ ਜਿਹੜਾ ਕਦੋਂ ਖੁੱਲਣਗੇ ਚੁੱਪ ਕਰ ਜੋ ਉਹ ਨਸ਼ਿਆਂ ਦੇ ਖਿਲਾਫ ਆਹ ਨਸ਼ੇ ਦੇ ਕਰ ਆਹ ਨਸ਼ਾ ਫਰਮਾਉਣ ਦੇ ਬਸ ਇਹ ਤਰੀਕਾ ਹੈ ਹਾਂਜੀ ਮਨ ਤਨ ਮੁਖ ਜੀਏ ਬਸੇ ਜੋ ਚਾਹੋ ਸੋ ਹੋਵੇ ਆਹੀ ਚਾਹੁੰਦਾ ਹੈ ਕਹਿੰਦੇ ਇੱਥੇ ਪਹੁੰਚ ਜਾਏਗਾ ਜੋ ਚਾਹੋ ਸੋ ਹੋਏ ਪਰ ਜਦੋਂ ਇੱਥੇ ਪਹੁੰਚ ਜਾਣਾ ਫਿਰ ਚਾਹੁੰਦਾ ਹੀ ਨਹੀਂ ਇਹ ਪਹਿਲਾਂ ਤਾਂ ਦੇਖੋ ਨਿਹੰਦਾ ਕਹਿੰਦਾ ਵੀ ਜੋ ਚਾਹੇਗਾ ਆ ਬੰਦਾ ਜਾਂ ਕੋ ਹੋ ਜੂ ਪਰ ਇਹ ਮਨ ਲੋਭੀ ਹੈ ਕਿ ਹਾਂ ਵੀ ਜੋ ਚਾਹੀਏ ਹੋ ਜਵੇ ਐ ਜਿਹੜੀਆਂ ਸਾਡੇ ਕਹਾਣੀਆਂ ਨੇ ਸਾਖੀਆਂ ਵੀ ਨੇ ਵੀ ਉਹ ਕਹਿੰਦਾ ਮਰ ਜੋ ਚਿੜੀਓ ਜੀਵੋ ਕੋਈ ਚਿੜੀਓ ਉਹ ਐ ਐਨੀਆਂ ਮਿੱਠੀਆਂ ਸਾਖੀਆਂ ਨਹੀਂ ਜੋੜ ਕੇ ਸੁਣਾਉਂਦੇ ਸਾਨੂੰ ਪਰ ਜਦੋਂ ਇੱਥੇ ਗੱਲ ਕਰੀ ਇਹ ਹੈ ਵੀ ਜਦੋਂ ਇੱਥੇ ਆ ਜਾਂਦਾ ਹੈ ਜਿਵੇਂ ਪੁੱਠੀ ਮਾਲਾ ਫੇਰੀਏ ਕਿ ਜਿੰਨੇ ਇੱਥੇ ਗੁਰਸਿੱਖ ਜਦ ਇੱਥੇ ਆ ਜਾਊਗਾ ਉਹ ਤਾਂ ਫਿਰ ਚਾਹੁੰਦਾ ਹੀ ਨਹੀਂ ਕੁਛ ਉਹ ਇੱਥੇ ਤਾਂ ਚਾਹ ਤੇ ਖਤਮ ਹੋ ਜਾਂਦੀ ਹੈ ਸਭ ਇੱਥੇ ਹੁੰਦਾ ਫਿਰ ਉਹ ਕਹਿੰਦਾ ਹੁਣ ਚਾਹੁੰਦਾ ਕੁਝ ਨਾ ਜੀ ਕਹਿੰਦਾ ਪ੍ਰਭ ਭਾਵੇਂ ਸੋ ਹੋਏ ਕਹਿੰਦੇ ਸਾਡੀ ਚਾਹਤ ਖਤਮ ਹੈ ਅਰਦਾਸ ਹੀ ਖਤਮ ਹੋ ਜਾਂਦੀ ਹੈ ਇੱਥੇ ਆ ਕੇ ਡਿਮਾਂਡ ਹੀ ਖਤਮ ਹੋ ਜਾਂਦੀ ਹੈ ਫਿਰ ਤਾਂ ਰੋਲਾ ਹੀ ਲਿਆਂਦਾ ਲਾਲਚ ਕਰਕੇ ਇੱਥੇ ਤੱਕ ਵੀ ਆ ਜਾ ਜੋ ਜਾਏਗਾ ਉਹੀ ਹੋਊਗਾ ਇਹ ਹੈਗਾ ਲਾਲਚੀ ਹੈ ਲਿਆਂਦਾ ਉੱਥੇ ਜਾ ਕੇ ਖੜਾ ਕਰਤਾ ਜਦ ਕਹਿੰਦਾ ਰਾਜ ਨਾ ਚਾਹੂੰ ਕਹਿੰਦੇ ਆ ਜਾ ਰਾਜ ਲਈ ਹੁਣ ਆ ਜਾ ਨਾ ਨਾ ਮੈਂ ਨਹੀਂ ਰਹਾ ਕਹਿੰਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਕਹਿੰਦਾ ਮਨ ਪ੍ਰੀਤ ਚਰਨ ਕੋ ਮਿਲਾਰੇ ਐਦੀ ਮੁਕਤੀ ਵੀ ਨਹੀਂ ਚਾਹੀਦੀ ਜਿਸ ਤੇਰੇ ਚਰਨ ਨਾ ਹੋਣ ਤੇ ਪਤਾ ਨਹੀਂ ਮੁਕਤੀ ਵੀ ਚਾਹੀਦੀ ਨਹੀਂ ਨਹੀਂ ਗੱਲ ਕਰਦੀ ਸੰਸਾਰ ਦਾ ਮੁਕਤੀ ਚਾਹੁੰਦਾ ਉਹ ਕਹਿੰਦਾ ਰਾਜ ਨਾ ਚਾਹੂੰ ਮੁਕਤੀ ਨਾ ਚਾਹੂੰ ਉਹਨਾਂ ਦੀ ਮੁਕਤੀ ਉਹ ਹੈ ਜਿਹਦੇ ਕੋਈ ਫੀਲਿੰਗ ਨਹੀਂ ਕੋਈ ਅਨੁਭਵ ਨਹੀਂ ਕਹਿੰਦੇ ਐਸੀ ਮੁਕਤੀ ਵੀ ਨਹੀਂ ਚਾਹੀਦੀ ਜਿੱਥੇ ਤੇਰੇ ਦਰਸ਼ਨ ਨਾ ਹੁੰਦੇ ਹੋਣ ਤੇਰੇ ਚਰਨ ਰਹਿਣ ਨਹੀਂ ਹੋਣ ਐਸੀ ਮੁਕਤੀ ਵੀ ਸਾਨੂੰ ਚਾਹੀਦੀ ਨਹੀਂ ਹੈ ਮਨ ਪ੍ਰੀਤ ਚਰਨ ਕਮਲਾ ਦੇ ਤੇਰੇ ਚਰਨਾ ਕਮਲਾ ਨਾਲ ਪ੍ਰੀਤ ਹੋਵੇ ਸਾਨੂੰ ਭਾਵੇਂ ਮੁਕਤੀ ਵੀ ਨਹੀਂ ਚਾਹੀਦੀ ਰਾਜ ਵੀ ਨਹੀਂ ਚਾਹੀਦੀ ਫਿਰ ਚਾਹ ਤੇ ਖਤਮ ਰਾਜ ਤੋਂ ਪਰ ਤਾਂ ਚਾਹਤ ਨਹੀਂ ਸਭ ਤੋਂ ਵੱਡੀ ਗੌਰ ਰਾਜ ਦੀ ਹੋਈ ਹੈ ਉਹਨਾਂ ਰਾਜ ਵੀ ਚਾਹੀਦਾ ਇੱਥੇ ਆ ਕੇ ਮਤਾ ਜਿਹੜੀ ਹੈ ਗੁਰਸਿੱਖ ਦੀ ਖੜ ਜਾਂਦੀ ਹੈ ਹਾਂਜੀ ਸਹਿਲ ਮਹਿਲ ਤਾਕੋ ਮਿਲੇ ਚਾਕੋ ਸਾਥ ਕਿਰਪਾਲ ਹੋਈ ਆ ਗਿਆ ਤਹਿਲ ਅਰ ਮਹਿਲ ਜੀ ਚੀਜ਼ਾਂ ਹੁਕਮ ਚ ਚੱਲਣਾ ਦੇਖੋ ਤਹਿਲ ਹੈ ਜਿਹੜੀ ਸੇਵਾ ਨੂੰ ਕਹਿੰਦੇ ਨੇ ਕਹਿੰਦੇ ਦਾਣਾ ਪਾਣੀ ਗੁਰੂ ਦਾ ਦਾਣਾ ਪਾਣੀ ਦਾ ਸਿੱਖਦਾ ਹੈ ਨਹੀਂ ਜਿਹੜਾ ਸਿਖਾਇਆ ਤਹਿਲ ਹੈ ਬਸ ਇਹ ਜਿਹੜਾ ਦਾਣਾ ਪਾਣੀ ਦਾ ਕਹਿੰਦੇ ਦਾਣੇ ਸਾਹਾ ਖਾਣੇ ਨਾਨਕ ਹੈ ਗੱਲ ਇਹ ਹੈ ਟਹਿਲ ਦਾ ਸਾਡੀ ਹੈ ਉਹ ਕਹਿੰਦੇ ਟਹਿਲ ਵੀ ਉਹਨੂੰ ਮਿਲਦੀ ਹੈ ਸੇਵਾ ਵੀ ਉਹਨੂੰ ਪ੍ਰਾਪਤ ਹੁੰਦੀ ਹੈ ਟਹਿਲ ਆ ਦੂਜੀ ਗੱਲ ਹੈ ਮਹਿਲ ਮਹਿਲ ਉਹ ਹੈ ਜਿੱਥੇ ਜਮਦੀ ਅਪਰੋਚ ਨਹੀਂ ਹੈ ਮਹਿਲ ਸਾਡੇ ਅੰਦਰ ਹੀ ਹੈ ਮਹਿਲ ਕਿਤੇ ਪਰੇ ਨਹੀਂ ਸੱਚਖੰਡ ਪਰੇ ਨਹੀਂ ਹੈ ਮਹਿਲ ਉਹ ਹੈ ਜਮਦੀ ਪਹੁੰਚ ਆ ਬੋਡੀ ਤੱਕ ਬਾਅਦ ਸਰੀਰ ਤੱਕ ਪਹੁੰਚ ਮਹਿਲ ਦਾ ਸਾਡਾ ਸ਼ਬਦ ਕਹਿੰਦੇ ਟਹਿਲ ਆ ਮਹਿਲ ਕੋ ਮਿਲੇ ਜਾ ਕੋ ਸਾਧ ਕਿਰਪਾਲ ਕਿਤੇ ਦੇ ਅੰਦਰ ਲਈ ਸਾਧ ਕਿਰਪਾਲ ਹੋ ਜਵੇ ਨਾ ਦਿਆਲੂ ਹੋ ਜਵੇ ਉਹਨੂੰ ਪਹਿਲ ਵੀ ਮਿਲ ਜਾਂਦੀ ਹੈ ਭਾਣੇ 'ਚ ਚੱਲਣਾ ਸੇਵਾ ਕਰਨੀ ਵੀ ਮਿਲ ਜਾਂਦੀ ਹੈ ਔਰ ਮਹਿਲ ਦੀ ਵੀ ਪ੍ਰਾਪਤੀ ਹੋਣੀ ਮਹਿਲ ਮਿਲ ਜਾਣਾ ਮਹਿਲ ਉਸ ਹਿਰਦੇ ਨੂੰ ਹੈ ਜਿੱਥੇ ਤੱਕ ਉੱਥੇ ਜਿਹੜੇ ਗੁਰੂ ਸਾਹਿਬ ਕਹਿੰਦੇ ਨਾਨਕ ਬੱਧਾ ਘਰ ਦਾ ਜਿੱਥੇ ਮਿਰਤ ਨਾ ਜਨਮ ਜਰਾ ਜਿੱਥੇ ਨਾ ਮੌਤ ਆਏ ਨਾ ਭੇਪਾ ਉਹ ਸਾਡਾ ਹੈ ਹਿਰਦਾ ਉੱਥੇ ਤੱਕ ਗੁਰਦੇ ਦੀ ਪਹੁੰਚ ਹੋ ਜਾਂਦੀ ਹੈ ਜਿਹਨੂੰ ਦਸਮ ਦਵਾਰ ਕਹਿੰਦੇ ਉਹਨੂੰ ਮਹਿਲ ਕਹਿੰਦੇ ਉਹ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਮਹਿਲ ਤੱਕ ਗੁਰਸਿੱਖ ਉਹ ਮਹਿਲ ਵਿੱਚ ਜਾ ਵੜਦਾ ਹੈ ਜਦੋਂ ਬਿਲਕੁਲ ਜਗ ਰੂਪੀ ਬਿੱਲਾ ਜਿੱਥੇ ਜਾਣ ਵੜ ਨਹੀਂ ਸਕਦਾ ਉਹ ਪਿੰਜਰਾ ਉਹ ਸੇਫ ਜਗ੍ਹਾ ਉਹ ਸੁਰੱਖਿਅਤ ਜਗ੍ਹਾ ਜਿੱਥੇ ਜਾ ਵੜਦਾ ਗੁਰਸਿੱਖ ਜਿੱਥੇ ਕਹਿੰਦੇ ਦੂਤ ਆ ਜਿਹੜਾ ਨੇੜੇ ਵੀ ਨਹੀਂ ਆ ਸਕਦਾ ਉਹ ਦਸਮ ਪਾਸ਼ਾ ਕਹਿੰਦੇ ਉਹ ਤਾਂ ਉਹਦੀ ਛਾਂ ਨੂੰ ਨਹੀਂ ਛੂ ਸਕਦਾ ਛਾਂ ਨੂੰ ਨਹੀਂ ਛੁਆ ਸਕਦਾ ਛੂ ਸਕਦਾ ਉਹਨੂੰ ਤਾਂ ਕੀ ਉਹਦੀ ਛਾਂ ਨੂੰ ਨਹੀਂ ਛਾਂ ਕੀ ਹੈ ਜੀ ਉਹ ਉਹਦੀ ਆਤਮਾ ਨੂੰ ਦਾ ਕੀ ਨੁਕਸਾਨ ਪਹੁੰਚਾਉਣਾ ਉਹਦਾ ਸਰੀਰ ਨੂੰ ਨਹੀਂ ਪਹੁੰਚਾ ਸਕਦਾ ਛਾਂ ਕੀ ਹੈ ਆਤਮਾ ਦੀ ਛਾਂ ਕੀ ਹੈ ਸਰੀਰ ਦਰਖਤ ਜਿਵੇਂ ਦਰਖਤ ਦੀ ਛਾਂ ਦੀ ਹੈ ਉਹ ਕਬੀਰ ਨੂੰ ਹੱਥੀ ਮੂਰੇ ਸੁੱਟਦਾ ਉਹਦੀ ਛਾਂ ਨੂੰ ਨਹੀਂ ਛੂ ਸਕਿਆ ਨਾਮ ਦੇ ਨੂੰ ਹਾਥੀ ਮੂਰੇ ਸੁੱਟਦਾ ਉਹ ਛਾਂ ਨੂੰ ਛਾਂ ਨੂੰ ਨਹੀਂ ਛੂ ਸਕਿਆ ਇਹ ਵੀ ਗੱਲ ਕਹਿਤੀ ਛਾਂ ਤੱਕ ਵੀ ਨਹੀਂ ਕੋਈ ਟੱਚ ਕਰ ਸਕਦਾ ਜੰਮ ਹਾਂਜੀ ਸਾਧੂ ਸੰਗਤ ਸੋ ਵਸੇ ਜੋ ਆਪਨ ਹੋ ਦਿਆਲ ਪਰ ਸਾਧੂ ਸੰਗਤ ਮਹਿਲ ਚ ਬਾਤਾ ਹੋਊਗਾ ਉਹ ਸਾਧੂ ਉਹ ਮਹਿਲ ਚ ਰਹਿੰਦਾ ਅੰਤਰਾਤਮ ਦੀ ਹੱਦ ਚ ਤੋਂ ਸਾਨੂੰ ਨਿਕਲਦੀ ਹੈ ਸਾਡੇ ਉਹ ਹੀ ਮਹਿਲ ਹੈ ਸਾਧੂ ਉੱਥੇ ਵੱਸਦਾ ਹੈ ਸਾਧੂ ਸੰਗਤ ਤੋਂ ਬਸੇ ਬਾਰੇ ਟਿਕਿਆ ਮਹਿਲ ਵਿੱਚ ਤਾਂ ਰਹਿ ਸਕਦਾ ਉਹ ਜੇ ਆਪਣਾ ਬਾਹਰ ਇਹਨੇ ਬਾਹਰ ਵੀ ਰੰਗ ਤਮਾਸ਼ੇ ਬਹੁਤ ਦੇਖੇ ਹੋਏ ਨਾ ਉਹ ਖਿੱਚ ਰਿਹਾ ਉਹਨੇ ਦਵਾਰ ਚੋਂ ਫੇਰ ਬਾਹਰ ਆ ਤੁਨੀ ਸੁਹਾਵਾ ਬਾਗ ਹੈ ਜਿਹੜਾ ਸੀਦਾ ਇਹ ਖਿੱਚ ਲਿਆਉਂਦਾ ਆ ਬਾਹਰ ਨਹੀਂ ਮਹਿਲ ਮਾੜੀਆਂ ਜਿਹੜੀਆਂ ਨੇ ਇਹ ਖਿੱਚ ਲਿਆਉਂਦੀਆਂ ਨੇ ਇਹ ਮਹਿਲ ਚ ਧਿਆਨ ਬਾਹਰ ਲੈ ਆਉਂਦੀਆਂ ਨੇ ਫੇਰ ਉਹ ਕਹਿੰਦੇ ਉੱਥੇ ਵੀ ਟਿਕਿਆ ਤਾਂ ਰਹਿ ਸਕਦਾ ਆਪੇ ਹੋਏ ਦਿਆਲ ਹੁਣ ਉਹ ਨਹੀਂ ਦਿਆਲ ਹੋਏ ਤੇ ਆਪਣੀ ਕਿਰਪਾ ਆਪ ਹੀ ਕੁਝ ਕਰੇ ਆਪ ਹੀ ਟਿੱਕੇ ਬੈਠੇ उसे ਆਪਣੀ ਕਿਰਪਾ ਆਪ ਹੀ ਕਰੇ ਕੁਝ ਅਰੇ ਤਾਂ ਹੁਣ ਸਾਰਾ ਕਹਿੰਦਾ ਵੀ ਆਪੇ ਕਿਰਪਾ ਕਰ ਦਵੇ ਸਾਰਾ ਮੇਰੇ ਹੁਣ ਪੰਡ ਹੈ ਭਾਰੀ ਹੈ ਠੀਕ ਹੈ ਨਹੀਂ ਜੱਕੀ ਜਾ ਸਕਦੀ ਅਸੀਂ ਡੀਕਦੇ ਆ ਕਿਸੇ ਨੂੰ ਪੰਡ ਹੈ ਭਾਰੀ ਵੱਢ ਲਈ ਨਹੀਂ ਜੱਕੀ ਜਾ ਰਹੀ ਜੋਰ ਪੂਰਾ ਲਾਇਆ ਅਸੀਂ ਡੀਕਦੇ ਆ ਕਿਸੇ ਨੂੰ ਦੂਜਾ ਹੋ ਕਿ ਚੱਲ ਭਾਈ ਆਪਾਂ ਕੀ ਕਹਿੰਦੇ ਹੱਥ ਲਾਈਏ ਮੜ ਜਾ ਉਹ ਬਾਹਰਲਾ ਪਰਮੇਸ਼ਰ ਦੀ ਕਿਰਪਾ ਨਾਲ ਇੰਨੀ ਕੀ ਆ ਆਪਣੀ ਕਿਰਪਾ ਤੇ ਆਪ ਹੈ ਪੰਡ ਆਪ ਵੀ ਤਾਂ ਚੱਕਣੀ ਨੇ ਉਹ ਦੂਜਾ ਦਾ ਹੱਥੇ ਲਵਾਊਗਾ ਕੇ ਹੁਣ ਇਹ ਪਤਾ ਕੀ ਚਾਹੁੰਦਾ ਵੀ ਪੰਡ ਵੀ ਦੂਜੇ ਗ੍ਰਹਿ ਦੇ ਵਿੱਚ ਆ ਕੇ ਕੋਈ ਅਰ ਘਰ ਵੀ ਛੱਡਿਆ ਦੇ ਪੰਡ ਵੀ ਦੂਜੇ ਚੱਕੇ ਘਰ ਵੀ ਛੱਡਿਆ ਦੇ ਐ ਨਹੀਂ ਹੋਣਾ ਇਹ ਗੱਲ ਕਹਿ ਕਹਿੰਦੇ ਆਪਣਾ ਵੀ ਆਪਣਾ ਆਪ ਹੀ ਕਾਰਡ ਸਵਾਰੀਏ ਆ ਸਵਾਰਨਾ ਪਊ ਜਿੰਨਾ ਕੰਮ ਤੈਨੂੰ ਕਰਨਾ ਉਹਨਾਂ ਤੈਨੂੰ ਕਰਨਾ ਪੈਣਾ ਹੀ ਹੈ ਜਿੰਨਾ ਦਾ ਕੰਮ ਤੇਰੇ ਚੁੰਮਿਆ ਤੈਨੂੰ ਕਰਨਾ ਪੈਣਾ ਹੀ ਹੈ ਸਮਝ ਹਾਂ ਉਹ ਗੁਰੂ ਨੇ ਤਾਂ ਸਹਾਇਤਾ ਕਰਨੀ ਆ ਪੰਡ ਚਗਾਉਣ ਵਾਲਾ ਸਹਾਇਤਾ ਹੀ ਕਰਦਾ ਟੱਕੀ ਹਿੰਦੀ ਜਾਂਦੀ ਉਹ ਗਰਦਨ ਦੇ ਭਾਰ ਦੀ ਨਾ ਹੁੰਦਾ ਬੰਦਾ ਆਪਣੀ ਤੇ ਗਰਦਨ ਵਜਾਉਂਦਾ ਬਸ ਹੋਰ ਕੀ ਆ ਗਰਦਨ ਤੇ ਨਾ ਵਜਾਉਂਦਾ ਕਿਉਂਕਿ ਭਾਰ ਗਰਦਨ ਤੇ ਆਉਣਾ ਜਾਂ ਦੂਜਾ ਪੰਡ ਚਗਾਉਂਦਾ ਚੱਕਣੀ ਦਾ ਗਰਦਨ ਨੇ ਉਹ ਬਾਹਰ ਤਾਂ ਪੰਡ ਰਹੀ ਨਹੀਂ ਨਾ ਸਿਰ ਚੱਕਣ ਜੋਗਾ ਬਸ ਗਰਦਨ ਤੋਂ ਵੱਜਦਾ ਸਿਰ ਥੱਲੇ ਦੇਣ ਤੋਂ ਬਚਦਾ ਪੰਡ ਦੇ ਇਹ ਗਿਆਨ ਦੀ ਪੰਡ ਨੂੰ ਚੱਕਣੀ ਪੈਣੀ ਹੈ ਹੁਣ ਗੁਰੂ ਸਾਹਿਬ ਜਨਮ ਸਾਖੀ ਜਾਈਦੀ ਇਹ ਪੰਕਤੀ ਬਾਣੀ ਦੇ ਬਾਹਰ ਸੰਸਰ ਨਾਮਾ ਕੁਝ ਬਾਣੀ ਬਾਹਰ ਵੀ ਪਈ ਕਹਿੰਦੇ ਨਾਨਕ ਪੰਡਾ ਪਾਪ ਦੀਆਂ ਜਿਨ੍ਹਾਂ ਉਠਾਏ ਭਾਰ ਇਹ ਆ ਪਾਪਾਂ ਦੀ ਪੰਡਾ ਤਾਂ ਸਰੀਰ ਨੂੰ ਚੱਕੀ ਫਿਰਦਾ ਚੱਕਣੀ ਹੈ ਗਿਆਨ ਦੀ ਪੰਡ ਇਹ ਗਿਆਨ ਦੀ ਪੰਡ ਤੋਂ ਡਰਦਾ ਆ ਦੁਖੀ ਵੀ ਮਾਇਆ ਦਾ ਪੰਡ ਚੱਕੀ ਹੈ ਨਾ ਜ਼ਿੰਮੇਵਾਰੀ ਪੰਡ ਜ਼ਿੰਮੇਵਾਰੀ ਉਹ ਹੁੰਦੀ ਹੈ ਆਪਣੇ ਤੋਂ ਜ਼ਿੰਮੇਵਾਰੀ ਲਾਜ਼ਮੀ ਕਹਿੰਦੇ ਪੰਡ ਜਿੰਨਾ ਭਾਰ ਪਾ ਗਿਆ ਆ ਜ਼ਿੰਮੇਵਾਰੀ ਹੈ ਨਾ ਉਹ ਤਾਂ ਚੱਕਣ ਨੂੰ ਤਿਆਰ ਹੈ ਗਿਆਨ ਦੀ ਪੰਡ ਤੋਂ ਡਰਦਾ ਹੈ ਪਤਾ ਨਹੀਂ ਕੰਨ ਰੁਪਏ ਹੋ ਜਾਵੇ ਉਹ ਗੁਰੂ ਦਾ ਤਾਂ ਥਾਪੀ ਦਿੰਦਾ ਕੰਨ ਤੇ ਵੀ ਚੱਕ ਤਾਂ ਸਹੀ ਗੁਰੂ ਥਾਪੀ ਦਿੱਤੀ ਕੰਡ ਜੀ ਉਹ ਗੁਰੂ ਥਾਪੀ ਦਿੰਦਾ ਕੋਈ ਗੱਲ ਨਹੀਂ ਚੱਕਣ ਤਾਂ ਹੀ ਚਕਾਈ ਆ ਗੁਰੂ ਕਿਤੇ ਕਾ ਅਨਪੂਰ ਹੈ ਹੁਣ ਆਪਾਂ ਕਿਤੇ ਜਵਾ ਕੇ ਤੇ ਵਜਨ ਚੜਾਵਾਂਗੇ ਪਛੇ ਨੂੰ ਆਪਾਂ ਵੀ ਤਾਂ ਕਿਸੇ ਦਾ ਕੱਦ ਕੱਢ ਦੇ ਕੇ ਹੀ ਝਗਾਉਂਦੇ ਆ ਵਜਨ ਵੀ ਚੱਕਣ ਜੋਗਾ ਹੈਗਾ ਉਹ ਗਿਆਨ ਦੇ ਵੀ ਉਹਨਾਂ ਕੀ ਲੱਗਦਾ ਗੁਰੂ ਜਿੰਨਾ ਕਿ ਚੱਕਣ ਜੋਗਾ ਹੈਗਾ ਡਰਨਾ ਕਹਿੰਦੇ ਆ ਸਿੱਖ ਗਿਆਨ ਮੇਰੇ ਦੇ ਆ ਡਰਨਾ ਹਾਂਜੀ ਉਹੇ ਭਾਏ ਬਹੁਤ ਹਨ ਬਿਨ ਨਾਮੇ ਸੁਖ ਹੈ ਉਹ ਪਤਾ ਕੀ ਹੈ ਸਰ ਇਹ ਡਰਦਾ ਵੀ ਜਿਵੇਂ ਕਹਿ ਸਕਦਾ ਵੀ ਤਨ ਮਨ ਤੁਹਾਨੂੰ ਸਭ ਸੌਂਪ ਦਿੱਤੋ ਇਹ ਡਰਦਾ ਕਹਿੰਦੇ ਵੀ ਗੁਰੂ ਨੇ ਮੇਰਾ ਤਨ ਮਨ ਸਭ ਲਗਾਇਆ ਉਹ ਲੈਣਾ ਨਹੀਂ ਸੌਂਪਣਾ ਨੂੰ ਦੇਣਾ ਨਹੀਂ ਸੌਂਪਣਾ ਤਨ ਮਨ ਧਨ ਦਾ ਫੇਰ ਤੋਂ ਦੇ ਛੱਡ ਦੇਣਾ ਕਹਿਣ ਦਾ ਮਤਲਬ ਹੈ ਇਹ ਡਰਦਾ ਤਾਂ ਨਹੀਂ ਗੁਰੂ ਘਰ ਕੇ ਗਿਆਨ ਦੀ ਫੰਡ ਚੱਕਦਾ ਹੁਣ ਆਪਾਂ ਗੁਰੂ ਘਰ ਜਾਂਦੇ ਆ ਗੱਡੀ ਘਰ ਨਹੀਂ ਬਣਿਆ ਹੁੰਦਾ ਉਹ ਜੋ ਸਾਡੀ ਗੱਡੀ ਜਾਂ ਚੂਣ ਭੂਣ ਹੈਗੀ ਆ ਉਹ ਗੱਡੀ ਤੇ ਗੁਰੂ ਕੋਲ ਜਮਾ ਹੀ ਕਰਾ ਕੇ ਜਾਣੀ ਹੈ ਦਿੰਦੇ ਨਹੀਂ ਮੁੜ ਕੇ ਟੋਕਣ ਮੰਨੇ ਨਹੀਂ ਨਾਲ ਉਹ ਗੱਡੀ ਸਾਹਮਣੇ ਨਹੀਂ ਰੱਖਦੇ ਉਹ ਫਿਕਰ ਸਭ ਉਹਨਾਂ ਨੂੰ ਗੱਡੀ ਜੇ ਕੋਈ ਗੁੰਮਣਾ ਹੋ ਜਾਵੇ ਕਿਸੇ ਦੀ ਕਟੜੀ ਤੇਰੀ ਹੈ ਜੇਕਰ ਗੁਰੂ ਘਰ ਦੇ ਸੇਵਾਦਾਰਾਂ ਨੂੰ ਹੈ ਉਹ ਤਾਂ ਉਹਨਾਂ ਨੇ ਤੇਰੀ ਜ਼ਿੰਮੇਵਾਰੀ ਲਈ ਹੈ ਵੀ ਗੱਲ ਗੁਰੂ ਦੀ ਸੁਣਿਆ ਅੰਦਰ ਜਾ ਕੇ ਸੰਗਤ ਕਰਿਆ ਇਹ ਤਾਂ ਪ੍ਰਕਰਮਾ ਕਰਕੇ ਨਗਾਰੇ ਨੂੰ ਮੱਥਾ ਟੇਕ ਕੇ ਜੋਤ ਨੂੰ ਮੱਥਾ ਟੇਕ ਕੇ ਨਿਸ਼ਾਨ ਸਾਹਿਬ ਨੂੰ ਗੱਤਾ ਮੱਥਾ ਟੇਕ ਕੇ ਰਾਹ ਪ੍ਰਸ਼ਾਦ ਲੈ ਆਪਣਾ ਘਰ ਨੂੰ ਆ ਜਾਂਦਾ ਗੱਡੀ ਲੈ ਕੇ ਗਿਆਨ ਦੀ ਬੰਡ ਫੇਰ ਵੀ ਜੱਗੀ ਉਹ ਗਿਆਨ ਦੀ ਬੰਡ ਲੈਣ ਜਾਣਾ ਦੀ ਪ੍ਰਕਰਮਾ ਪ੍ਰਕਰਮਾ ਦਾ ਗਿਆਨ ਦੀ ਕਰਨੀ ਸੀ ਬੁੱਧੀ ਨੇ ਤੇ ਜੋ ਬਾਦ ਗੁਰੂ ਨੇ ਕਹਿ ਦਿੱਤੀ ਉਹਦੇ ਆਲੇ ਦੁਆਲੇ ਰਹਿਣਾ ਹੈ ਆਪ ਕਰਮਾਂ ਕਰਨਾ ਵੀ ਇਹੀ ਮਤਲਬ ਹੈ ਭਈ ਅਸੀਂ ਤੇਰੇ ird gird ਰਹਾਂਗੇ ਗੁਰਬਾਣੀ ਦੇ ਵਿਚਾਰਧਾਰਾ ਦੇ ਆਹ ਇਹ ਮਤਲਬ ਜੇ ਇਹ ਨਹੀਂ ਹੈਗਾ ਤਾਂ ਫਿਰ ਤਾਂ ਸਾਰੇ ਸਾਰੇ ਜਣੇ ਘੁੰਮੀ ਜਾਂਦੇ ਗੁਰੂ ਗ੍ਰੰਥ ਸਾਹਿਬ ਦੇ ਇਹ ਕੁਝ ਸੰਕੇਤ ਨੇ ਸਿੱਧਣ ਹੁੰਦੇ ਨੇ ਕਿਸੇ ਗੱਲਾਂ ਦੇ ਪ੍ਰਕਰਮਾ ਪ੍ਰਕਰਮਾ ਦਾ ਮਤਲਬ ਹੈ ਹੀ ਪ੍ਰਕਰਮਾ ਹੀ ਕਰੂ ਹੁਣ ਗੁਰਬਾਣੀ ਦੀ ਅੱਜ ਹੋਊਗੀ ਤੇਰੇ ਚੱਕ ਚੱਕਦੀ ਹੋਣਾ ਪਰਕਰਮਾ ਕਰਨ ਦਾ ਮਤਲਬ ਇਹ ਹੈ ਕਿ ਉੱਥੇ ਹੀ ਰਹੇ ਹਾਂਜੀ ਤਨੇ ਜਾਮ ਕੇ ਤੋਹੇ ਤਾਰੇ ਉੱਥੇ ਕਿਹਾ ਵੀ ਗੱਡੜੀ ਦਾ ਫਿਕਰ ਨਾ ਕਰ ਉਹ ਗੱਡੜੀ ਸਾਂਭੀਆਂ ਸਾਂਭੀ ਰੋ ਕੁਝ ਨਹੀਂ ਹੁੰਦਾ ਤੂੰ ਗੁਰੂ ਦਾ ਰਾਹ ਪਿੱਛੇ ਕੋਈ ਕੰਮ ਨਹੀਂ ਵਿਗੜਦਾ ਦੇਖ ਲਈ ਔਰ ਦੇਖ ਲਈ ਕੰਮ ਉਹ ਵਧੀਆ ਚੱਲਦਾ ਹੁੰਦਾ ਸਭ ਸਾਡਾ ਕੀ ਜੇ ਤੁਹਾਨੂੰ ਸਾਣੇ ਕਰਨਾ ਵਿੱਚ ਸਾਡਾ ਜੋਰ ਲਾਇਆ ਕੀ ਕਰੂਗਾ ਕੋਈ ਐਸਾ ਸਾਡੇ ਤੋਂ ਇਨਸੀਡੈਂਟ ਵੀ ਹੋ ਜਾਂਦੇ ਨੇ ਐਕਸੀਡੈਂਟ ਵੀ ਹੋ ਜਾਂਦੇ ਨੇ ਸਾਡੇ ਤੇ ਕੁਝ ਐਸੀ ਗਲਤੀ ਹੋ ਜਾਵੇ ਆਪੇ ਗਲਤੀ ਕਰ ਬੈਠੀਏ ਨੁਕਸਾਨ ਹੋ ਜਾਂਦੇ ਨੇ ਐਕਸੀਡੈਂਟ ਵੀ ਹੋ ਜਾਂਦੇ ਨੇ ਨੁਕਸਾਨ ਵੀ ਹੋ ਜਾਂਦੇ ਨੇ ਬਹੁਤ ਪਰ ਰੁਕਦੇ ਨੇ ਸਾਡੇ ਕਰਾਇਆ ਜੇ ਉਹਨੇ ਕਰਨਾ ਫਿਰ ਤੂੰ ਦੱਸ ਕੀ ਜ਼ੋਰ ਲਾ ਲੇਗਾ ਇਸ ਕਰਕੇ ਤੂੰ ਆਪਣਾ ਤਨ ਮਨ ਤਨ ਸੌਂਪ ਦੇ ਗੁਰੂ ਨੂੰ ਗਰਡੀ ਕਰਾ ਦੇ ਜੋੜੇ ਘਰ ਜਮਾ ਗੱਡੀ ਘਰ ਚ ਗੁਰੂ ਦੇ ਸੇਵਾਦਾਰ ਰਹੇ ਨੇ ਆਪੇ ਕੋਈ ਹੋਰ ਵਿੱਚ ਕੰਮ ਦੇ ਲਾ ਕੇ ਕਹਿੰਦੇ ਉਹਨਾਂ ਦਾ ਵਿਗੜਨਾ ਹੀ ਨਹੀਂ ਲੱਗਦਾ ਫਿਰ ਕੋਈ ਰਖਾਵਟਾ ਆਉਣੀ ਹੀ ਨਹੀਂ ਕੋਈ ਗੁਰੂ ਸਮਰੱਥ ਨਹੀਂ ਸਭ ਕੰਮ ਹੋ ਜਾਣੇ ਨੇ ਕਹਿੰਦੇ ਨੇ ਸੰਤਾਂ ਕੇ ਗਾਲ ਜਾਪ ਕਰੋ ਹਰ ਕੰਮ ਕਲਾ ਬਣਾਇਆ ਰਹਿੰਦਾ ਪੜੀ ਜਾਂਦੇ ਵਿਸ਼ਵਾਸ ਵੀ ਰਹੇ ਨਹੀਂ ਪੜੀ ਜਾਂਦੇ ਆ ਕਾਰਡਾਂ ਤੇ ਲਿਖੀ ਜਾਂਦੇ ਆ ਵਿਸ਼ਵਾਸ ਵੀ ਰਹੇ ਨਹੀਂ ਖੜੂਗਾ ਸਮਝੋ ਸਾਰਾ ਕੁਝ ਛੱਡ ਦੋ ਗੱਲ ਸੁਣੋ ਤੁਸੀਂ ਸ਼ਿੱਦਤ ਨਾਲ ਉਹੇ ਤਾਹੇ ਬਹੁ ਭਵਨ ਬਿਨ ਨਾਮੇ ਸੁਖ ਨਾਹੇ ਉਹੇ ਤਾਹੇ ਬਹੁ ਭਵਨ ਬੜੇ ਟੋਕੇ ਦੇਖ ਲੈ ਬੜੇ ਭਵਨ ਬੜੇ ਮੰਦਰ ਬੜੇ ਗੁਰਦੁਆਰੇ ਔਰ ਬੜੇ ਬੰਦਿਆਂ ਦੇ ਨਾਲ ਵੀ ਜੁੜ ਕੇ ਦੇਖ ਰਿਹਾ ਆਪਣੇ ਸੰਤਾਂ ਕੋਲ ਵੀ ਜਾਇਆ ਤੋਹੇ ਤਾਹੇ ਬਹੁ ਭਵਨ ਭਵਨ ਹਿਰਦੇ ਨੂੰ ਕਹਿੰਦੇ ਜੇ ਕੋ ਬੋਲੂਗਾ ਜੇ ਕੋਈ ਹਿਰਦੇ 'ਚ ਹੈਗਾ ਨਹੀਂ ਬੋਲੂ ਜੇ ਕੋਈ ਗਿਆਨ ਦਊ ਕਹੇ ਜਾਇ ਜਾਊ ਉਹ ਜਾਈ ਦਊ ਕਹਿੰਦੇ ਭਵਨ ਸਾਰੇ ਦੇਖੇ ਨੇ ਗਿਆਨ ਸਾਰੇ ਰਹੇ ਨੇ ਸੰ ਸੁਣਿਆ ਸਾਰੇ ਸੰਤਾਂ ਨੇ ਤੁਨੀ ਸਾਰਿਆਂ ਦੀ ਹੋਈ ਹੈ ਕਹਿੰਦੇ ਤੋਹੇ ਤਾਹੇ ਬਹੁ ਭਵਨ ਭਾਈ ਨਾਵੇਂ ਸੁਖ ਨਾ ਹੈ ਪਰ ਸੁਖ ਹੀ ਉਹ ਮਰਿਆ ਜੋ ਨਾਮ ਨਾਲ ਮਿਲਿਆ ਜੋ ਭਾਣੇ ਵਿੱਚ ਸੁਖ ਪਾਏਗਾ ਨਾ ਉਹ ਸੁਖ ਨਹੀਂ ਮਿਲਿਆ ਦੇਖੋ ਸੁਖ ਕੁਝ ਨਾ ਕੁਝ ਤਾਂ ਜੇ ਕਿਸੇ ਨੂੰ ਦੌਲਤ ਤਾਂ ਜੇ ਕੋਈ ਵੀ ਸੰਤ ਹੋਊ ਮਾੜੀ ਮੋਟੀ ਕੁਝ ਦਾ ਕਰ ਕਰੂ ਹੋਏ ਚਾਹੇ ਦਾ ਵੀ ਬੁੱਧੀ ਉਹ ਹੋਰ ਕੁਝ ਨਾ ਕਰ ਚਾਹੇ ਆਪਣੇ ਨਾਲੇ ਜੋੜੂ ਗੱਲ ਤਾਂ ਪਰਮੇਸ਼ਰ ਦੀ ਫੇਰ ਵੀ ਕਰੂ ਉਹ ਨਾ ਹੋਊਗਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਊਗਾ ਹੁਕਮਨਾਮਾ ਦਾ ਦੋ ਵਾਰੀ ਹੋਊਗਾ ਗੁਰਬਾਣੀ ਦਾ ਇੱਕ ਦਾ ਸ਼ਬਦ ਪੜੂਏ ਕੁਛ ਨਾ ਕੁਛ ਦਾ ਸੰਤ ਪੱਲੇ ਪਊਏ ਕਹਿੰਦੇ ਟੋਹੇ ਟਾਹੇ ਬਾਪੂ ਪਰ ਉਹ ਸੋਹਣਾ ਜੋ ਪਾਣੇ ਵਾਲਾ ਉਹ ਕਹਿੰਦੇ ਟੋ ਟਾ ਕੇ ਸਾਰੇ ਪਕੜ ਦੇਖ ਲੈ ਉਹ ਸੁਖ ਦਾ ਨਾਮ ਵਾਲਾ ਨਾਮ ਨਾਲੇ ਮੈਂ ਹਾਂਜੀ ਸਨੇ ਜਾਮ ਕੇ ਦੂਤ ਕਹੇ ਜੋ ਸਾਧੂ ਸੰਗ ਸਮਾਹੀ ਬਸ ਜੇ ਮਾਇਆ ਦਾ ਸੰਗ ਜਿਵੇਂ ਆਪਾਂ ਆਰੰਭ ਦਾ ਜ਼ਿਕਰ ਕੀਤੀ ਸੀ ਦੋ ਹੀ ਸੰਗ ਨੇ ਜਾਂ ਮਾਇਆ ਦਾ ਸੰਗ ਹੈ ਜਾਂ ਸਾਧ ਦਾ ਸੰਗ ਉਹਨਾਂ ਦੀ ਸੰਗਤ ਕਰਕੇ ਮਾਇਆ ਦੀ ਸਰੀਰ ਦੀ ਸਰੀਰ ਦਾ ਫਿਕਰ ਹੈ ਉਹ ਸਾਥ ਸਰੀਰ ਦਾ ਹੀ ਫਿਕਰ ਹੈ ਜੀ ਹੁਣ ਇਹਨੂੰ ਨਲਾਉਣਾ ਜੀ ਹੁਣ ਜਿਹਨੂੰ ਹਾਜ਼ਰੀ ਕਰਾਉਣੀ ਹੈ ਹੁਣ ਜਿਹਨੂੰ ਦੁਪਹਿਰ ਦੀ ਕਰਾਉਣੀ ਹੈ ਹੁਣ ਜਿਹਨੂੰ ਆਥਣ ਦੀ ਕਰਾਉਣੀ ਹੈ ਸਵੇਰ ਤੋਂ ਸ਼ਾਮ ਤੱਕ ਸੰਗ ਰਹਿਣੇ ਵੀ ਅਸੀਂ ਸਰੀਰ ਨਾਲ ਜੁੜੇ ਪਰ ਕਹਿੰਦੇ ਕਲੇ ਜਮ ਕੇ ਦੂਤ ਤੈ ਜੋ ਸਾਧੂ ਸੰਗ ਮਾਰੇ ਜੇ ਆਪਣੇ ਅੰਦਰਲੇ ਅੰਤਰਾਤਮਾ ਨਾਲ ਜੁੜਿਆ ਰਹੇ ਸਾਧੂ ਨਾਲ ਉਹ ਜਮ ਦੇ ਦੂਤ ਵੀ ਟਲ ਜਾਂਦੇ ਨੇ ਜਮ ਨਹੀਂ ਕਿਹਾ ਉਹਨੇ ਦੇ ਦੂਤ ਕਿਹਾ ਜਮ ਦੇ ਦੂਤ ਨੇ ਆ ਜੰਮਦੇ ਦੂਤੇ ਨੇ ਜਿਹੜੇ ਬਕਾਰ ਨੇ ਕਾਲ ਕਰੋਧ ਲੋ ਮੋਹਰ ਜੰਮਦੇ ਦੂਤ ਨੇ ਜੰਮ ਨਹੀਂ ਸਿੱਧਾ ਦੀਨਾ ਹੁੰਦਾ ਹੈ ਵੀ ਨਿਰਾਕਾਰ ਨੇ ਜੇ ਕਰੋਧ ਆਉਂਦਾ ਲੋਭ ਆਉਂਦਾ ਇਹ ਜੰਮਦੇ ਦੂਤ ਨੇ ਵੀ ਟਲ ਜਾਂਦੇ ਨੇ ਜਿੱਥੇ ਜੇ ਸਾਧੂ ਸੰਗ ਕਮਾਲ ਹੋਇਆ ਇਹ ਆਪਣੀ ਅੰਤਰਾਤਮਾ ਨਾਲ ਜਾਵੇ ਜੁੜੋ ਰਹੇ ਆਪਣੇ ਮਹਿਲ ਦੇ ਅੰਦਰ ਅੰਦਰ ਅੰਤਰ ਆਤਮੇ ਜੁਟਾ ਰਹੇ ਉਹ ਕਹਿੰਦੇ ਜੰਮਦੇ ਦੂਤ ਵੀ ਟਲ ਜਾਂਦੇ ਨੇ ਟਲ ਕਿਉਂ ਜਾਂਦੇ ਨੇ ਹੁਣ ਜੇ ਵਾਰ ਕੋਈ ਸਾਡੀ ਕਸੂਰਤ ਹੈ ਜੇ ਸੰਗੀ ਨੇ ਜਿਹੜੇ ਜਿਹੜਾ ਫਿਰ ਅਸੀਂ ਉਹ ਪਸੰਗੀਆਂ ਨਾਲ ਸੰਗ ਕਰ ਤਾਂ ਹੀ ਸਾਡੇ ਜਵਾਰ ਤਾਂ ਹੀ ਸਾਡੀ ਬੈਠਕ ਜਾ ਕੇ ਬੈਠਣਗੇ ਜੇ ਪਰ ਅਸੀਂ ਕਾਲਾ ਬਟਨ ਲੱਗ ਜੀਏ ਸਾਨੂੰ ਕਿਤੇ ਮੇਰੇ ਸੰਗਤ ਚੰਗੀ ਉਹ ਜਿਹੜੀ ਪੁਰਾਣੀ ਸੰਗਤ ਆ ਪਰ ਅਸੀਂ ਕਹਿੰਦੇ ਹੁਣ ਟਲਣ ਲੱਗ ਗਿਆ ਬੰਦਾ ਪਾਸਾ ਬਟਨ ਲੱਗ ਗਿਆ ਹੁਣ ਜਦੋਂ ਅਸੀਂ ਕਿਸੇ ਨੂੰ ਬੁਲਾਉਣਾ ਹੀ ਨਹੀਂ ਸਿੱਧੇ ਮੂੰਹ ਮੱਥੇ ਤਿਉੜੀ ਪਾਉਣੀ ਹੈ ਜਦ ਲੋਭ ਆਇਆ ਸਾਡੇ ਅੰਦਰ ਲੋਭ ਦਾ ਕਹਿੰਦਾ ਅਪਮਾਨ ਕਰ ਝਾੜਿਓ ਜੇ ਕਿਤੇ ਆਏ ਬੰਦੇ ਨੂੰ ਅਸੀਂ ਘਰੇ ਅਪਮਾਨ ਕਰਕੇ ਝਾੜ ਦਈਏ ਉਹ ਆਉਂਦਾ ਜੇ ਲੋਭ ਨੂੰ ਅਸੀਂ ਗਲੇ ਲਾਈਏ ਜਿਹੜੇ ਜੰਮ ਕੇ ਦੂਤ ਨੇ ਇਹ ਹੀ ਦੂਤ ਨੇ ਜੰਮਦੇ ਜੰਮ ਇਹਨਾਂ ਦਾ ਪਤਾ ਹੀ ਮਾਰਦਾ ਜੰਮ ਦੀ ਸਹਿਣਾ ਇਹੀ ਹੈ ਬਕਾਰ ਜੇ ਦੂਤਾਂ ਨੂੰ ਫਸਦੀ ਏ ਕਹਿੰਦੇ ਜਮਦੂਤ ਵੀ ਟਲ ਜਾਂਦੇ ਨੇ ਜੇ ਸਾਧੂ ਤੋਂ ਇਹ ਤਾਂ ਨਿਕਲਦਾ ਹੀ ਨਹੀਂ ਇਹ ਝਾਕਦਾ ਹੀ ਨਹੀਂ ਅੰਦਰ ਉਹਦੇ ਕੋਲ ਆਏ ਹੋਏ ਨੇ ਸੰਤ ਬੈਠ ਕੇ ਜਿੱਦੇ ਪਹਿਲਾਂ ਕੋ ਸੰਗੀ ਬੈਠਦੇ ਸੀ ਉਹਦਾ ਆਪਣੇ ਰਾਜ 'ਚ ਮਗਨ ਹੈ ਉਹ ਆਜਾ ਮਾਰਦੇ ਨੇ ਟੈਲੀਫੋਨ ਬੁਲਾਉਂਦੇ ਨੇ ਮਾਰ ਮਾਰ ਮਿੱਤ ਗੱਲਾਂ ਮਾਰਦੇ ਨੇ ਜਾਜਾ ਵੀ ਚੱਲੀਏ ਹੁਣ ਉੱਥੇ ਪੁਰਾਣੇ ਅੱਡੇ ਤੇ ਉਹ ਮੇਰਾ ਨਾਮ ਵੀ ਉਹ ਤਾਂ ਨਿਸਕਾਰ ਬੰਦ ਕਰੀ ਜਾਂਦਾ ਸੁਪੀ ਹੋਇਆ ਸੁੱਚ ਆਫ ਕਰ ਦਿੰਦਾ ਸੁੱਚ ਆਫ ਕਰਤੀ ਡਿਸਕਨੈਕਟ ਫਿਰ ਟਲ ਜਾਂਦੇ ਨੇ ਫਿਰ ਤੇ ਹੁਣ ਨਹੀਂ ਨਿਕਲਦਾ ਸੁੱਚ ਵੀ ਬੰਦ ਕਰਤੀ ਰੋਜ਼ ਆ ਕੇ ਆਪੇ ਮੋੜ ਜਾਂਦਾ ਉਹ ਆਉਣਾ ਹੀ ਬੰਦ ਕਰ ਦਿੰਦੇ ਨੇ ਕਹਿੰਦੇ ਚਲੇ ਦੁਬਾਰਾ ਬੜੇ ਬੰਕੀ में ਜਾਮ ਕੇ दूत ਤੇ ਤੇ ਉਥੋਂ ਸੰਗ ਸਮਾਰੇ ਸ਼ਰਤ ਲਾਤੀ ਕੰਡੀਸ਼ਨ ਤੇ ਉੱਥੇ ਕਿੱਥੇ ਚੜ ਜਾਂਦੇ ਨੇ ਜਾਮ ਕੇ ਦੂਤ ਕਿੱਥੇ ਵੀ ਸੁਤੰਤਰ ਰਹੇ ਜੇ ਸਾਧੂ ਸੰਗ ਕਮਾਈ ਕਰਦਾ ਰਹੇ ਜੁੜਿਆ ਰਹੇ ਉੱਥੇ ਰਹੇ ਕਿਤੇ ਵੀ ਟਲ ਕੇ ਜਾਵੇ ਨਾ ਫਿਰ ਤੇਜ ਜਾਵੇ ਨਾ ਇਹਦਾ ਸ਼ੈਤਾਨ ਦਾ ਚਰਖਾ ਹੈ ਨਾ ਸਾਡਾ ਦਿਮਾਗ ਇੱਥੇ ਨਾ ਜਾਵੇ ਹਿਰਦੇ ਤੇ ਜੁੜਿਆ ਰਹੇ ਹਿਰਦੇ ਤੇ ਸਾਧੂ ਹੁੰਦਾ ਹੀ ਆ ਕੱਟ ਮੈਂ ਹਰਜੂ ਕਰਦੇ ਹਰਜੂ ਉੱਥੇ ਰਹਿ ਰਹੀ ਆ ਉੱਥੇ ਫਿਰ ਆਪੇ ਚੱਲ ਜਾਂਦੇ ਨੇ ਉਹਨਾਂ ਨੂੰ ਦੇਖ ਲੈ ਵੀ ਸਾਡੇ ਕੰਮ ਦਾ ਨਹੀਂ ਰਿਹਾ ਬੰਦਾ ਹੁਣ ਇਹ ਸਾਡੇ ਸਾਡੇ ਕੰਨੀ ਝਾਕਦੇ ਨਹੀਂ ਲੋਕ ਕੰਨੀ ਅਗਲੇ ਨਾਲ ਰਾਜ ਲਈਏ ਕਹਿੰਦਾ ਨਾ ਮੁਕਤੀ ਚਾਹੀਦੀ ਕਹਿੰਦਾ ਨਾ ਉਹਦਾ ਜਵਾਬ ਦਿੰਦਾ ਕਹਿੰਦਾ ਉਹ ਇਹ ਨਹੀਂ ਪਤਾ ਆਪਣੇ ਕੰਮ ਦਾ ਨਹੀਂ ਰਿਹਾ ਹੁਣ ਇਹ ਪਰ ਸਾਡੇ ਪਾਸਾ ਵੱਢ ਜਾਂਦੇ ਨੇ ਹਾਂਜੀ ਹਰ ਵਾਰ ਜਾਉਂ ਕੰਮ ਸਦ ਕੇ ਹਰ ਵਾਰ ਜਾਉਂ ਕੰਮ ਸਦ ਕੇ ਸਾਨੂੰ ਜਾਣਾ ਵੀ ਚਾਹੀਦਾ ਬਈ ਸਾਡੇ ਜਾਣਾ ਨਹੀਂ ਚਾਹੀਦਾ ਵਾਰ ਨੇ ਬਾਰ-ਬਾਰ ਫਸਗੇ ਜਾਈਏ ਕਿਹਦੇ ਉਹ ਜਿਹਨੇ ਜੰਮਦੇ ਦੂਤ ਪਾਲ ਤੇ ਜਿਹੜੇ ਤੰਗ ਕਰਦੇ ਕਦੇ ਕਰੋ ਤੰਗ ਮਾਰਦਾ ਸੀ ਕਦੇ ਬਹੁਤ ਤੰਗ ਕਰ ਮਾਰਦਾ ਸੀ ਜਿਹਨੇ ਐਸੀ ਵਸਤਾ ਬਣਾਤੀ ਫਿਰ ਸਦਕੇ ਕੇ ਚਾਹੀਦਾ ਸੰਤ ਸਦਕੇ ਗਿਆ ਪਰਮੇਸ਼ਰ ਸਦਕੇ ਨਹੀਂ ਗਿਆ ਕੱਲ ਨੂੰ ਸਦਕੇ ਉਹਦੇ ਜਾ ਜਿਹੜਾ ਅੰਦਰਲੇ ਬੈਠਾ ਜਿਹਨੇ ਪਹੁੰਚਾਇਆ ਅੰਤਰਾਤਮਾ ਦੇ ਬਲਿਹਾਰੇ ਜਾ ਜਿਹਨੇ ਐਸਾ ਅਵਸਥਾ ਰੱਖਿਆ ਹੈ ਨਾਨਕ ਪਾਪਾ ਅਜੇ ਸੰਤ ਦਾ ਨਾਮ ਨਹੀਂ ਲਿਖਿਆ ਤਾਂ ਮੈਂ ਕਹਿੰਦਾ ਨਾ ਗੁਰਬਾਣੀ ਦੇ ਸ਼ਬਦ ਦਾ ਨਾਮ ਹੀ ਆਇਆ ਸ਼ਬਦ ਨਾ ਹੁੰਦਾ ਹੀ ਨਹੀਂ ਸਾਡੇ ਦਾ ਬਾਹਰ ਮਤਲਬ ਸਾਰਿਆਂ ਦੀ ਨਾਮ ਨੇ ਆਪਾਂ ਨਾਮ ਕਾਹਨੂੰ ਲੈਣਾ ਜਿਹੜੇ ਗੁੱਸੇ ਹੋ ਜਾਂਦੇ ਨੇ ਠੀਕ ਹੈ ਤੇ ਹੁਣ ਕਹਿ ਦੋ ਬਾਈ ਨੇਮ ਆਪਾਂ ਕਾਹਨੂੰ ਨਾਮ ਲੈਣਾ ਪਰ ਗੁਰਬਾਣੀ ਦੇ ਨਾਮ ਵੇਚਦਾ ਨਹੀਂ ਆ ਪਤਾ ਤਾਂ ਗੁਰਬਾਣੀ ਵਾਲੇ ਸੰਤ ਦੀ ਗੱਲ ਕਰਨੀ ਹੈ ਨਾ ਗੁਰਬਾਣੀ ਦੇ ਸੰਤ ਦੇ ਸਦਕੇ ਜਾਣਾ ਉਹ ਸੰਤ ਦਾ ਨਾਮ ਨਹੀਂ ਆਇਆ ਉਹ ਸੰਤ ਸਾਰਿਆਂ ਦੇ ਅੰਦਰ ਆ ਆਪਣਾ ਆਪਣਾ ਹੀ ਹੈ ਮੈਂ ਆਪਣਾ ਗੁਰੂ ਮੂਝ ਦੇਖਿਆ ਸਤਗੁਰ ਦੇ ਖਾਲੀ ਕੋਈ ਨਹੀਂ ਜਿਹੜੇ ਪ੍ਰਭ ਮੇਲ ਮਲਾਏ ਉਹ ਸੰਤੇ ਗੁਰੂ ਹੁੰਦਾ ਉਹਦੇ ਹੀ ਸਦਕੇ ਜਾਣਾ ਆਪਣੇ ਅੰਦਰਲੇ ਗੁਰੂ ਦੇ ਹੀ ਜਿਹੜਾ ਇਸ ਅਵਸਥਾ ਤੱਕ ਗੁਰਬਾਣੀ ਨਾਲ ਜੋੜ ਕੇ ਲੈ ਗਿਆ ਜਮਾ ਦੇ ਦੂਤਾਂ ਨੂੰ ਵੀ ਖਹਿੜਾ ਛਡਾਤਾ ਸਦਕੇ ਜਾਣਾ ਹੀ ਚਾਹੀਦਾ ਕੁਰਬਾਨ ਹੋ ਜਾਣਾ ਚਾਹੀਦਾ ਆਪਣਾ ਆਪਾ ਵਾਰ ਕੇ ਰੱਖਣਾ ਚਾਹੀਦਾ ਬਹੁਤ ਵਾਰ ਸਦਕੇ ਜਾਣ ਦਾ ਮਤਲਬ ਹੈ ਕਿਸੇ ਵੇਲੇ ਵੀ ਆਪਣੀ ਅੰਤਰਾਤਮਾ ਤੋਂ ਉੱਠੇ ਗੁਰਬਾਣੀ ਨੇ ਅਵਸਥਾ ਤੱਕ ਪਹੁੰਚਾਇਆ ਤੇ ਸਦਕੇ ਜਾਣਾ ਨਹੀਂ ਆ ਸਦਕੇ ਹੀ ਜਾਂਦੇ ਜਿਹੜੀਆਂ ਪ੍ਰਕਰਮਾਂ ਕਰਦੇ ਆ ਵੀ ਸ਼ੁਕਰ ਆ ਤੇਰਾ ਬਚਾਦਾ ਤਾਂ ਦੁਨੀਆ ਵੀ ਜਾ ਰਹੀ ਹੈ ਪਤਾਰਾ ਕਿ ਜੇ ਤੂੰ ਬਚਾਇਆ ਐਡੇ ਗਿਆਨ ਦੀ ਸ਼ਰਾਬ ਕੇ ਤੁਲਾਈ ਹੈ ਕੋਈ ਸਾਰਾ ਕੁਝ ਭੁਲਾਤਾ ਸਦਕੇ ਜਾਣੇ ਚਾਹੀਦਾ ਬਾਹਰ ਨੂੰ ਜਾਣਾ ਹੀ ਬਣਦਾ ਹਾਂਜੀ ਨਾਨਕ ਪਾਪ ਬਨਾਸੇ ਕਰਕੇ ਇਹਨੇ ਪਾਪ ਦਾ ਕਲਪਨਾ ਦਾ ਕਰਦੀ ਸ਼ੁਰੂ ਕੀਤੀ ਕਰਕੇ ਆ ਜੰਮ ਕੇ ਦੂਤਾਂ ਦਾ ਖਹਿੜਾ ਛੁੱਟਦਾ ਐਂਡ ਚਾਹੇ ਕੇ ਜਿਹੜਾ ਪਾਪ ਹੈ ਨਾ ਹੁਕਮ ਦਾ ਵਿਰੋਧ ਕਰਨਾ ਗੁਰਬਾਣੀ ਹੁਕਮ ਦਾ ਵਿਰੋਧ ਕਰਨਾ ਆਪਣੀ ਆਤਮਾ ਅੰਤਰਾਤਮਾ ਤੋਂ ਉਲਟ ਚੱਲਣਾ ਇਹ ਪਾਪ ਮੰਨਦੇ ਉਹ ਜੋ ਅਸੀਂ ਆਪਣੀ ਅੰਤਰਾਤਮਾ ਨੂੰ ਦੁਖੀ ਕਰਕੇ ਜੋ ਕੰਮ ਕਰਦੇ ਉਹ ਪਾਪ ਹੈ ਬਸ ਪਾਪ ਦੀ ਡੈਫੀਨੇਸ਼ਨ ਨਹੀਂ ਕੋਈ ਦੇ ਸਕਦਾ ਜੇ ਅਸੀਂ ਪਾਪ ਪਾਪ ਤਾਂ ਸਾਡਾ ਆਪਣਾ ਆਪਣਾ ਘੜਿਆ ਹੋਇਆ ਕੋਈ ਮਤ ਕਿਸੇ ਕਿਸੇ ਕੋਈ ਵਿਅਕਤੀ ਪਾਪ ਮੰਨਦਾ ਕੋਈ ਨਹੀਂ ਮੰਨਦਾ ਹੁਣ ਗਊ ਖਾਨ ਨੂੰ ਹਿੰਦੂ ਪਾਪ ਮੰਨਦੇ ਮੁਸਲਮਾਨ ਨਹੀਂ ਮੰਨਦੇ ਪਾਪ ਉਹ ਤਾਂ ਫਿਰ ਆਪਣਾ ਆਪਣਾ ਹੋ ਗਿਆ ਅੰਗਰੇਜ਼ ਕਿਸੇ ਵੀ ਖਾਨ ਨੂੰ ਪਾਪ ਨਹੀਂ ਮੰਨਦੇ ਪਰ ਫੈਸਲਾ ਦਾ ਆਪਣਾ ਆਪਣਾ ਹੋ ਗਿਆ ਗੁਰਬਾਣੀ ਨੇ ਇੱਕ ਤੱਕ ਫੈਸਲਾ ਕਰਤਾ ਕਿ ਜੋ ਤੁਸੀਂ ਆਪਣੀ ਅੰਤਰਾਤਮਾ ਨੂੰ ਦੁਖੀ ਕਰਕੇ ਜੋ ਕੰਮ ਕਰਦੇ ਹੋ ਵਾਪਸ ਸੌਖੀ ਜੀ ਸੌਖੀ ਦੀ ਪਰਮਾਸ਼ਾ ਸੌਖੀ ਦੀ ਪਰਿਭਾਸ਼ਾ ਦੇਦੀ ਵੀ ਸਾਰੇ ਮੀਟਰ ਸਾਨੂੰ ਦੇਦਾ ਵੀ ਜਿਹੜਾ ਕੰਮ ਕਰੇ ਤੇ ਤੁਸੀਂ ਦੁਖੀ ਹੋਣੇ ਨਾ ਕਰੋ ਨਾ ਕਰੋ ਕਹਿੰਦੇ ਪਾਪ ਬਿਨਾਂ ਤੇ ਕੱਢ ਕੇ ਕਹਿੰਦੇ ਇਹ ਕੰਮ ਦਾ ਪੁਰਾਣਾ ਹੀ ਹੋ ਗਿਆ ਜੀ ਜਦੋਂ ਗੁਰੂ ਦੇ ਲੱਗ ਲੱਗੇ ਸੀ ਨਾ ਭਾਣੇ ਦਾ ਅੰਤਰਾਤਮਾ ਦਾ ਵਿਰੋਧ ਕਰਨ ਦਾ ਕਦ ਕਦ ਛੱਡ ਗਿਆ ਆ ਕੰਮ ਜੰਮਦੇ ਤੂੰ ਤੁਹਾਨੂੰ ਖੜਾ ਹੁਣ ਛੱਡਿਆ ਕਦ ਛੁੱਟਿਆ ਉਹ ਪਿਛਲੇ ਤੋਂ ਮੁੱਕ ਜਲਦੀ ਜਦ ਗੋਬਿੰਦ ਰਾਏ ਘਰ ਆ ਗਿਆ ਜਦ ਰਾਜਾ ਰਾਮ ਪਧਾਰਾ ਕਰੇ ਆ ਗਿਆ ਸ਼ਬਦ ਗੁਰੂ ਨਾਲ ਰਾਬਤਾ ਸਿੱਧਾ ਹੋ ਗਿਆ ਧੁਰ ਕੀ ਬਾਣੀ ਹੈ ਨਾ ਇਹ ਤਾਂ ਸਾਡੇ ਕੋਲ ਪਈ ਜੇ ਧੁਰ ਨਾਲ ਜਿੱਤਨ ਸਿੱਧਾ ਰਾਮ ਕਲਿਆਣ ਹੋ ਗਿਆ ਤਾਂ ਧੁਰ ਕਾ ਮੈਸੇਜ ਹੈ ਨਾ ਜਦ ਧੁਰ ਨਾਲ ਸਿੱਧਾ ਹੀ ਸੰਬੰਧ ਹੋ ਗਿਆ ਜਿੱਥੋਂ ਬਣੀ ਆਈ ਹੈ ਉਹ ਦੇਸ਼ ਵਿੱਚ ਚਲੇ ਗਏ ਜਦ ਉਹ ਜਹਲ ਉੱਥੇ ਚਲੇ ਗਏ ਇਹ ਸੂਤਾਂ ਨੂੰ ਖੜਵਾ ਛੁੱਟਣਾ ਖੁਦ ਨਹੀਂ ਦਾ ਪਾਣੇ ਦਾ ਕੰਮ ਪਹਿਲਾਂ ਜਦੋਂ ਅਸੀਂ ਗੁਰਬਾਣੀ ਦੇ ਗਿਆਨ ਕੋਲ ਆਉਂਦੇ ਆ ਇੱਥੋਂ ਹੀ ਅਸੀਂ ਵਿਰੋਧ ਕਰਨਾ ਛੱਡ ਦਿੰਦੇ ਆ ਹੌਲੀ ਹੌਲੀ ਜਿਹੜਾ ਅਸੀਂ ਅੰਦਰੋਂ ਆਪੇ ਹੀ ਬੁਕਾਰਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਆ ਪਹਿਲੇ ਹੋ ਜਾਂ ਉਹਨਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ